ਸ਼ਲੋਕ ਮਹਲਾ ਤੀਜਾ ਇਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਸੰਧਿਆ ਕੀ ਹੁੰਦੀ ਹੈ ਸੰਧਿਆ ਹੁੰਦੀ ਹੈ ਸੰਧੀ ਨੂੰ ਕਹਿੰਦੇ ਨੇ ਸੰਧਿਆ ਸੰਧਿਆ ਜੀ ਪੰਜਾਬੀ ਜੀ ਕਹਿੰਦੇ ਦੋਏ ਵੇਲੇ ਮਿਲਦੇ ਨੂੰ ਨਾ ਦਿਨ ਹੈ ਨਾ ਰਾਤ ਹੈ ਸਵੇਰ ਵਕਤ ਵਾਲੀ ਸੰਧਿਆ ਨੂੰ ਅਸੀਂ ਪ੍ਰਭਾਤ ਕਹਿੰਦੇ ਨੇ ਦੋ ਅਡਰ ਰੱਖੇ ਨੇ ਪ੍ਰਭਾਤ ਨਾ ਦਿਨ ਨਾ ਰਾਤ ਰਾਤ ਦਾ ਹਨੇਰਾ ਹੈ ਨਹੀਂ ਦਿਨ ਦਾ ਚੰਨ ਹੈ ਨਹੀਂ ਦੋ ਵੇਲੇ ਮਿਲਦੇ ਨੇ ਉਹਨੂੰ ਸੰਧਿਆ ਕਹਿੰਦੇ ਸ਼ਾਮ ਦੇ ਵੇਲੇ ਨੂੰ ਸੰਧਿਆ ਕਹਿੰਦੇ ਨੇ ਸਵੇਰ ਦੇ ਵੇਲੇ ਨੂੰ ਬਰਬਾਦ ਕਹਿੰਦੇ ਨੇ ਇਹ ਏਕਮ ਹੁੰਦੇ ਆ ਜਿਹੜਾ ਪੱਖ ਬਦਲਦਾ ਨਾ ਪਖਵਾੜਾ 15 ਦਿਨ ਦਾ ਮਹੀਨੇ ਦਾ ਪੂਰਨਮਾਸ਼ੀ ਤੋਂ ਬਾਅਦ ਇੱਕ ਹੁੰਦੀ ਹੈ ਮਸਿਆ ਤੋਂ ਬਾਅਦ ਜਿਹੜੀ ਇੱਕ ਹੁੰਦੀ ਉਹਨੂੰ ਪਰਵਾ ਕਹਿੰਦੇ ਨੇ ਪਰਵਾ ਪ੍ਰੀਤਮ ਕਰੋ ਵਿਚਾਰ ਤਾਂ ਕਿਹਾ ਹੋਇਆ ਯੂਪੀ ਚ ਪਰਵਾ ਬੋਲਦੇ ਨੇ ਅਸੀਂ ਇੱਕ ਮੈਂ ਕਹਿੰਦੇ ਨਹੀਂ ਕੀ ਪਤਾ ਲੱਗੂ ਇਹ ਕਮ ਕਿਹੜੀ ਹੈ ਪਰਵਾ ਦਾ ਮਤਲਬ 16ਵੀਂ ਥਿਤ ਦੂਜੇ ਪਖਵਾੜੇ ਦੀ ਪਹਿਲੀ ਥਿਤ ਮਹੀਨੇ ਦੀ 16ਵੀਂ ਦੂਜੇ ਬਖੋੜੇ ਦਾ ਪਹਿਲਾ ਦਿਨ ਮਹੀਨੇ ਦਾ 16ਵਾਂ ਦਿਨ ਹੁਣ ਅੱਡ ਨੋ ਰੱਖਿਆ ਉਹਦਾ ਪਰਵਾ ਜੇ ਉਹਨੂੰ ਵੀ ਹੁਕਮ ਕਹਿ ਦਈਏ ਕੀ ਪਤਾ ਲੱਗੂ ਇਹ ਹੁਕਮ ਕਿਹੜੀ ਹੈ ਜਦੋਂ ਅਸੀਂ ਇਹ ਹੁਕਮ ਕਹਿੰਦੇ ਆ ਕੀ ਪਤਾ ਲੱਗੂਗਾ ਕਿ ਤੋਂ ਇਹ 1 ਤਰੀਕ ਦਾ ਨਾ ਹੋਵੇ ਤਾਂ 16 ਤਰੀਕ ਨੂੰ ਕਹਿੰਦੇ ਆ ਅੱਛਾ ਬੜੀ ਸੋਈ ਕਹਿੰਦਾ ਸਰ ਬਦੀ ਦਾ ਮਤਲਬ ਆਪੇ ਹੋ ਗਿਆ ਦੂਜਾ ਪਖਵਾੜਾ ਨਾ ਪਹਿਲਾ ਪਖਵਾੜਾ ਸੁਦੀ ਦਾ ਮਤਲਬ ਆਪੇ ਪਤਾ ਲੱਗ ਗਿਆ ਤੇ ਸੁਧੀ ਦੀ ਇੱਕ ਕਮਾ ਤਾਂ ਆਪੇ ਪਤਾ ਲੱਗ ਗਿਆ ਪਿਛਲੇ ਪਖਵਾੜੇ ਦੀ ਸੁਧੀ ਨਾਲ ਆਤੀ ਫਿਰ ਤਾਂ ਪਤਾ ਲੱਗ ਗਿਆ ਨਾ ਪਰ ਜੇ ਸੁਧੀ ਬਦੀ ਨਾ ਨਾਲ ਲਾਈਏ ਫਿਰ ਕਿ ਫਿਰ ਸੁਧੀ ਦਾ ਅਰਥ ਕੀ ਹੈ ਸ਼ੁੱਧੀ ਦਾ ਹੁੰਦਾ ਹੈ ਚੰਦਰਮੇ ਵਾਲੀ ਚਾਨਣੀ ਅੱਛਾ ਜੀ ਬਦੀ ਦਾ ਮਤਲਬ ਹੁੰਦਾ ਨੇਰੇ ਵਾਲੀ ਬਦੀ ਕੀ ਹੁੰਦੀ ਹੈ ਬਦੀ ਹੁੰਦੀ ਹੈ ਵਿਰੋਧ ਕਰਨਾ ਅਗਿਆਨਤਾ ਜ ਵਿਰੋਧ ਹੋਈ ਜਾਂਦਾ ਹੈ ਹੁਕਮ ਦਾ ਆਪੇ ਬਿਨਾਂ ਕਰੇ ਤੇ ਬਿਨਾਂ ਕਰੇ ਤੇ ਵਿਰੋਧ ਹੋ ਜਾਂਦਾ ਜਿਹੜਾ ਬਿਨਾਂ ਕਰੇ ਤੇ ਜਦੋਂ ਵਿਰੋਧ ਹੁੰਦਾ ਉਹਨੂੰ ਕਹਿੰਦੇ ਨੇ ਅਚੇਤ ਪਾਪ ਜਾਣ ਕੇ ਨਹੀਂ ਅਸੀਂ ਕਰ ਰਹੇ ਪਾਪ ਸਾਨੂੰ ਪਤਾ ਵੀ ਨਹੀਂ ਇਹ ਪਾਪ ਹੈ ਪਰ ਪਾਪ ਹੋ ਜਾਂਦਾ ਮਨ ਅਚੇਤ ਪਾਪ ਤੇ ਅਸੀਂ ਨੋਇੰਗਲੀ ਨਹੀਂ ਕਰ ਰਹੇ ਪਾਪ ਪਰਮ ਪਾਪ ਕੀ ਹੈ ਹੁਕਮ ਦਾ ਵਿਰੋਧ ਸਾਨੂੰ ਪਤਾ ਨਹੀਂ ਹੁਕਮ ਦਾ ਵਿਰੋਧ ਪਾਪ ਹੈ ਪ੍ਰਚਾਰਿਆ ਪਾਪ ਹੋਰ ਹੋਇਆ ਇਸ ਕਰਕੇ ਕਬੀਰ ਨੇ ਨੂੰ ਅਚੇਤ ਪਾਪ ਦਾ ਨੋ ਰੱਖ ਜਿਹੜੇ ਪਾਪ ਬਾਰੇ ਤੈਨੂੰ ਦੱਸਿਆ ਨਹੀਂ ਕਿਸੇ ਨੇ ਜਿਹੜੇ ਪਾਪ ਬਾਰੇ ਤੈਨੂੰ ਗਿਆਨ ਨਹੀਂ ਹੈ ਉਹ ਪਾਪ ਨਾ ਕਰ ਉਹ ਤੇ ਡਰ ਜਿਹੜਾ ਪਾਪ ਤੂੰ ਮੰਨੀ ਬੈਠਾ ਉਹ ਪਾਪ ਤੇ ਭਾਵੇਂ ਨਾ ਡਰ ਉਹ ਪਾਪ ਹੈ ਹੀ ਨਹੀਂ ਜੇ ਤਾਂ ਤੈਨੂੰ ਡਰਾਤਾ ਉਹ ਡਰਨ ਵਾਲੀ ਚੀਜ਼ ਨਹੀਂ ਜਿਹੜੀ ਰਨ ਵਾਲੀ ਹੈ ਬਾਪ ਉਹ ਤੇ ਉਹ ਤੈਨੂੰ ਦੱਸੇ ਹੀ ਅੱਜ ਉਸ ਪਾਪ ਬਾਰੇ ਤੂੰ ਚੇਤਨ ਨਹੀਂ ਹੈ ਤੈਨੂੰ ਸੋਝੀ ਨਹੀਂ ਉਸ ਪਾਪ ਦੀ ਜੋ ਪਾਪ ਹੋ ਰਿਹਾ ਤੇ ਤੇ ਲਗਾਤਾਰ ਕਿਸੇ ਨੂੰ ਨਹੀਂ ਪਤਾ ਵੀ ਸੋਚਣਾ ਪਾਪ ਹੈ ਮਨ ਦੀ ਕਿਰਤ ਪਾਪ ਹੈ ਤਨ ਦੀ ਕਿਰਤ ਪਾਪ ਨਹੀਂ ਹੁੰਦੀ ਸੋਚ ਜਿੰਨਾ ਮਰਜੀ ਸਕਦੇ ਆ ਅਸੀਂ ਇੰਡੀਪੈਂਡੈਂਟ ਆ ਕਰ ਨਹੀਂ ਸਕਦੇ ਕਰਨ ਚ ਇੰਡੀਪੈਂਡੈਂਟ ਨਹੀਂ ਉਸ ਸੋਚ ਨੂੰ ਸਵੇ ਜਾਣ ਵਿੱਚ ਅਸੀਂ ਸਮਰੱਥ ਨਹੀਂ ਹਾਂ ਅਸਮਰੱਥ ਪਰ ਪਰਮੇਸ਼ਰ ਇਹ ਤੋਂ ਉਲਟ ਹੈ ਉਹ ਜੋ ਸੋਚਦਾ ਜਦੇ ਹੋ ਜਾਂਦਾ ਤਾਂ ਕਰਕੇ ਉਹ ਸਮਰੱਥ ਹੈ ਗੁਰੂ ਸਮਰੱਥ ਹੈ ਅਸੀਂ ਸਮਰੱਥ ਹਾਂ ਜੇ ਸਾਡੇ ਵੀ ਸੋਚ ਸਰੇ ਚੜਦੀ ਹੋਵੇ ਫਿਰ ਉਹ ਸਮਰੱਥ ਕਿਵੇਂ ਰਹਿ ਗਿਆ ਇਥੋਂ ਆ ਕੇ ਹੁਕਮ ਦੀ ਸਮਝ ਹੁੰਦੀ ਹੈ ਔਰ ਜਿਹੜੀ ਕਰਮ ਫਿਲਾਸਫੀ ਔਰ ਹੁਕਮ ਫਿਲਾਸਫੀ ਹੈ ਤੁਹਾਡਾ ਹੁੰਦੀ ਹੈ ਪਰ ਅਸੀਂ ਜੋ ਹੋ ਰਿਹਾ ਹੈ ਸਾਡੇ ਸਰੀਰ ਨਾਲ ਉਹ ਸਾਨੂੰ ਦੀਦਾ ਔਰ ਸਾਡੇ ਵਿੱਚ ਭਰਿਆ ਹੋਇਆ ਵੀ ਪਾਪ ਸਾਤੇ ਕੋਈ ਕੀੜੇ ਨੇ ਪੈਰ ਹੇਠਾਂ ਕੇ ਮਰ ਗਿਆ ਪਾਪ ਹੋ ਗਿਆ ਪਾਪ ਬਿੱਲੀ ਮਰ ਗਈ ਪਾਪ ਹੋ ਗਿਆ ਕੁਝ ਵੀ ਮਰ ਗਿਆ ਪਾਪ ਹੋ ਗਿਆ ਤਾਂ ਹੀ ਗੁਰਬਾਣੀ ਦੇ ਵਿੱਚ ਸੀ ਗੁਰੂ ਨਾਨਕ ਨੇ ਕਿਹਾ ਜੇਤੇ ਦਾਣੇ ਅਨ ਕੇ ਜੀਵਾਂ ਨੂੰ ਉਹ ਪਾਪ ਫਿਰ ਕੀ ਕਰੇਗਾ ਪਾਪ ਤੋਂ ਨਹੀਂ ਬਚਿਆ ਜਾ ਸਕਦਾ ਤੇ ਤੋਂ ਜਦੋਂ ਕਰਾਊਗਾ ਤੂੰ ਬਚੇਗਾ ਕਿਵੇਂ ਜਿਹੜਾ ਪਾਪ ਉਹਨੇ ਤੇ ਤੇ ਕਰਾਉਣਾ ਹੈ ਹੂੰ ਇਹ ਬਚੂਗਾ ਜੇ ਜਨਮ ਹੋਇਆ ਜੇ ਜਨਮ ਹੋਇਆ ਨਾ ਉਹਦਾ ਕਿਸੇ ਦਾ ਵੀ ਕੁਝ ਕਰਨ ਵਾਸਤੇ ਇੱਕ ਤਾਂ ਯੋਗਦਾਨ ਪਾਉਣਾ ਉਹਨੇ ਸੰਸਾਰ ਦੇ ਵਿੱਚ ਜੰਮਣਾ ਆ ਮਰਨਾ ਆ ਪਾਲਣਾ ਕਰਨੀ ਇਹ ਤਿੰਨੇ ਕੰਮ ਜੀ ਕਰ ਰਹੇ ਨੇ ਪ੍ਰਗਟ ਕਰਤਾ ਇਹ ਆਪ ਨੇ ਜੀਆਂ ਨੂੰ ਜੀ ਪੈਦਾ ਕਰਦੇ ਨੇ ਜੀਉ ਪਾਲਣਾ ਕਰਦੇ ਨੇ ਜੀਉ ਖਾਂਦੇ ਨੇ ਮਾਰਦੇ ਨੇ ਤੇ ਪਰਮੇਸ਼ਰ ਦਾ ਅੱਜ ਕੀ ਰੋਲ ਹੋਵੇ ਕਿਸੇ ਨੂੰ ਮਾਰਦਾ ਦੇਖਿਆ ਰੱਬ ਵੀ ਮਾਰਦਾ ਕਿਸੇ ਨੂੰ ਫਿਰ ਵੀ ਅਸੀਂ ਕਹਿੰਦੇ ਵੀ ਉਹਦਾ ਹੁਕਮ ਸੀ ਉਹਦਾ ਪਾਣਾ ਸੀ ਬਸ ਉਹ ਹੈਗਾ ਅਸੀਂ ਕਹੀ ਜਾਂਦੇ ਆ ਹੈਗਾ ਸੱਚ ਗੱਲ ਪਰ ਪਰਦੇ ਦੇ ਪਿੱਛੇ ਕਰ ਰਿਹਾ ਹੈ ਜਿਹਦੇ ਵਾਸਤੇ ਪਰਦਾ ਚੱਕਿਆ ਜਾਂਦਾ ਉਹਨੂੰ ਦੇਣਾ ਹੁੰਦਾ ਅਸੀਂ ਉਹਨਾਂ ਦਾ ਦੱਸਿਆ ਹੋਇਆ ਮੰਨੀ ਜਾਂਦੇ ਦੱਸਿਆ ਹੋਇਆ ਉਹਨਾਂ ਦਾ ਜਿਨ੍ਹਾਂ ਦਾ ਪਰਦਾ ਚੱਕਿਆ ਗਿਆ ਸੀ ਭਰਮ ਦਾ ਜਿਹੜੇ ਜਾਗ ਪਏ ਸੀ ਜਾਗਦੇ ਸੀ ਇਹ ਜਾਗਦਿਆਂ ਦੀ ਗੱਲ ਹੈ ਬਾਣੀ ਹੈ ਅਸੀਂ ਸੁਪਨੇ ਵਾਲੇ ਆ ਪੜਦੇ ਅਸੀਂ ਉਹੀ ਆ ਅਸੀਂ ਪੜਦੇ ਆ ਜਿਵੇਂ ਤੋਤੇ ਨੂੰ ਪੜਾ ਦੀਦਾ ਤੋਤਾ ਜਿਹੜੀ ਗੱਲ ਕਹਿੰਦਾ ਹੁੰਦਾ ਉਹਨੂੰ ਸਮਝ ਨਹੀਂ ਹੁੰਦੀ ਇਹਦੀ ਇਹਦਾ ਅਰਥ ਕੀ ਹੈ ਤੋਤੇ ਤੇ ਕੁਝ ਪੜਾ ਲਓ ਉਹਨੂੰ ਇਹ ਨਹੀਂ ਪਤਾ ਹੁੰਦਾ ਇਹਦਾ ਮਤਲਬ ਕੀ ਹੈ ਤੋਤੇ ਵਾਲੀ ਪੜਾਈ ਹੈ ਸਾਡੀ ਉਹ ਤੋਤੇ ਨੂੰ ਪਤਾ ਲੱਗ ਜਾ ਮੈਂ ਕੀ ਕਹਿਣਾ ਜਿਹੜਾ ਤੋਤਾ ਤੋਤੇ ਨਾਲ ਗੱਲ ਕਰਦਾ ਉਹਦਾ ਤੁਹਾਨੂੰ ਪਤਾ ਮੈਂ ਕੀ ਕਰਦਾ ਜਿਹੜਾ ਜਦੋਂ ਤੋਤਾ ਆਦਮੀ ਦੀ ਬੋਲੀ ਬੋਲਦਾ ਨਾ ਉਹਨੂੰ ਕੋਈ ਨਹੀਂ ਪਤਾ ਕੀ ਕਰਦਾ ਇਹ ਤੋਤਾ ਆਦਮੀ ਦੀ ਬੋਲੀ ਬੋਲ ਰਿਹਾ ਸੂਰਡਾ ਪੜਾਵਤ ਕਨਕਾ ਤਰੀ ਦਾ ਮਤਲਬ ਇਹੀ ਹੈ ਜਿੰਨਾ ਜਰ ਜਾਗਦਾ ਨਹੀਂ ਉਹਨਾਂ ਜਰ ਤੋਤਾ ਹੀ ਹੈ ਜਾਗਣਾ ਦੇ ਨੇ ਕੇ ਜੇ ਕਿਸੇ ਤੋਂ ਪੜਦਾ ਤਾਂ ਹੋਰ ਗੱਲ ਹੈ ਜੇ ਆਪ ਪੜਦਾ ਤਾਂ ਹੋਰ ਗੱਲ ਪੜਨਾ ਦੋ ਪ੍ਰਕਾਰ ਦਾ ਹੋਇਆ ਨਾ ਜਾਂ ਸੂਰਟਾ ਪੜਾਵਤ ਜਾਂ ਗਨਕਾ ਪੜਾਉਂਦੀ ਹੈ ਤਾਂ ਤੋਤਾ ਪੜਦਾ ਹੋਰ ਗੱਲ ਹੈ ਆਪਣੇ ਆਪ ਪੜਦਾ ਹੋਰ ਗੱਲ ਹੈ ਆਪਣੇ ਆਪ ਪੜਦਾ ਅਰਥ ਵੀ ਆਪੇ ਕਰਦਾ ਹੈ ਜਾਂ ਕੋਈ ਬਣਾਉਂਦਾ ਤਾਂ ਅਰਥ ਉਹਦਾ ਹੁੰਦਾ ਜੇ ਤਾਂ ਪੜਾਉਣ ਵਾਲਾ ਗਲਤ ਅਰਥ ਦੱਸਦਾ ਫਿਰ ਤਾਂ ਗਲਤ ਪਾਸੇ ਲੱਗ ਜੂਗਾ ਜੇ ਠੀਕ ਕਰਦਾ ਤਾਂ ਠੀਕ ਪਾਸੇ ਲੱਗ ਜੂਗਾ ਇਹ ਗੁਰਬਾਣੀ ਦੀ ਗੱਲ ਸੀ ਤਾਂ ਹੀ ਇਹਨੂੰ ਖੰਡੇ ਉੱਤੇ ਕੀ ਬਾਣੋਂ ਨੇ ਕੀ ਕਹਿੰਦੇ ਜਿਹਦੇ ਉਲਟੇ ਅਰਥ ਆ ਗਏ ਨਾ ਹੱਥ ਫਿਰ ਉਦੋਂ ਵੀ ਗਏ ਜੇ ਜਿਵੇਂ ਸਾਨੂੰ ਉਲਟੇ ਅਰਥ ਮਿਲ ਗਏ ਨਾ ਬਾਣੀ ਦੇ ਇਹ ਤਲਵਾਰ ਆਪਣੇ ਗਾਲ ਨੂੰ ਚੱਲ ਗਈ ਇਹ ਤਲਵਾਰ ਆਪਣੇ ਗਾਲ ਨੂੰ ਚੱਲ ਗਈ ਹੁਣ ਆਪਣੇ ਪੈਰ ਤੇ ਘਾੜਾ ਵੱਜ ਗਿਆ ਹੁਣ ਇਹ ਅਸੀਂ ਸਿੱਖ ਜਿਹੜਾ ਸਾਨੂੰ ਕਹੂਗਾ ਸਿੱਖ ਨਹੀਂ ਉਹਦੇ ਅਸੀਂ ਗੱਲ ਪਾਵਾਂਗੇ ਔਰ ਸਿੱਖੀ ਤੋਂ ਅਸੀਂ ਵਿਰੋਧ ਸਾਰਾ ਸਾਰਾ ਆਚਰਣ ਸਾਡਾ ਸਿੱਖੀ ਵਿਰੋਧੀ ਹੈ ਇਹ ਤਾਂ ਬੜੀ ਖਤਰਨਾਕ ਗੱਲ ਹੈ ਤੁਹਾਨੂੰ ਤਾਂ ਕੋਈ ਕਹਿ ਕੇ ਦੱਸ ਕੇ ਮੋੜ ਵੀ ਨਹੀਂ ਸਕਦਾ ਕਿਉਂ ਗੱਲ ਪੈ ਰਹੇ ਹੋ ਤੁਸੀਂ ਉਹਦੇ ਤੁਹਾਨੂੰ ਤਾਂ ਕੋਈ ਕਹਿ ਕੇ ਮੋੜ ਵੀ ਨਹੀਂ ਸਕਦਾ ਕਿ ਤੁਸੀਂ ਗਲਤ ਪਾਸੇ ਨੂੰ ਜਾ ਰਹੇ ਹੋ ਇਹ ਜਿਹੜਾ ਸੁਭਾਅ ਬਣ ਗਿਆ ਬੜਾ ਹੀ ਖਤਰਨਾਕ ਹੈ ਉਹ ਤਿੱਖੀ ਬਾੜੋ ਲਿਖੀ ਵਾਲੀ ਗੱਲ ਇਹ ਤਾਂ ਸੁਣਨ ਨੂੰ ਤਿਆਰ ਨਹੀਂ ਉਹ ਜ਼ਮਾਨੇ 'ਚ ਲੋਕ ਸੁਣਨ ਨੂੰ ਤਾਂ ਤਿਆਰ ਤੇ ਕਮਜ਼ਕਮ ਕਬੀਰ ਦੀ ਗੱਲ ਸਾਰਿਆਂ ਨੇ ਸੁਣੀ ਭਗਤਾਂ ਦੀ ਗੱਲ ਸੁਣੀ ਚਾਹੇ ਮੰਨੀ ਨਾ ਮੰਨੀ ਉਹਦਾ ਅਲੱਗ ਗੱਲ ਹੈ ਪਰ ਸੁਣਤਾ ਲਈ ਨਾ ਅਸੀਂ ਤਾਂ ਜੇ ਸੁਣਨ ਨੂੰ ਤਿਆਰ ਨਹੀਂ ਕਿੰਨੀ ਖਤਰਨਾਕ ਪੋਜੀਸ਼ਨ ਅਸੀਂ ਤਾਂ ਉਹਨੂੰ ਕਤਲ ਕਰ ਦਾਂਗੇ ਜੇ ਕੋਈ ਕਹੂਗਾ ਕਿ ਤੁਸੀਂ ਉਹ ਡੇਰਾ ਜਾ ਰਹੇ ਕਿਤੇ ਲਿਖਿਆ ਬਾਣੀ ਜੀ ਵੀ ਸਿੱਖਿਆ ਦੇਣ ਵਾਲੇ ਨੂੰ ਸੁਣ ਲਓ ਨਾ ਮੰਨੋ ਤੁਸੀਂ ਸੁਣ ਲਓ ਵਿਚਾਰੋ ਜੇ ਗਲਤ ਗੱਲ ਹੈ ਉਹਨੂੰ ਦੱਸੋ ਇਹ ਨਹੀਂ ਹੈ ਗੱਲ ਗੁਰਬਾਣੀ ਦਾ ਕਹਿੰਦੀ ਇਹ ਕਿੱਥੇ ਕਹਿੰਦੀ ਥੋੜਾ ਜਿਹੜਾ ਭੜਕ ਜਾਣਾ ਇਹ ਇੰਨਾ ਖਤਰਨਾਕ ਹੈ ਤਲਵਾਰ ਤੁਹਾਡੇ ਗਲ ਨੂੰ ਚੱਲ ਗਈ ਹੈ ਇਹਦਾ ਮਤਲਬ ਹੈ ਸਿੱਖੀ ਦੀ ਖੰਜਰ ਤਿੱਖੀ ਦੇਖੀ ਕੋਈ ਕਿਉਂਕਿ ਗੱਲ ਬੜੀ ਬਰੀਕ ਸੀ ਸਮਝ ਆਈ ਨਹੀਂ ਸਮਝਾਉਣੀ ਬੜੀ ਮੁਸ਼ਕਲ ਹੈ ਜੋ ਤੁਸੀਂ ਸਮਝੀ ਹੈ ਉਲਟ ਹੈ ਉਲਟ ਨੂੰ ਤੁਸੀਂ ਠੀਕ ਮੰਨ ਲਿਆ ਬਹੁਤ ਹੀ ਖਤਰਨਾਕ ਗੱਲ ਦੂਜੀ ਸੁਣਨ ਨੂੰ ਤਿਆਰ ਨਹੀਂ ਹੁਣ ਇਹ ਗੱਲ ਹੋਊਗੀ ਵੀ ਨਵੇਂ ਸਿੱਖ ਬਣਨਗੇ ਜਿਹੜੇ ਇੱਥੇ ਖੜੇ ਨੇ ਨਾ ਵੀ ਅਸੀਂ ਸੁਣਨ ਨੂੰ ਤਿਆਰ ਨਹੀਂ ਹੋ ਗਏ ਉਹਨਾਂ ਜਨਮ ਹੁਣ ਕੋਈ ਨਹੀਂ ਬਚਾ ਸਕਦਾ ਉਹ ਖਤਮ ਨਵੇਂ ਸਿਰੇ ਤੇ ਸਿੱਖੀ ਸਟਾਰਟ ਹੋ ਸਕਦੀ ਉਹਨਾਂ ਨੇ ਸਖਰੀ ਨਹੀਂ ਬਣਨਾ ਕਦੇ ਕਿ ਗਏ ਜਿਨ੍ਹਾਂ ਨੇ ਨਾਨਕ ਦੀ ਗੱਲ ਨਹੀਂ ਸੁਣੀ ਗੁਰੂਆਂ ਦੀ ਗੱਲ ਨਹੀਂ ਸੁਣੀ ਇਹ ਭਗਤਾਂ ਦੀ ਗੱਲ ਨਹੀਂ ਸੁਣੀ ਉਹਨਾਂ 'ਚ ਪਰਵਰਤਨ ਨਹੀਂ ਹੈ ਜੋਗੀ ਮੰਨ ਕੇ ਵੀ ਨਹੀਂ ਬਦਲੇ ਸਭੋ ਸ੍ਰੀ ਚੰਦ ਨੂੰ ਜੋਗੀ ਸਾਧ ਬੁਲਾ ਲਿਆ ਅੱਜ ਕਿੱਥੇ ਨੇ ਜੋ ਪੁੱਛਦਾ ਕਿੱਥੇ ਗਏ ਕੋਈ ਪੁੱਛਦਾ ਨਹੀਂ ਕੋਈ ਗੱਲ ਕਰਦਾ ਬੜ ਹਿੰਦੁਸਤਾਨ ਜੇ ਨਹੀਂ ਕਰਦਾ ਕੋਈ ਬੜ ਕੀ ਕਰਦਾ ਸਮਾਂ ਝੂਠ ਨੂੰ ਨੰਗਾ ਕਰ ਦਿੰਦਾ ਸਮਾਂ ਝੂਠ ਨੂੰ ਆਪੇ ਨੰਗਾ ਕਰ ਦਿੰਦਾ ਕਿਉਂਕਿ ਲੋਕਾਂ ਦਾ ਬੋਲ ਜਿਹੜਾ ਹੈਗਾ ਲੋਕਾਂ ਦਾ ਗਿਆਨ ਆਪਣੇ ਆਪ ਬੰਦਾ ਜਾ ਰਿਹਾ ਅੱਜ ਸਾਡੇ ਬੱਚੇ ਉਸ ਪ੍ਰਚਾਰ ਨੂੰ ਕਿਉਂ ਨਹੀਂ ਮੰਨ ਰਹੇ ਸਾਡੇ ਨੂੰ ਕੋਈ ਪੁੱਛਿਆ ਉਹਨਾਂ ਦੀ ਇੱਕ ਦਲੀਲ ਦਾ ਸਾਡੇ ਕੋਲ ਜਵਾਬ ਹੈ ਨਹੀਂ ਅਸੀਂ ਚਪੇੜ ਮਾਰ ਸਕਦੇ ਜਵਾਬ ਨਹੀਂ ਦੇਣਾ ਕੂੜ ਸਕਦੇ ਕੂੜ ਕੇ ਬਿਠਾ ਸਕਦੇ ਹਾਂ ਉਹ ਜਵਾਬ ਸਾਡੇ ਕੋਲ ਹੈ ਨਹੀਂ ਕਿੱਥੋਂ ਕਮ ਕਮ ਪਿੱਛੇ ਪੰਡਤ ਘੂਰ ਕੇ ਨਹੀਂ ਸੀ ਪਟਾਣ ਦਾ ਚੁੱਪ ਕਰ ਜਾਂਦਾ ਸੀ ਉਹਦਾ ਨਹੀਂ ਸੀ ਚੁੱਪ ਕਰ ਜਾਂਦਾ ਸੀ ਐ ਨਹੀਂ ਕਹੀਦਾ ਹੁੰਦਾ ਸ਼ਰਧਾ ਰੱਖੀ ਦੀ ਹੁੰਦੀ ਹੈ ਨਰਮ ਤਰੀਕੇ ਨਾਲ ਉਹਨੂੰ ਬਰਾ ਦਿੰਦਾ ਸੀ ਘੂਰਦਾ ਨਹੀਂ ਸੀ ਇਹ ਸਾਰਾ ਧਰਮ ਦੇ ਜਿਹੜੀ ਕੱਟੜਤਾ ਹੈ ਜੋ ਅਤਵਾਦ ਪੈਦਾ ਹੋਇਆ ਹੈ ਚਾਹੇ ਇਸਲਾਮ ਚ ਚਾਹੇ ਸਿੱਖਾਂ ਚ ਜਦੋਂ ਬਾਸ ਕਹਿੰਦੇ ਨੇ ਤਾਂ ਆਪੇ ਲੱਗ ਜਾਂਦੀ ਉਹਨੂੰ ਉਹਨਾਂ ਦੇ ਆਪਣੇ ਅੰਦਰ ਲਈ ਅੱਗ ਪੈਦਾ ਹੋ ਗਏ ਉਹ ਸਾਰਾ ਜੰਗਲ ਸਾੜ ਦਿੰਦੀ ਹੈ ਇਹ ਜਿਹੜੀ ਖੈ ਖਾਈ ਹੈ ਸਿੱਖਾਂ ਚ ਪੈਦਾ ਹੋਈ ਆਪਸ ਵਿੱਚ ਹੀ ਤੇ ਇਹਨਾਂ ਦੇ ਅੰਦਰਲੀ ਅੱਗ ਪ੍ਰਗਟ ਹੋਊ ਇਹਨਾਂ ਨੂੰ ਭਸਮ ਕਰ ਦੂ ਜੇ ਨਾਲ ਸਿੱਧੇ ਹੋ ਜਾਂਦੇ ਸ਼ਲੋਕ ਮਹਲਾ ਤੀਜਾ ਇਹਾ ਸੰਧਿਆ ਪ੍ਰਮਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਉਹ ਮੇਲ ਸੰਧਿਆ ਮੇਲ ਐਸਾ ਮੇਲ ਪ੍ਰਵਾਨ ਹੈ ਮਾਨਵ ਚਿੱਤ ਦਾ ਇਕੱਠੇ ਹੁੰਦੇ ਡਾਕਾ ਮਾਰਨ ਨੂੰ ਵੀ ਇਕੱਠੇ ਹੋ ਜਾਂਦੇ ਕੋਈ ਕੰਮ ਕਰਨਾ ਹੋਵੇ ਜਦੋਂ ਤੁਸੀਂ ਫੈਸਲਾ ਲੈ ਲੈਣ ਵੀ ਆ ਕੰਮ ਕਰਨਾ ਮਾਨਵ ਚਿੱਤ ਦੋਹਾਂ ਦਾ ਫੈਸਲਾ ਹੁੰਦਾ ਕੱਲੇ ਬੰਦਾ ਫੈਸਲਾ ਨਹੀਂ ਹੁੰਦਾ ਜਿੰਨਾ ਚਿਰ ਚਿੱਤ ਉਹਦੇ ਨਾਲ ਹੀ ਲੱਗਦਾ ਫੈਸਲਾ ਹੁੰਦਾ ਹੀ ਨਹੀਂ ਪੈਂਡਿੰਗ ਰਹਿ ਜਾਂਦਾ ਕੋਈ ਫੈਸਲਾ ਕਰ ਲੋ ਉਹਨਾਂ ਚਿਰ ਪੈਂਡਿੰਗ ਹੈ ਜਿੰਨਾ ਚਿਰ ਦੋਏ ਨਹੀਂ ਇੱਕ ਥਾਂ ਹੁੰਦੇ ਇਹ ਚਿੱਤ ਮੰਨਦਾ ਨਹੀਂ ਇਹ ਕਰਨਾ ਮਨ ਮੰਨਦਾ ਕਰਨਾ ਤਾਂ ਪੈਂਡਿੰਗ ਰਹਿ ਜੂ ਫੈਸਲਾ ਇਹ ਤਾਂ ਮਨ ਮੰਨ ਜਿਵੇਂ ਨਹੀਂ ਕਰਨਾ ਇਹ ਚਿੱਤ ਮੰਨ ਜਿਵੇਂ ਕਰਨਾ ਕੋਈ ਕੰਮ ਅਸੀਂ ਯਾਦ ਕਰਦੇ ਜੇ ਦੋ ਚਿੱਤੀ ਨਾ ਕਰਾਂਗੇ ਤਾਂ ਕਿਸੇ ਦੇ ਹੋਰ ਤੀਏ ਦੇ ਪ੍ਰੈਸ਼ਰ ਚ ਆ ਕੇ ਕਰਾਂਗੇ ਥਰਡ ਪਰਸਨ ਦੇ ਘਰ ਦੇ ਦੇ ਕਿਸੇ ਭਰਾ ਦੇ ਮਿੱਤਰ ਦੇ ਕਿਸੇ ਬੱਚੇ ਦੇ ਚਿੱਤ ਤਾਂ ਨਹੀਂ ਬੰਦਾ ਹੁੰਦਾ ਪਰ ਕਰ ਲੈਂਦੇ ਆ ਉਹ ਕਿਸੇ ਦਾ ਹੋਰ ਦਾ ਹੁੰਦਾ ਨਾ ਸਹਿਮਤੀ ਕੱਲਾ ਬੰਦੇ ਆਪਣੇ ਲੈਵਲ ਤੇ ਨਹੀਂ ਕਰਦਾ ਫਿਰ ਉਧਰ ਵੋਟਾਂ ਹੋਰ ਵੱਜ ਜਾਂਦੀਆਂ ਨੇ ਕਹਿੰਦਾ ਚਲੋ ਯਾਰ ਅੰਦਰ ਮਨ ਤਾਂ ਮੰਦਾ ਨਹੀਂ ਪਰ ਹੁਣ ਜੇ ਤੁਸੀਂ ਕਹਿੰਦੇ ਹੋ ਚੱਲ ਕਰ ਲੈਂਦੇ ਫਿਰ ਮਜਬੂਰੀ ਦਾ ਫੈਸਲਾ ਹੁੰਦਾ ਉਹ ਮਜਬੂਰ ਹੋ ਕੇ ਹੁੰਦਾ ਜੇ ਆਪਣੇ ਲੈਵਲ ਤੇ ਕਰਦਾ ਤਾਂ ਮਨ ਚਿੱਤ ਇੱਕ ਹੋ ਕੇ ਕਰਦਾ ਸੰਧਿਆ ਕਿਹੜੀ ਪ੍ਰਵਾਨ ਹੈ ਇਹ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਜੇ ਕਿਸੇ ਨੇ ਸਲਾਹ ਦਿੱਤੀ ਹੈ ਤੁਹਾਨੂੰ ਆਪਾਂ ਉਹਦੇ ਨਾਲ ਸੰਧਿਆ ਕੀਤੀ ਹੈ ਆਪਾਂ ਉਹਦੇ ਨਾਲ ਰਹਿ ਮਿਲਾ ਲਈ ਆਪਣੀ ਰਹਿ ਉੱਤੇ ਮਿਲ ਗਈ ਉਹ ਸੰਧਿਆ ਹੋ ਗਈ ਵਿਚਾਰ ਮਿਲ ਗਏ ਪਰ ਦਰਗਾਹ ਦੇ ਵਿੱਚ ਕਿਹੜੀ ਪ੍ਰਵਾਨ ਇੱਥੇ ਪ੍ਰਵਾਨ ਦਾ ਮਤਲਬ ਦਰਗਾਹ 'ਚ ਪ੍ਰਵਾਨ ਦੀ ਗੱਲ ਹੈ ਸਾਨੂੰ ਤਾਂ ਖਰਾ ਕਿਹੜੀ ਪ੍ਰਵਾਨ ਹੋ ਜਵੇ ਮਨ ਦਾ ਜਿਹੜੀ ਪ੍ਰਵਾਨ ਹੁੰਦੀ ਉਹ ਕਰਦਾ ਦਰਗਾਹ ਜੋ ਪ੍ਰਵਾਨ ਹੈ ਜਿਹਦੇ 'ਚ ਮੇਰਾ ਹਰ ਪ੍ਰਭ ਚਿੱਤ ਆਵੇ ਰਿਕਾਰਡਿੰਗ ਬੰਦ ਕਰ ਚਲ ਖਤਰਾ चल ਤੂੰ ਉੱਥੇ ਬੈਠਾ ਸੀ ਅੱਛਾ ਅੱਛਾ ਅੱਛਾ ਇਹ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿੱਤ ਆਵੇ ਪ੍ਰਵਾਨ ਜਦੋਂ ਵੀ ਲਫ਼ਜ਼ ਆਉਂਦਾ ਹੈ ਨਾ ਪ੍ਰਵਾਨ ਗੱਲ ਹੈ ਗੁਰੂ ਦਰਗਾਹ ਪ੍ਰਵਾਨ ਹੈ ਕਿਹੜੀ ਗੱਲ ਹੋਰ ਪ੍ਰਵਾਨ ਕਿਹਨੇ ਕਰਨਾ ਸੰਸਾਰ ਦੇ ਵਿੱਚ ਤਾਂ ਆਪਣੇ ਆਪਣੇ ਲੈਵਲ ਦੀ ਪ੍ਰਮਾਣਿਕਤਾ ਹੈ ਕਿਸੇ ਨੂੰ ਕੋਈ ਚੀਜ਼ ਪ੍ਰਮਾਣਿਤ ਕਿਸੇ ਨੂੰ ਕੋਈ ਚੀਜ਼ ਪ੍ਰਮਾਣਿਤ ਦਰਗਾਹ ਚੋਂ ਸਤਿਆ ਪ੍ਰਮਾਣ ਹੈ ਜਦੋਂ ਨਿਰਾਕਾਰ ਤੇ ਨਾਲ ਜੁੜੇ ਸੁਰਤ ਸਾਨੂੰ ਨਿਰਾਕਾਰ ਦੀ ਸੋਝੀ ਬੁੱਧੀ ਜਦੋਂ ਜਿੰਨਾ ਚ ਨਿਰਾਕਾਰ ਨੂੰ ਸਮਝਦੀ ਰਹਿੰਦੀ ਹੈ ਆਤਮ ਚਿੰਤਨ ਕਰਦੀ ਰਹਿੰਦੀ ਹੈ ਆਤਮ ਚਿੰਤਨ ਵਾਲਾ ਮੇਲ ਪ੍ਰਵਾਨ ਚਾਹੇ ਕਿਸੇ ਕੋਲ ਬੈਠ ਕੇ ਕਰੇ ਚਾਹੇ ਆਪਣੇ ਆਪ ਕਰੇ ਜਿਹੜੀ ਘੜੀ ਆਤਮ ਚਿੰਤਨ ਕਰਦੀ ਉਹੀ ਸੰਧਿਆ ਸੰਧਿਆ ਕਿਸੇ ਸਮੇਂ ਦਾ ਨਾਮ ਨਹੀਂ ਹੁੰਦਾ ਸੰਧਿਆ ਹੁੰਦਾ ਮੇਲ ਦਾ ਨਾਮ ਇੱਕ ਵਾਰ ਇੱਕ ਚਿੱਤ ਹੋਣ ਦਾ ਨਾਮ ਸੰਧਿਆ ਸੰਧੀ ਦੋ ਚੀਜ਼ਾਂ ਦਾ ਮਿਲਾਪ ਸੰਧਿਆ ਕਿਸੇ ਸਮੇਂ ਦਾ ਨਾਮ ਨਹੀਂ ਹੈ ਉਹ ਤਾਂ ਅਸੀਂ ਰੱਖ ਲਿਆ ਵੀ ਦੋਵੇਂ ਵੇਲੇ ਮਿਲਦੇ ਨੇ ਆਪਾਂ ਜਿਵੇਂ ਕਹਿੰਦੇ ਨੇ ਉਹਨੂੰ ਵੀ ਸੰਧਿਆ ਕਹਿੰਦੇ ਨੇ ਇਹ ਵੀ ਮਰਦ ਵੇਲੇ ਦਾ ਭਲੇਖਾ ਪਾ ਲਿਆ ਸੀ ਸਵੇਰ ਵੇਲੇ ਨੂੰ ਮਰਦ ਵੇਲੇ ਜਦ ਅਮਰਤ ਸਦ ਹੀ ਵਰਸਦਾ ਕਹਿੰਦੀ ਹੈ ਬਾਣੀ ਤੇ ਅਮਰਤ ਵੇਲਾ ਦਾ ਸਦਾ ਹੀ ਹੈ ਸਵਾਲ ਤਾਂ ਆਇਆ ਅਸੀਂ ਕਦੋਂ ਪੀਤਾ ਦਰਿਆ ਚੱਲਦਾ ਹੈ ਦਿਨ ਰਾਤ ਚੱਲਦਾ ਹੈ ਕਿਸੇ ਨੇ ਪਾਣੀ ਉਹ ਜੋ ਕਦੋਂ ਪੀਤਾ ਉਹ ਵੇੜਾ ਉਹਦੇ ਖਾਤਰ ਅੰਮ੍ਰਿਤ ਵੇੜਾ ਆਕਾਸ਼ ਮੇ ਹਮਨੇ ਲਹੰਗ ਦਰਿਆ ਦਰਿਆ ਦਾ ਤੇਰੇ ਹਿਰਦੇ 'ਚ ਚੱਲਦਾ ਤੈਂ ਕਦੋਂ ਜੇ ਡੁਬਕੀ ਮਾਰੀਏ ਪਾਣੀ ਪੀਤਾ ਤੂੰ ਕਦੋਂ ਜੇ ਇਸ਼ਨਾਨ ਕੀਤਾ ਉਹ ਅੰਮ੍ਰਿਤ ਵੇੜਾ ਤੇਰਾ ਜੇ ਤੂੰ ਸਾਰੀ ਜ਼ਿੰਦਗੀ ਕੀਤਾ ਹੀ ਨਹੀਂ ਅੰਮ੍ਰਿਤ ਵੇਲਾ ਹੈ ਹੀ ਨਹੀਂ ਇਹ ਜਦੋਂ ਲਫ਼ਜ਼ ਅਸੀਂ ਬਾਹਰ ਐਦਾਂ ਦੇ ਬਣਾ ਲਏ ਅੰਮ੍ਰਿਤ ਵੇਲਾ ਸੰਧਿਆ ਅਸਲ ਚ ਉਸ ਦੀ ਕਰੈਕਸ਼ਨ ਕੀਤੀ ਹੈ ਬਾਣੀ ਨੇ ਉਹ ਅੰਮ੍ਰਿਤ ਵੇਲਾ ਜਿਹੜਾ ਸੀ ਉਹਨਾਂ ਦਾ ਆ ਸੰਧਿਆ ਸੀ ਉਹਨੂੰ ਨਕਾਰਿਆ ਗੁਰਬਾਣੀ ਨੇ ਉਹਦੇ ਨਾਲ ਤੁਹਾਡੀ ਸੰਧਿਆ ਹੋਣੀ ਹੋਈ ਨਹੀਂ ਸੰਧਿਆ ਤਾਂ ਅੰਦਰ ਹੋਣੀ ਹੈ ਉਹ ਤਾਂ ਮਾਇਆ ਦੀ ਸੰਧਿਆ ਮਾਇਆ ਧਾਰੀਆਂ ਦੀ ਸੰਧਿਆ ਮਾਇਆ ਧਾਰੀ ਅੰਮ੍ਰਿਤਸਰ ਅੰਮ੍ਰਿਤ ਸਰੋਵਰ ਅੰਮ੍ਰਿਤ ਬੇੜਾ ਬਾਹਰੇ ਬਣਾ ਲੈਂਦੇ ਹੁੰਦੇ ਨੇ ਜਿਹੜੇ ਬਾਹਰ ਬਣਾ ਲੈਂਦੇ ਨੇ ਉਹਨਾਂ ਨੂੰ ਅਸਲੀ ਦੀ ਲੋੜ ਹੀ ਨਹੀਂ ਰਹਿੰਦੀ ਅਸਲੀ ਲੱਭਦੇ ਹੀ ਨਹੀਂ ਹੁੰਦੇ ਉਹਨਾਂ ਨੂੰ ਲੋਕ ਉਹਨਾਂ ਨੂੰ ਮਿਲ ਗਿਆ ਹੁਣ ਅਸੀਂ ਅੰਮ੍ਰਿਤ ਤਾਂ ਛਕ ਲਿਆ ਤੇ ਫਿਰ ਬਾਕੀ ਕੁਝ ਕਰਨ ਦੀ ਕੀ ਲੋੜ ਰਹੀ ਅੰਮ੍ਰਿਤ ਪੀਵੇ ਅੰਮ੍ਰਿਤ ਹੋਵੇ ਬਾਕੀ ਕੁਝ ਕਰਨ ਦੀ ਲੋੜ ਤਾਂ ਨਹੀਂ ਹੈਗੀ ਕਿਉਂਕਿ ਅੰਮ੍ਰਿਤ ਛਕ ਲਿਆ ਸਾਡੇ ਜਿਹੜੇ ਮੁੰਡੇ ਨੇ ਜਾਨ ਉਹਨਾਂ ਨੂੰ ਤਾਂ ਹੈਗਾ ਵੀ ਅੰਮ੍ਰਿਤ ਦਾ ਛਕ ਲਿਆ ਬਾਕੀ ਕੀ ਲੋੜ ਹੈ ਬਾਣੀ ਪੜ ਕੇ ਲੈਣਾ ਕੀ ਹੈ ਗਾਂ ਦਾ ਚੈਪਟਰ ਖਤਮ ਹੋ ਗਿਆ ਪਾਹੜ ਨੂੰ ਅੰਮ੍ਰਿਤ ਕਹਿ ਕੇ ਅਸੀਂ ਨੁਕਸਾਨ ਜ਼ਿਆਦਾ ਕੀਤਾ ਫਾਇਦਾ ਕੋਈ ਨਹੀਂ ਹੋਇਆ ਫਾਇਦਾ ਕੀ ਹੋਇਆ ਇਹ ਤਾਂ ਹੁਣ ਉਹ ਕਹਿੰਦੇ ਵੀ ਭਾਈ ਅੰਮ੍ਰਿਤ ਹੈ ਨਹੀਂ ਤਾਂ ਔਖਾ ਗੁਰਬਾਣੀ ਵਾਲਾ ਅੰਮ੍ਰਿਤ ਦੇ ਜਦੋਂ ਅਸੀਂ ਅਰਥ ਕਰਾਂਗੇ ਫਿਰ ਉਹ ਕਹਿਣਗੇ ਲੈ ਆ ਫਿਰ ਕਾਦੇ ਅੰਮ੍ਰਿਤ ਹੈ ਹੁਣ ਇਹ ਗੱਲ ਕਹਿਣ ਤੇ ਸੰਕੋਚ ਕਰਦੇ ਨੇ ਵੀ ਹੁਣ ਇਹਨੂੰ ਕਹੀਏ ਤਾਂ ਕਿਵੇਂ ਕਹੀਏ ਪ੍ਰਚਾਰ ਜੋ ਕਰ ਬੈਠੇ ਫਿਰ ਜਿਹੜੇ ਛਕਾਉਣ ਵਾਲੇ ਨੇ ਨਾ ਉਹਨਾਂ ਨੂੰ ਉਸ ਅੰਮ੍ਰਿਤ ਦੀ ਲੋੜ ਹੈ ਜਿਹਦੀ ਗੱਲ ਗੁਰਬਾਣੀ ਕਰਦੀ ਹੈ ਉਹਨਾਂ ਨੂੰ ਵੀ ਲੋੜ ਨਹੀਂ ਉਹ ਕਹਿਣਗੇ ਤਾਂ ਉਹਨਾਂ ਦੀ ਗੋਲਕ ਤੇ ਬਹੁਤ ਅਸਰ ਪੈਂਦਾ ਬੁਰਾ ਉਹਨਾਂ ਦਾ ਕਰਮ ਉਸ ਅੰਮ੍ਰਿਤ ਹੈ ਜੋ ਕੁਝ ਹੋ ਰਿਹਾ ਹੈ ਜਿਨ੍ਹਾਂ ਦਾ ਕਬਜ਼ਾ ਪ੍ਰਚਾਰ ਤੇ ਉਹਦਾ ਆਚਰਣ ਉਸ ਅੰਮ੍ਰਿਤ ਤੋਂ ਖਲਾਫ ਸਾਰੀ ਉਂਗਲੀ ਪਹਿਲਾਂ ਉਹਨਾਂ ਪਰ ਨੂੰ ਉੱਠਦੀ ਹੈ ਜੋ ਪ੍ਰਚਾਰ ਕਰਦੇ ਨੇ ਉਂਗਲੀ ਉਹਨਾਂ ਤੇ ਉੱਠਦੀ ਹੈ ਭਾਵੇਂ ਉਹ ਜਾਣਦੇ ਵੀ ਹੋਣ ਪਰ ਉਹ ਕਹਿਣ ਕਿਹੜੇ ਮੂੰਹ ਨਾਲ ਸੱਚ ਦਾ ਪ੍ਰਚਾਰ ਕਰਨਾ ਇਸ ਕਰਕੇ ਵੀ ਔਖਾ ਹੁੰਦਾ ਹੈ ਕਿ ਉਂਗਲੀ ਆਪਣੇ ਵੱਲ ਨੂੰ ਮੁੜਦੀ ਹੈ ਪਹਿਲਾਂ ਇਸ ਕਰਕੇ ਸੱਚ ਦਾ ਲੋਕ ਪ੍ਰਚਾਰ ਨਹੀਂ ਕਰਦੇ ਉਹ ਇਸ ਤਰੀਕੇ ਨਾਲ ਵਿਕਸਪਜਾ ਕਰ ਲੈਂਦੇ ਨੇ ਉਹ ਵੀ ਕਹੀ ਜਾਂਦੇ ਨੇ ਉਹ ਵੀ ਕਹੀ ਜਾਂਦੇ ਨੇ ਥੱਲੇ ਉਹ ਤਿੱਖੀ ਬਾਲੋਂ ਨਿੱਕੀ ਜਿਹੜੀ ਲਾਈਨ ਹੈ ਇੱਕ ਹੈ ਉਹ ਇਹਦੇ ਤੇ ਚੱਲਣਾ ਉਹਨਾਂ ਨੇ ਗੁਰੂ ਗਾਡੀ ਰਾਹ ਬਣਾ ਲਿਆ ਗਾਡੀ ਦਾ ਲੈਣਾ ਦੋ ਹੋ ਗਿਆ ਵਿੱਚ ਜਾ 1500 ਹੋਰ ਕੱਢ ਲੋ ਕੁੜੀ ਕੁੜੀ ਲੈਣ ਖੰਡੇ ਤਿੱਖੀ ਵਾਲੋਂ ਨਿੱਕੀ ਵਾਲੀ ਲਾਈਨ ਤੱਕ ਰਹੀ ਉਹ ਤੁਹਾਡੀ ਸੰਪਰਦਾਇ ਜਿਹਨੇ ਮਰਜੀ ਬਣਾ ਲਓ ਗਾਡੀ ਰਾਹ ਜੋਣ ਸੰਪਰਦਾਇ ਤੁਹਾਡੇ ਬਣਨੇ ਹੀ ਸੀ ਤੁਸੀਂ ਇਸ ਖੰਨਾ ਤਿੱਖੀ ਵਾਲ ਨਿੱਕੀ ਵਾਲੀ ਲਾਈਨ ਛੱਡ ਕੇ ਗਾਡੀ ਰਾਹ ਬਣਾ ਲਿਆ ਤਾਂ ਸੰਪਰਦਾਇ ਬਣ ਗਏ ਜਗ੍ਹਾ ਦੋਹਾਂ ਲਾਈਨਾਂ ਦੇ ਵਿਚਾਲੇ ਦੋਹਾਂ ਲਾਈਨਾਂ ਦੇ ਵਿਚਾਲੇ ਜਗ੍ਹਾ ਹੈ ਜਿੰਨੀ ਮਰਜ਼ੀ ਲਿਖੀ ਰੱਖੀ ਚਲ ਬਰੀਕ ਬਰੀਕ ਖੰਨੇ ਤਿੱਖੀ ਵਾਲੋਂ ਨਿੱਕੀ ਵਿੱਚ ਸੰਪਰਦਾਇ ਬਣਨ ਨੂੰ ਜਗ੍ਹਾ ਹੀ ਨਹੀਂ ਗੁਜਾਇਸ਼ ਨਹੀਂ ਉਹ ਤਾਂ ਜਿੱਦਣ ਦੇ ਅਰਥ ਸਹੀ ਕਰੋਗੇ ਜੇ ਅਰਥ ਨਹੀਂ ਸਹੀ ਕਰਨੇ ਜਿੰਨੀ ਹੋਰ ਜੀ ਲਿਖੀ ਨਾ ਲਿਖ ਲਓ ਗਾਡੀ ਰਾਜ ਹੈ ਜਿਹਨੇ ਗਾਡੀ ਰਾਜ ਕਿਹਾ ਸੀ ਉਹਨੂੰ ਪਤਾ ਸੀ ਇਹਨਾਂ ਦਾ ਨਾਸ ਕਰਨਾ ਹੈ ਉਹਦਾ ਜਾਣ ਬੁੱਝ ਕੇ ਕਿਹਾ ਸੀ ਉਹਨੂੰ ਤਾਂ ਪਤਾ ਸੀ ਇਸ ਗੱਲ ਦਾ ਉਲਟੇ ਰਾਹ ਪਾਉਣ ਵਾਲੇ ਨੂੰ ਪਤਾ ਹੁੰਦਾ ਜਿਹੜਾ ਗਾਹ ਜਾ ਕੇ ਬੰਦ ਹੋ ਜਾਂਦਾ ਪਰ ਇਹਨੂੰ ਇਧਰ ਨੂੰ ਦੌੜ ਦੋ ਪੁਲਿਸ ਵਾਲੇ ਆਉਂਦੇ ਨੇ ਡਾਕੂ ਬੂਰੇ ਭੱਜ ਗਏ ਡਾਕੂਆਂ ਦੇ ਬੰਦੇ ਬੈਠੇ ਨੇ ਕਹਿੰਦੇ ਡਾਕੂ ਕਿਧਰੋਂ ਗਏ ਨੇ ਇਧਰੋਂ ਗਏ ਉਹ ਇਧਰੋਂ ਗਏ ਹੁੰਦੇ ਨੇ ਚਾ ਉਹ ਕੋ ਘੁੰਮ ਕੇ ਆ ਜਾਂਦੇ ਨੇ ਪਰ ਉਹ ਆਪਣੇ ਰਾਮ ਨਾਲ ਨਿਕਲ ਜਾਂਦੇ ਨੇ ਜਿਨ੍ਹਾਂ ਨੇ ਉਲਟੇਰਾ ਪਾਇਆ ਉਹ ਉਲਟੇਰਾ ਪਾਉਂਦੇ ਆਏ ਨੇ ਬੇਦ ਨੂੰ ਉਲਟੇਰਾ ਉਹਨਾਂ ਦੇ ਬਜ਼ੁਰਗਾਂ ਨੇ ਪਾਇਆ ਉਹ ਇਸ ਟੈਕਨੀਕ ਦੇ ਮਾਹਰ ਨੇ ਜਿਹੜੇ ਉਹਨਾਂ ਦੇ ਗੁਰੂ ਨੇ ਸਿਮਰਤ ਬੇ ਸਿਮਰਤੀਆਂ ਸ਼ਾਤਰ ਉਹਨਾਂ ਦੇ ਰਚੇ ਹੋਏ ਨੇ ਉਹਨਾਂ ਨੇ ਤੁਹਾਡੇ ਨਾਲ ਸਾਖੀਆਂ ਕਰਤੀਆਂ ਸਾਖੀਆਂ ਜਿਹੜੀਆਂ ਜੋੜੀਆਂ ਨੇ ਸਬਈਏ ਲਿਖਣ ਤੋਂ ਪਹਿਲਾਂ ਦੀ ਜਿਹੜੀ ਸਾਖੀ ਜੋੜੀ ਹੈ ਵੀ ਦੇਵ ਲੋਕ ਦੇ ਵਿੱਚ ਬ੍ਰਹਮਾ ਜੀ ਬੈਠੇ ਦੇਵਤਿਆਂ ਕੋਲ ਕਥਾ ਕਰਦੇ ਸੀ ਚਾਰ ਵੇਦਾਂ ਨਾਲ ਉੱਥੇ ਦੇਵ ਲੋਕ ਹੀ ਗਿਆ ਕੌਣ ਸੀ ਦੇਖਣ ਕੌਣ ਗਿਆ ਸੀ ਸਿੱਖ ਫਿਰ ਮੁੜ ਕੇ ਕਿਵੇਂ ਆ ਗਿਆ ਐਡੇ ਝੂਠ ਨੂੰ ਅਸੀਂ ਰਾਮ ਨਾਲ ਸਵਕਾਰ ਕਰ ਲਿਆ ਸਾਹ ਨੇ ਵੀ ਸਵਕਾਰ ਕਰ ਲਿਆ ਉਹਦੀ ਮਗਰ ਲੱਗ ਗਿਆ ਬੁੱਧੀ ਤਾਂ ਥਿਓਰੀ ਫਿਰ ਫਿਰ ਸਾਹ ਨੂੰ ਪੜਨ ਵਾਲੇ ਬੁੱਧੀ ਕਿਥੋਂ ਨਹੀਂ ਕਿਉਂ ਜੇ ਨਹੀਂ ਸੀ ਬੁੱਧੀਹੀਨ ਤੇ ਸਭ ਤਰਕ ਨਾਚਾ ਪਰਮਿਆਚਾ ਜੇ ਤਰਕ ਨਹੀਂ ਨਾ ਹੈ ਤੁਹਾਡੇ ਕੋਲ ਤਾਂ ਭਰਮ ਦੇ ਭਰੇ ਪਏ ਜੇ ਤੇ ਤਰਕ ਨਹੀਂ ਭਰਮ ਦਾ ਭਰਿਆ ਹੋਇਆ ਭਰਮ ਜੋ ਤਰਕ ਕਿਥੋਂ ਭਰਮ ਜੋ ਤਰਕ ਦਾ ਹੁੰਦਾ ਸਵਾਲ ਹੀ ਪੈਦਾ ਹੁੰਦਾ ਜੇ ਲੋਹਾ ਹੋਊ ਨਾ ਲੋਹਾ ਸਾਡੇ ਕੋਲ ਉਹਦੀ ਤੀਰ ਦੀ ਮੁਖੀ ਬਣ ਜੂ ਜੇ ਲੋਹਾ ਹੀ ਨਹੀਂ ਤੁਸੀਂ ਮੁਖੀ ਕਿੱਥੋਂ ਬਣਾ ਲੋਗੇ ਤੀਰ ਚਾਹੇ ਮੋਟਾ ਬਣਾ ਲਓ ਚਾਹੇ ਪਤਲਾ ਬਣਾ ਲਓ ਲੰਬਾ ਬਣਾ ਲਓ ਚਾਹੇ ਛੋਟਾ ਬਣਾ ਲਓ ਪਰ ਲੋਹੇ ਦੇ ਵਿਰੋਧ ਤੇ ਮੂਰੇ ਮੁਖੀ ਕਿਵੇਂ ਲਾਉਂਗੇ ਪਰਮ ਚ ਸਾਰ ਨਹੀਂ ਹੁੰਦਾ ਸਾਰ ਤਤ ਸਾਰ ਨਹੀਂ ਹੁੰਦਾ ਸਾਰ ਦਾ ਲੋਹਾ ਅਸੀਂ ਸਾਰ ਲੋਹੇ ਨੂੰ ਕਹਿੰਦੇ ਨਾ ਤਰਕ ਦਾ ਤੀਰ ਬਣਨਾ ਮੁਖੀ ਕਿੱਥੋਂ ਲਾਉਂਗੇ ਸਾਰ ਹੈ ਨਹੀਂ ਉਹ ਤਾਂ ਲੋਹੇ ਦੀ ਲੱਗਣੀ ਹੈ ਮੁਖੀ ਤਾਂ ਮੂਰੇ ਵਰਸੀ ਤਾਂ ਤੀਰ ਤੀਰ ਹੈ ਨਹੀਂ ਤੀਰ ਕਾਦਾ ਹੋ ਤੀਰ ਕਾਦਾ ਇਹਾ ਸੰਧਿਆ ਪ੍ਰਵਾਨ ਹੈ ਜਿਤ ਹਰ ਪ੍ਰਭ ਮੇਰਾ ਚਿਤ ਆਵੇ ਇਹਾ ਸੰਧਿਆ ਪ੍ਰਵਾਨ ਉਹ ਸੰਧਿਆ ਪ੍ਰਵਾਨ ਉਹ ਮੇਲ ਪ੍ਰਵਾਨ ਉਸ ਸਤਗੁਰ ਕੋਲ ਉਸ ਗੁਰ ਕੋਲ ਉਸ ਗੁਰਮੁਖ ਕੋਲ ਉਸ ਗੁਰਸੇ ਕੋਲ ਬੈਠਣਾ ਉਹਦੀ ਗੱਲ ਸੁਣਨਾ ਉਹਦੇ ਨਾਲ ਮੇਲ ਕਰਨਾ ਪ੍ਰਮਾਣ ਹੈ ਜਿਹੜਾ ਆਪਣੇ ਮਨ ਚਿੱਤ ਨੂੰ ਇੱਕ ਕਰਕੇ ਇਹ ਆਤਮ ਦਰਸ਼ਨ ਕਰਾ ਦੇ ਜਿਤ ਹਰ ਪ੍ਰਭ ਮੇਰਾ ਚਿੱਤ ਆਵੇ ਹਰ ਪ੍ਰਭ ਮੇਰਾ ਚਿੱਤ ਆਵੇ ਆਤਮ ਜਿਹੜੀ ਹੈ ਹਰ ਔਰ ਪ੍ਰਭ ਦੋਏ ਨੇ ਆਤਮ ਤੋਂ ਬਿਨਾਂ ਹਰ ਪ੍ਰਭ ਪਰੇ ਦੀ ਗੱਲ ਹੀ ਨਹੀਂ ਗੁਰਬਾਣੀ ਚ ਕਿਉਂਕਿ ਆਤਮ ਚੀਨ ਪ੍ਰਭ ਪ੍ਰਾਤਮ ਚੀਨੋ ਹੈ ਪ੍ਰਾਤਮ ਨੂੰ ਪ੍ਰਭ ਹੈ ਔਰ ਪ੍ਰਭ ਹਰ ਰੂਪ ਵੀ ਹੈ ਜੋਤ ਸਰੂਪ ਵੀ ਹੈ ਮਨ ਤੂੰ ਜੋਤ ਹਰ ਜੋਤ ਸਰੂਪ ਨੂੰ ਕਹਿੰਦੇ ਪ੍ਰਭ ਕੇ ਜਿਹੜਾ ਮਾਲਕ ਹੈ ਪ੍ਰਭ ਦਾ ਮਤਲਬ ਹੈ ਮਾਲਕ ਜੀ ਜੋ ਮਨ ਦੀ ਹੋਂਦ ਹੈ ਬੁੱਧੀ ਦੀ ਹੋਂਦ ਹੈ ਉਹ ਪ੍ਰਭ ਹਰਸਿਓ ਪ੍ਰੀਤ ਉਪਜੈ ਮਾਇਆ ਮੋਹ ਜਲਾਵੇ ਜਦੋਂ ਪ੍ਰੀਤ ਹਰਸਿਓ ਪੈਦਾ ਹੋਊਗੀ ਮਾਇਆ ਮੋਹ ਆਪੇ ਜਲ ਜੂਗਾ ਜਲ ਦਾ ਜਲਾਵੇ ਦਾ ਮਤਲਬ ਹੈ ਮਾਇਆ ਮੋਹ ਦੀ ਮਾਇਆ ਦਾ ਜਿਹੜਾ ਮੋਹ ਹੈ ਨਾ ਟੁੱਟ ਜੂਗਾ ਮਾਇਆ ਛੁੱਟ ਜੂਗੀ ਮਾਇਆ ਦਾ ਮੋਹ ਛੁੱਟ ਜੂਗਾ ਹਰ ਨਾਲ ਪ੍ਰੀਤ ਬਣ ਜੂਗੀ ਜਦੋਂ ਜੋਤ ਨਾਲ ਜੁੜ ਜੂ ਇਹ ਜਾਤ ਆਪੇ ਛੁੱਟ ਜੂ ਜਿੰਨਾ ਚਿਰ ਕੋਈ ਪੇੜ ਤੇ ਫੜ ਲਟਕਦਾ ਹੈ ਉਹਨਾਂ ਚਿਰ ਆਪਣੇ ਮੂਲ ਤੋਂ ਦੂਰ ਹੈ ਜੁੜਿਆ ਹੋਇਆ ਵੀ ਆਪਣੇ ਮੂਲ ਨਾਲ ਜੁੜਿਆ ਹੋਇਆ ਨਹੀਂ ਜੁੜਿਆ ਤਾਂ ਮੂਲ ਨਾਲ ਹੈ ਪਰ ਮਨ ਨਾਲ ਨਹੀਂ ਰਸਤਾ ਮੁੜਦੇ ਆਉਂਦਾ ਰਿਹਾ ਹੁਣ ਤੱਕ ਜੇ ਕਿਤੇ ਉੱਤੋਂ ਡਿੱਪ ਪਏ ਪੱਕ ਕੇ ਤਾਂ ਥੱਲੇ ਮੂਲ ਕੋ ਹੁੰਦਾ ਉੱਥੇ ਜੜੋ ਦੀ ਇਹ ਮਨ ਆਕਾਸ਼ ਜਿੰਨਾ ਚਿਰ ਉੱਤੇ ਆ ਨਾ ਫਲ ਉਹਨਾਂ ਚਿਰ ਹਵਾ ਨਾਲ ਡੋਲਦਾ ਵੀ ਹੈ ਹਿਲਦਾ ਵੀ ਹੈ ਬਈ ਥੱਲੇ ਆ ਜਾਂਦਾ ਫਿਰ ਡੋਲਦਾ ਨਹੀਂ ਜੋ ਬਣ ਫਲ ਪੱਕਾ ਹੈ ਪੱਕਾ ਕਰੇ ਆਪਣੇ ਆਪ ਛੱਡੇ ਜੇ ਕੱਚਾ ਛੱਡ ਦਵੇ ਨਾ ਤੇ ਜਦੋਂ ਟੁੱਟਿਆ ਉਹ ਕਹਿੰਦਾ ਵੀ ਅਜੋ ਭੁੱਖ ਸੀਗੀ ਉਹ ਤੇ ਜ਼ਬਰਦਸਤੀ ਟੁੱਟ ਕੇ ਗਿਰਿਆ ਨਾ ਜਿਆਦਾ ਹਵਾ ਨਾਲ ਡੰਡਾ ਲੱਗਿਆ ਕਹਿੰਦਾ ਕੁਝ ਵੀ ਹੋ ਗਿਆ ਪੱਕ ਕੇ ਪੇੜ ਨੂੰ ਆਪ ਛੱਡੇ ਫੇਰ ਗੱਲ ਬਣਦੀ ਗੁਰਪ੍ਰਸਾਦ ਮਾਇਆ ਨੂੰ ਆਪ ਛੱਡੇ ਮਾਇਆ ਦੀ ਭੁੱਖ ਆਪ ਇਹਨਾਂ ਰਹੇ ਐ ਨਾ ਵੀ ਘਰ-ਬਾਰ ਛੱਡ ਕੇ ਚਲੇ ਜਾਵੇ ਇਹ ਬਾਹਰ ਡੇਰਾ ਬਣਾ ਲਵੇ ਛੁੱਟੀ ਨਹੀਂ ਮਾਇਆ ਅੰਦਰ ਇੱਛਾ ਮਾਇਆ ਦੀ ਜਦੋਂ ਇੱਛਾ ਮਾਇਆ ਦੀ ਨਹੀਂ ਰਹਿੰਦੀ ਪੱਕਾ ਫਲ ਜਿਵੇਂ ਉੱਥੇ ਪਿਆ ਹੀ ਬੇਲ ਨੂੰ ਛੱਡ ਦਿੰਦਾ ਹੈ ਖਰੂਜਾ ਪੱਕਿਆ ਹੋਇਆ ਬੇਲ ਨੂੰ ਛੱਡ ਦਿੰਦਾ ਤੁਸੀਂ ਬੇਲ ਪੱਟ ਕੇ ਜਿੱਥੇ ਮਰਜ਼ੀ ਲੈ ਜਾਓ ਉੱਥੇ ਪਿਆ ਰਹੂ ਪਿਆ ਰਹੂ ਮਾਇਆ ਦਾ ਸਰੀਰ ਨੂੰ ਜਿੱਥੇ ਮਰਜ਼ੀ ਲੈ ਜਾਓ ਉਹ ਜਿੱਥੇ ਹੈਗਾ ਉੱਥੇ ਪਿਆ ਜੇ ਕੱਚਾ ਹੋਵੇ ਬੇਲ ਦੇ ਨਾਲੇ ਜਾਊਗਾ ਵੇਲ ਪੱਟ ਲੋ ਫਲ ਕੱਚਾ ਹੋਵੇ ਨਾਲੇ ਜਾਊ ਉਹਦਾ ਅਟੈਚਮੈਂਟ ਟੁੱਟੀ ਨਹੀਂ ਵੇਲ ਦਾ ਪੱਕੇ ਬਣਾ ਛੱਡ ਨਹੀਂ ਸਕਦਾ ਪੱਕੇ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਬਦਲਦੀਆਂ ਨੇ ਮਿਠਾਸ ਹੁੰਦਾ ਹੈ ਉਹਦੇ ਵਿੱਚ ਰੰਗ ਵੀ ਸਮੈਲ ਹੁੰਦੀ ਹੈ ਰੰਗ ਹੁੰਦਾ ਇਸ ਕਰਕੇ ਜਿਹੜੇ ਗੁਰਮੁਖ ਨੇ ਉਹਨਾਂ ਦੇ ਵਿੱਚ ਖੁਸ਼ਬੂ ਗਈ ਉਹਨਾਂ ਦੀ ਜਿਹੜੀ ਬਾਣੀ ਹੈ ਦੁਰਗੰਧ ਨਹੀਂ ਉਹਨਾਂ ਦੇ ਮੂੰਹ ਚ ਹੁੰਦੀ ਕਰ ਐਸੀ ਗੰਧ ਜਿਹੜੀ ਦੂਰ ਕਰਦੀ ਹੈ ਤੁਹਾਨੂੰ ਜਿਹਨੂੰ ਪਰਮੇਸ਼ਰ ਦੁਰਮਤ ਦੀ ਗੱਲ ਦੁਰਗੰਧ ਆਪਣੇ ਮੂਲ ਤੋਂ ਦੂਰ ਕਰਦੀ ਹੈ ਸੁਗੰਧ ਪੈਦਾ ਹੁੰਦੀ ਉਹਦੇ ਵਿੱਚ ਸੱਚ ਵਿੱਚ ਸੁਗੰਧ ਹੈ ਸੱਚ ਵਿੱਚ ਮਿਠਾਸ ਹੈ ਸੱਚ ਆਪਣਾ ਰੰਗ ਚਾੜਦਾ ਹੈ ਸੱਚ ਇਹਦਾ ਰੂਪ ਹੋਇਆ ਪਰ ਸੰਸਾਰ ਵਿੱਚ ਐਸਾ ਰੰਗ ਰੂਪ ਨਹੀਂ ਹੈ ਸੰਸਾਰ ਵਿੱਚ ਨਹੀਂ ਸੰਸਾਰ ਚੋਂ ਤਾਂ ਆਪਾਂ ਮਸਾਲ ਲੈ ਲੈਨੇ ਉਹ ਨਹੀਂ ਹੁੰਦਾ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਅਸਤਿਰ ਸੰਧਿਆ ਕਰੇ ਵਿਚਾਰ ਗੁਰ ਪ੍ਰਸਾਦੀ ਦੁਬਦਾ ਮਰੈ ਦੁਬਦਾ ਹੈ ਸਰੀਰ ਦੀ ਚਿੰਤਾ ਔਰ ਆਤਮਿਕ ਅਡੋਲਤਾ ਦੀ ਚਿੰਤਾ ਆਤਮਿਕ ਅਡੋਲਤਾ ਚਾਹੀਦੀ ਹੈ ਉਹਦੇ ਵਿੱਚ ਸਰੀਰ ਦੀ ਚਿੰਤਾ ਵੀ ਨਾਲ ਰਹੇ ਜੀ ਸਰੀਰ ਦੀਆਂ ਲੋੜਾਂ ਦੀ ਚਿੰਤਾ ਵੀ ਹੈ ਜੇ ਇਹ ਦੁੱਖ ਕਿਉਂ ਭਰੋਸਾ ਨਹੀਂ ਹੈ ਵੀ ਸਰੀਰ ਦੀ ਜ਼ਿੰਮੇਵਾਰੀ ਪਰਮੇਸ਼ਰ ਦੀ ਤੇਰੀ ਜ਼ਿੰਮੇਵਾਰੀ ਸਰੀਰ ਕਿਹੜਾ ਆਪਣਾ ਸਰੀਰ ਆਪਣਾ ਨਹੀਂ ਸਰੀਰ ਮਿਲੀ ਹੋਈ ਚੀਜ਼ ਹੈ ਮਾਇਆ ਆਪਣੀ ਹੈ ਉਹ ਨਹੀਂ ਮਨ ਤਾਂ ਵੈਸੇ ਇੱਥੇ ਤੱਕ ਵੀ ਬੁੱਧੀ ਕਹਿ ਦਿੰਦੀ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਉਹ ਕਿਉਂ ਕਹਿੰਦੀ ਹੈ ਕਿਉਂਕਿ ਮੇਰੀ ਹੋਂਦ ਮੇਰੇ ਮੂਲ ਤੋਂ ਉਹ ਮੂਲ ਨੂੰ ਕਹਿ ਰਹੀ ਹੈ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਛ ਹੈ ਉਹ ਤੇਰਾ ਪਰਮੇਸ਼ਰ ਨੂੰ ਨਹੀਂ ਇਸ ਬੋਧਨ ਰਹਿ ਪੰਕਤੀ ਬਿਲਕੁਲ ਵੀ ਹੋ ਨਹੀਂ ਸਕਦੀ ਪਰਮੇਸ਼ਰ ਇਹ ਨਹੀਂ ਹੋ ਸਕਦੀ ਪਰਮੇਸ਼ਰ ਨੂੰ ਸਮਝ ਕਿਵੇਂ ਹੋ ਜੂਗੀ ਉਹਦਾ ਮਾਇਆ ਦਾ ਕੰਟਰੋਲ ਹੈ ਤੇਰੇ ਵਾਸਤੇ ਸਭ ਕੁਝ ਕੀਤਾ ਉਹਨੇ ਗਾਈਡੈਂਸ ਹੈ ਉਹਦੀ ਪੜਨਾ ਤਾਂ ਹੈ ਕਾਲਜ ਹੋਊਗਾ ਕਿਸੇ ਨੇ ਬਣਾਇਆ ਹੋਊ ਠੀਕ ਹੈ ਪੜਾਉਣ ਵਾਲਾ ਹੋਊਗਾ ਠੀਕ ਹੈ ਉੱਤੇ ਸੁਵਿਧਾਵਾਂ ਨੇ ਖੇਲ ਦਾ ਸਮਾਨ ਹੈ ਸਭ ਕੁਝ ਹੈ ਠੀਕ ਹੈ ਪੱਖੇ ਲੱਗੇ ਨੇ ਠੀਕ ਹੈ ਪਾਣੀ ਦਾ ਇੰਤਜ਼ਾਮ ਹੈ ਠੀਕ ਹੈ ਤੇਰਾ ਕੋਈ ਖਰਚਾ ਨਹੀਂ ਠੀਕ ਹੈ ਖਾਣ ਪੀਣ ਦਾ ਵੀ ਪ੍ਰਬੰਧ ਫਰੀ ਹੈ ਵੀ ਠੀਕ ਹੈ ਪੜਨਾ ਤਾਂ ਕਹੇ ਇੱਥੇ ਤਾਂ ਅਸੀਂ ਪੜਨਾ ਹੈ ਹੋਇਆ ਡਿਵੈਲਪਮੈਂਟ ਵਾਸਤੇ ਬਾਕੀ ਤਾਂ ਸਭ ਕੁਝ ਫ੍ਰੀ ਹੈ ਸਾਨੂੰ ਬਾਕੀ ਤਾਂ ਫ੍ਰੀ ਹੈ ਹਾਂ ਥੋੜਾ ਬਹੁਤਾ ਸਾਨੂੰ ਉਹਨਾਂ ਕਰਨਾ ਪੈਂਦਾ ਜਿੰਨਾ ਸਾਨੂੰ ਲੋੜ ਹੈ ਉਹ ਮੂੰਹ ਜੁਰਕੀ ਬੁਰਕੀ ਦਾ ਅਸੀਂ ਆਪੇ ਪਾਉਣੀ ਕੁਝ ਉਹਦੇ ਵਿੱਚ ਸਾਡੀਆਂ ਐਸੀਆਂ ਡਿਊਟੀਆਂ ਵੀ ਨੇ ਜਿਹੜੀਆਂ ਅਸੀਂ ਉਹ ਕਰਨੀਆਂ ਨਿਰਾਕਾਰ ਨਹੀਂ ਕਰ ਸਕਦੇ ਤੁਹਾਨੂੰ ਕਰਨਾ ਪਊ ਉਹਨਾਂ ਕਰਨਾ ਵੀ ਪੈਂਦਾ ਹੁੰਦਾ ਸਰੀਰ ਸਾਡਾ ਨਹੀਂ ਸਰੀਰ ਬਿਨਾਂ ਪੜਾਈ ਨਹੀਂ ਹੁੰਦੀ ਅਸਲ ਦੇ ਵਿੱਚ ਸਰੀਰ ਹੈ ਸਕੂਲ ਹੈ ਸਾਡਾ ਬਾਹਰ ਨਹੀਂ ਸਕੂਲ ਬਾਹਰ ਕਿਤੇ ਸਕੂਲ ਸਰੀਰ ਹੈ ਸਕੂਲ ਹੈ ਇਹਦੇ ਵਿੱਚ ਪੜਾਈ ਹੋਣੀ ਹੈ ਰਾਹ ਟੋਟਾ ਕਾਇਆ ਦੇ ਵਿੱਚ ਹੈ ਸਰੀਰ ਦੇ ਵਿੱਚ ਹੈ ਨਾ ਫਿਰ ਪੜਾਈ ਸਕੂਲ ਜਿੰਨਾ ਜਿਆ ਸਕੂਲ ਨਹੀਂ ਛੱਡਦਾ ਉਹਨਾਂ ਚੜਿਆ ਨਾ ਸਕੂਲ ਹੈ ਸਾਡਾ ਸਰੀਰ ਇੱਕ ਕਿਸਮ ਦਾ ਪੜਾਉਣ ਵਾਲਾ ਗੁਰਬੀ ਅੰਦਰ ਬੈਠਾ ਦੇਖਿਆ ਸਤਗੁਰ ਤੇ ਖਾਲੀ ਕੋਈ ਨਹੀਂ ਸਰੀਰ ਚ ਟੀਚਰ ਸਤਗੁਰ ਟੀਚਰ ਸਕੂਲ ਇਹਦੇ ਵਿੱਚ ਹੀ ਹੈ ਸਰੀਰ ਦੇ ਮੂਲ ਬਗਾਨਾ ਸਰੀਰ ਬਗਾਨਾ ਹੋ ਗਿਆ ਬੁੱਧੀ ਬੋਲ ਰਹੀ ਹੈ ਨਾ ਸਰੀਰ ਬੜਿਆ ਦੀ ਕਿਰਪਾ ਨਾਲ ਕਿਹਦੀ ਵਜ੍ਹਾ ਨਾਲ ਮਿਲਿਆ ਗੁਰਸੇਵਾ ਦੇ ਭਗਤ ਕਮਾਈ ਤਾਂ ਮੈਂ ਦੇ ਹੀ ਪਾਈ ਮੈਂ ਤਾਂ ਮਨਸ ਦੇ ਹੀ ਪਾਈ ਮੈਂ ਕੀਤਾ ਤਾਂ ਕੁਝ ਨਹੀਂ ਬਾਪ ਦੀ ਹੈ ਬਿਲਡਿੰਗ ਬਣਾਤੀ ਪੁੱਤਰ ਨੂੰ ਮਿਲ ਗਈ ਚਲ ਹੈ ਤਾਂ ਉਹਦੀ ਉਹ ਪਰ ਉਹ ਕਹੇ ਭਾਈ ਮੈਂ ਤਾਂ ਕੋਈ ਨਹੀਂ ਕੀਤਾ ਪਿਓ ਨੇ ਬਣਾ ਕੇ ਦਿੱਤੀ ਉਹਦੀ ਹੈ ਪਿਓ ਤਾਂ ਜਿਉਂਦਾ ਹੀ ਹੈ ਕਿਹੜਾ ਪਿਓ ਮਰ ਗਿਆ ਜਿਹਨਾਂ ਜੇ ਜਿਉਂਦਾ ਉਹਨਾਂ ਤਾਂ ਕਹੂਗਾ ਇਹਦੀ ਹੈ ਮੇਰੀ ਨਹੀਂ ਹੈ ਤੂੰ ਪਹਿਲੇ ਕਹਿ ਦੂ ਮੇਰੀ ਹੈ ਪਿਓ ਜਿਉਂਦਾ ਫਿਰ ਉਹ ਕਹਿੰਦਾ ਮੇਰਾ ਮੁਝ ਮੈਂ ਕੁਝ ਨਹੀਂ ਇਹ ਪਿਓ ਮਰਨ ਵਾਲਾ ਤਾਂ ਹੈ ਹੋਰੀ ਕੋਈ ਨਾ ਦਾ ਸਰੀਰ ਮੇਰਾ ਨਾ ਜਿਹੜਾ ਮੇਰੀ ਹੋਂਦ ਹੈ ਉਹ ਮੇਰੀ ਹੈ ਮੇਰੀ ਪੈਦਾਇਸ਼ ਵੀ ਤੇ ਤੋਂ ਹੈ ਇਹ ਸਰੀਰ ਵੀ ਤੇਰੀ ਵਜ੍ਹਾ ਨਾਲ ਹੈ ਤੇ ਮੇਰਾ ਰਹਿ ਕੀ ਗਿਆ ਗੁਰੂ ਨੂੰ ਸੰਬੋਧਨ ਹਾਂ ਆਪਣੇ ਅੰਦਰ ਲੈ ਜੀਓ ਜੀਓ ਪਿੰਡ ਸਭ ਤੇਰੀ ਜੀਓ ਪਿੰਡ ਸਭ ਤੇਰੀ ਰਾਸ ਸੱਚਖੰਡ ਤਾਂ ਸਾਰੇ ਬਰਾਬਰ ਨੇ ਉੱਥੇ ਕਿਵੇਂ ਸੰਬੋਧਨ ਹੋਈ ਜਾਇਰੇ ਇੱਕ ਹੋ ਕੇ ਸੱਚਖੰਡ ਜਾਣਾ ਤੇ ਸਾਰੇ ਬਰਾਬਰ ਨੇ ਇਹ ਤਾਂ ਸਮਝੀ ਹੋਈ ਬੁੱਧੀ ਕਹਿ ਰਹੀ ਹੈ ਗੱਲ ਸਮਝਿਓ ਜੋ ਕੋ ਬੇ ਸਮਝੀ ਤਾਂ ਗੱਲੇ ਨਹੀਂ ਹੈ ਬੇ ਸਮਝੀ ਕਿ ਮੈਂ ਕਹਿ ਦੂੰ ਜਦੋਂ ਇੱਕ ਹੋ ਗਈ ਉਦੋਂ ਕਹਿ ਰਹੀ ਹੈ ਜੇ ਸਮਝ ਆਉ ਜਦੇ ਕੋ ਨਾ ਜਿੰਨਾ ਚਿਰ ਸਮਝੇ ਉਹਨਾਂ ਤਾਂ ਸਭ ਕੋ ਇਹਦਾ ਹੀ ਹੈ ਉਹਨਾਂ ਚਿਰ ਦਾ ਲੈਣਾ ਸਾਈਕਲ ਨੂੰ ਨਹੀਂ ਹੱਥ ਨੂੰ ਦਿੰਦਾ ਦੂਏ ਜੇ ਲੈ ਲਈਏ ਮਨ ਕਹਿੰਦਾ ਰਾਜਾ ਲੈ ਲਿਆ ਕੇ ਨਾਮ ਨੇ ਦਿੱਤਾ ਹੋਰ ਫਿਰ ਤਾਂ ਉਹਦਾ ਉਹਨਾਂ ਨੂੰ ਨਹੀਂ ਹੱਥ ਲਾਉਣ ਦਿੰਦਾ ਬੱਚਿਆਂ ਵਾਲੀ ਗੱਲ ਹੈ ਬੱਚਿਆਂ 'ਚ ਵੀ ਪ੍ਰਵਿਰਤੀ ਹੈ ਇਹ ਆਈ ਜਾ ਸਾਤੋਂ ਹੀ ਬੱਚਿਆਂ ਕੋਲ ਜਿੰਨਾ ਫਰਕ ਪੈ ਗਿਆ ਵੀ ਸਿੱਖੇ ਸਾਤੋਂ ਹੀ ਉਹਨਾਂ ਨੇ ਜੇ ਅਸੀਂ ਉਹ ਜਿਹਾ ਪਿਆਰ ਕਰੀਏ ਉਹ ਜਿਹੇ ਨਿਆਣੇ ਸਿੱਖ ਲੈਂਦੇ ਨਿਆਣੇ ਕੋਲ ਕਿੱਥੋਂ ਆਉਂਦੀ ਹੈ ਜੋ ਸਮਾਜ ਦੀ ਹੁੰਦੀ ਹੈ ਨਾ ਜੈ ਜੀ ਪਰ ਗੁਰੂਆਂ ਦੇ ਘਰ ਚ ਕਿਉਂ ਨਹੀਂ ਸੀ ਗੱਲ ਹੈ ਨਹੀਂ ਸੀ ਤਾਂ ਬੱਚਿਆਂ ਦੇ ਵਿੱਚ ਨਹੀਂ ਇਹ ਗੱਲ ਆਈ ਗੁਰੂ ਘਰ ਚ ਬਚਪਨ ਚ ਭਾਸ਼ਾ ਹੀ ਉਹ ਬੋਲੀ ਜਾਂਦੀ ਸੀ ਜਿਹੜੀ ਬ੍ਰਹਮ ਗਿਆਨ ਦੀ ਭਾਸ਼ਾ ਸੀ ਉਹ ਹੀ ਬੱਚਿਆਂ ਦੇ ਅਸਰ ਪੈਂਦਾ ਸੀ ਉਹਨੂੰ ਗੁਰਮੁਖੀ ਭਾਸ਼ਾ ਕਹਿੰਦੇ ਸੀ ਜਿਹੜੀ ਗੁਰੂ ਘਰ ਚ ਬੋਲੀ ਜਾਂਦੀ ਸੀ ਉਹ ਇਹ ਪ੍ਰਭਾਵ ਨਹੀਂ ਪੈਣ ਦਿੰਦੀ ਆ ਮੇਰਾ ਤੇਰਾ ਤੇਰ ਮੇਰ ਸ਼ੁਰੂ ਨਹੀਂ ਹੁੰਦੀ ਖਤਮ ਦਾ ਉਹ ਚੀਜ਼ ਕਰੀ ਦੇ ਜਿਹੜੀ ਸ਼ੁਰੂ ਹੋਵੇ ਕਿ ਪੈਦਾ ਹੀ ਨਾ ਹੋਵੇ ਉਹਨਾਂ ਨੇ ਪੈਦਾ ਹੀ ਨਹੀਂ ਹੋਣ ਦਿੱਤੀ ਤੇਰ ਜੈਸੀ ਉਪਜੈ ਪੇੜ ਤੇ ਇਹ ਵਿਆਦ ਜਿਹੜਾ ਹੈ ਵਿਆਦ ਵਿਆਦ ਬਚਪਨ ਚ ਪੈਦਾ ਹੋਣ ਲੱਗਦਾ ਜਨਮ ਲੈ ਤੋਂ ਬਾਅਦ ਆਦ ਹੈਗਾ ਸਾਡੇ ਆਦ ਜਿਹੜਾ ਹੈ ਮੂੜ ਜਿਹੜਾ ਹੈ ਮੂੜ ਰੋਗ ਮੂੜ ਰੋਗ ਪਰ ਜੀ ਸਾਰਾ ਕੁਝ ਹੈਗਾ ਸਾਰਾ ਕੁਝ ਪੈਦਾ ਹੋ ਜੂ ਪੈਦਾ ਕੀਤਾ ਗੁਰਪ੍ਰਸਾਦੀ ਦੁਬਦਾ ਮਰੈ ਗੁਰਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਜੇ ਗਿਆਨ ਹੋ ਜੇ ਗਿਆਨ ਹੋ ਜਾ ਕਿ ਬਸ ਸਮਝੀ ਬੁੱਧੀ ਕੋਈ ਉਹੀ ਗੁਰਪ੍ਰਸਾਦੀ ਹੈ ਜਦੋਂ ਗਿਆਨ ਹੋ ਜਾਂਦਾ ਸਮਝ ਆਉਂਦੀ ਹੈ ਫਿਰ ਦੁਬਦਾ ਨਹੀਂ ਰਹਿੰਦੀ ਫਿਰ ਉਹਨੂੰ ਸਮਝ ਆ ਜਾਂਦੀ ਹੈ ਇਹ ਸਰੀਰ ਦੀ ਜ਼ਿੰਮੇਵਾਰੀ ਮੇਰੀ ਨਹੀਂ ਮੇਰਾ ਤਾਂ ਇੰਨੀ ਹੋ ਡਿਊਟੀ ਹੈ ਭਾਵੇਂ ਸਰੀਰ ਦਾ ਮੈਂ ਕੁਝ ਕਰਨਾ ਵੀ ਹੈ ਉਹ ਵੀ ਕਰਦਾ ਜਿਹੜੀਆਂ ਆਦਮੀ ਦੀਆਂ ਡਿਊਟੀਆਂ ਨੇ ਉਹ ਆਦਮੀ ਉਹ ਕਰੂਗਾ ਨਿਰਾਕਾਰ ਨਹੀਂ ਕਰ ਸਕਦਾ ਜਿਹੜਾ ਕੰਮ ਉਹ ਇਹੀ ਕਰਨਗੇ ਕੀ ਕਰਨਗੇ ਉਹ ਇਹਨਾਂ ਤੋਂ ਕਰਾਉਂਦਾ ਉਹ ਕਰਦਾ ਵੀ ਇਹ ਕੁਝ ਕੁਝ ਕਰਾਉਂਦਾ ਕੁਝ ਆਪ ਕਰਦਾ ਕੁਝ ਕਰਵਾਉਂਦਾ ਇਹਦੇ ਕੀ ਪ੍ਰਕਾਰ ਦੇ ਕਰਦੇ ਵਾਲੀਆਂ ਕਿਹੜੀਆਂ ਆਪ ਕਰਦਾ ਉਹ ਜਿੱਥੇ ਤੱਕ ਤਾਂ ਸ੍ਰਿਸ਼ਟੀ ਦੀ ਰਚਨਾ ਦਾ ਚੰਦ ਸੂਰਜ ਦਾ ਸਾਰਾ ਸਬੰਧ ਉੱਤੇ ਤੱਕ ਤਾਂ ਸੱਚ ਦੇ ਆਰਡਰ 'ਚ ਮੀਂਹ ਪਿਆ ਪਰਮੇਸ਼ਰ ਪਾਇਆ ਆਦਮੀ ਦੇ ਵਸਤੂ ਤੋਂ ਬਾਹਰ ਜਿਹੜੀਆਂ ਗੱਲਾਂ ਨੇ ਉਹ ਪਰਮੇਸ਼ਰ ਪਰਮੇਸ਼ਰ ਕਰ ਰਿਹਾ ਜਿੱਥੇ ਤੱਕ ਜੀ ਕਰ ਰਹੇ ਨੇ ਕਰੇ ਆਪਾਂ ਨੂੰ ਦੇ ਦੇ ਘਰ ਬਣਾਉਣੇ ਕੱਚੇ ਬਣਾਉਣੇ ਪੱਕੇ ਬਣਾਉਣੇ ਨਾ ਬਣਾਉਣੇ ਆਦਮੀ ਦਾ ਹੋ ਜਾਨਵਰ ਵੀ ਆਪਣੀਆਂ ਖੁੱਡਾਂ ਬਣਾਉਂਦੇ ਨੇ ਹਾਲਣੇ ਬਣਾਉਂਦੇ ਸਭ ਕੁਝ ਬਣਾਉਂਦੇ ਬਣਾਉਂਦੇ ਨੇ ਅੰਡੇ ਦਿੰਦੇ ਨੇ ਅੰਡੇ ਸੰਭਾਲਦੇ ਨੇ ਬੱਚੇ ਉਹਨਾਂ ਚੋਂ ਨਿਕਲਦੇ ਨੇ ਫਿਰ ਉਹਦੀ ਪਾਲ ਪੋਸ਼ਣ ਕਰਦੇ ਨੇ ਕਿਸੇ ਹੱਦ ਤੱਕ ਉਹ ਵੀ ਆਪਣੇ ਸਾਹਮਣੇ ਹੀ ਨੇ ਜੀਵਨ ਨੂੰ ਜੀ ਮਾਰਦੇ ਨੇ ਖਾਂਦੇ ਨੇ ਡਰਾਉਂਦੇ ਨੇ ਧਮਕਾਉਂਦੇ ਨੇ ਦਹਿਸ਼ਤ ਹੈ ਇਹ ਵੀ ਆਪਣੇ ਸਾਹਮਣੇ ਹੀ ਇਹ ਵੀ ਜੀਵਨ ਦੇ ਇਹ ਜੀਵਨ ਤੋਂ ਕਰਵਾ ਕਰਵਾਰ ਹੈ ਉਹ ਕਰਵਾ ਰਿਹਾ ਜਬਰ ਮਰਨਾ ਜਿਹੜਾ ਹੁਕਮ ਭਾਵੇਂ ਹੁਕਮ ਦੇ ਵਿੱਚ ਹੈ ਪਰ ਜੀ ਜਿਹੜੇ ਨੇ ਇਹਨਾਂ ਤੋਂ ਡਿਊਟੀ ਹੈ ਜਦੋਂ ਮਾਇਆ ਤੋਂ ਉਲਿਪਤ ਹੈ ਤੇ ਮਾਇਆ ਦਾ ਸਰੀਰ ਕਿਵੇਂ ਪੈਦਾ ਕਰੂਗਾ ਜਿਹਨੇ ਮਾਇਆ ਨੂੰ ਟੱਚ ਨਹੀਂ ਕਰਨਾ ਉਹ ਮਿੱਟੀ ਦਾ ਭਾਂਡਾ ਕੁਮਾਰ ਕਿਵੇਂ ਘੜੂਗਾ ਕੁਮਾਰ ਦੇ ਹੱਥ ਨਾਲ ਲਿਬੜਨੇ ਨਹੀਂ ਹੋ ਸਕਦਾ ਵੀ ਮਿੱਟੀ ਦਾ ਭਾਂਡਾ ਵੀ ਉਹ ਬਣਾਵੇ ਉਹਦੇ ਹੱਥ ਨਾਲ ਲਿਬੜ ਇਹ ਮਨ ਆਪੇ ਘਟਦਾ ਜਿਹੜਾ ਕਮਹਾਰ ਅੰਦਰ ਉਹ ਦੱਸਦਾ ਸਰ ਬਸ ਇੱਕ ਆਦਮੀ ਦੱਸ ਕੇ ਕੰਮ ਕਰਾ ਰਿਹਾ ਇੱਕ ਕਰ ਰਿਹਾ ਮਿਸਤਰੀ ਪੜੇ ਪਰੇ ਖੜਾ ਮੁੰਡੇ ਨੂੰ ਕਹਿ ਰਿਹਾ ਆਹ ਨਾ ਕਰਦੇ ਆ ਕਰਦੇ ਆ ਕਰਦੇ ਆਪਣੇ ਹੱਥ ਉਹਦੇ ਲਿਬੜਦੇ ਨਹੀਂ ਪਰ ਕਸਣ ਵਾਲੇ ਨੂੰ ਪਤਾ ਕੋਈ ਨਹੀਂ ਕਰਨ ਵਾਲੇ ਨੂੰ ਪਤਾ ਕੋਈ ਨਹੀਂ ਕਿਵੇਂ ਕਰਨਾ ਜਿਹੜਾ ਕਰਾ ਰਿਹਾ ਉਹ ਹੱਥ ਨਹੀਂ ਲਾ ਰਿਹਾ ਇਹ ਜੀ ਗੱਲ ਚਿਤ ਅੰਦਰ ਹੈ ਕਰਵਾ ਰਿਹਾ ਉਹ ਕਰਿਆ ਇਹਨੇ ਲਿਪਤ ਇਹ ਹੈ ਤਾਂ ਕਿ ਜਿੰਨ ਗੜ ਗੜਿਓ ਸੋ ਗੜ ਮੇ ਸੋ ਗੜ ਮੇ ਪਾਉ ਗੁਰਪ੍ਰਸਾਦੀ ਦੁਬਲਾ ਮਰ ਨੇ ਗੱਡ ਪੁੱਟੀ ਸੀ ਜੂਆ ਗੱਡ ਆਪਣੇ ਵਾਸਤੇ ਪੁੱਟੀ ਸੀ ਉਹ ਗੱਲ ਅਲੱਗ ਹੈ ਵੀ ਸਭ ਕਬਜ਼ਾ ਕਰ ਲਵੇ ਉਹ ਚੂਹਾ ਖੜ ਕੇ ਮਿਲਣਾ ਸੀ ਸਭ ਨੂੰ ਵੀ ਪਤਾ ਸੀ ਵੀ ਜਿਹਦੀ ਖੱਡਾ ਹੈ ਉਹ ਵਿੱਚੇ ਹੋਊਗਾ ਗੁਰਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਗੁਰਪ੍ਰਸਾਦੀ ਦੁਬਦਾ ਮਰੈ ਇਹ ਗਿਆਨ ਦੀ ਕਿਰਪਾ ਨਾਲ ਦੁਬਦਾ ਹੁੰਦਾ ਮਰ ਜਵੇ ਦੁਬਦਾ ਖਤਮ ਹੋ ਜਵੇ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਫੇਰ ਮਨ ਟਿਕਦਾ ਅਸਥਿਰ ਦਾ ਕੋ ਲਫ਼ਜ਼ ਅਸੀਂ ਕਹਿੰਦੇ ਹਾਂ ਜਦੋਂ ਜੇ ਸਾਡੀ ਭਾਸ਼ਾ ਨੂੰ ਦੇਖੀਏ ਅਸਥਿਰ ਲਫ਼ਜ਼ ਜਿਹੜਾ ਨਹੀਂ ਟਿਕਿਆ ਹੋਇਆ ਉਹਦਾ ਨਾਮ ਅਸਥਿਰ ਹੁੰਦਾ ਖਿੜਿਆ ਹੋਇਆ ਹੁੰਦਾ ਸਾਡੀ ਭਾਸ਼ਾ 'ਚ ਗੁਰਬਾਣੀ ਦੀ ਭਾਸ਼ਾ 'ਚ ਅਸਥਿਰ ਜਿਹੜਾ ਲਫ਼ਜ਼ ਹੈ ਉਹ ਦੂਜੇ ਨਾਲੋਂ ਟਿਕਿਆ ਹੋਇਆ ਜਿਹੜਾ ਆਮ ਹੈ ਅਸਥਿਰ ਹੋ ਸਕਦਾ ਅਸਥਿਰ ਥਿਰ ਨਹੀਂ ਹੈ ਥਿਰ ਹੁੰਦਾ ਹੋਇਆ ਵੀ ਥਿਰ ਨਹੀਂ ਹੈ ਟਿਕਿਆ ਹੋਇਆ ਵੀ ਟਿਕਿਆ ਹੋਇਆ ਨਹੀਂ ਹੈ ਇਹ ਕੀ ਫਰਕ ਹੁੰਦਾ ਜੀ ਕਿਉਂਕਿ ਜਿੰਨਾ ਚਿਰ ਮਾਇਆ 'ਚ ਡੋਲਣੀ ਹੋਵੇ ਟ੍ਰੇਨ 'ਚ ਬੈਠਾ ਵੀ ਹੁੰਦਾ ਬੈਠਾ ਨਹੀਂ ਹਾਂ ਟ੍ਰੇਨ 'ਚ ਬੈਠਾ ਵੀ ਸਫ਼ਰ ਕਰ ਰਿਹਾ ਅਕਰ ਸਟੇਬਲ ਨਹੀਂ ਹੈ ਅਸੀਂ ਮੂਵੇਬਲ ਕਹਿੰਦੇ ਜਾਂ ਜ਼ਮੀਨ ਘੁੰਮਦੀ ਹੈ ਮੂਵੇਬਲ ਨਹੀਂ ਠੀਕ ਹੈ ਜ਼ਮੀਨ ਦੇ ਹਿਸਾਬ ਨਾਲ ਹੀ ਮੂਵੇਬਲ ਹੈ ਇੱਥੇ ਹਰ ਚੀਜ਼ ਅਸਥਿਰ ਮਾਇਆ ਫਿਰ ਜਦੋਂ ਹੈ ਨਾ ਫਿਰ ਕੇਵਲ ਆਕਾਸ਼ ਨਾਲ ਜੁੜ ਕੇ ਤੇ ਕੇਵਲ ਆਕਾਸ਼ ਤੇਰ ਨਾਰਾਇਣ ਤੇਰ ਗੁਰੂ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਮਨੁਆ ਅਸਥਿਰ ਰਹਿੰਦਾ ਸੰਧਿਆ ਕਰੇ ਵਿਚਾਰ ਜਿੰਨਾ ਜਰ ਮਨੁਆ ਉਹਨਾਂ ਜਰ ਅਸਥਿਰ ਹੈ ਜਦ ਮਨੁਆ ਨਾ ਰਹਾ ਫਿਰ ਇਹਦਾ ਥੇਰਾ ਅਸਥਿਰ ਦਾ ਮਤਲਬ ਇਹਨਾਂ ਨੇ ਜਿਹੜੀ ਚੀਜ਼ ਹੈ ਉਹ ਨਹੀਂ ਉਹਨੂੰ ਨਾ ਥਿਰ ਕਹਾਂਗੇ ਨਾ ਅਸਥਿਰ ਕਹਾਂਗੇ ਉਹਦਾ ਮਤਲਬ ਕੋਈ ਨਹੀਂ ਹੈ ਜਿੱਥੋਂ ਪੈਦਾ ਹੋਇਆ ਸੀ ਜੈ ਤੇ ਉਪਜੀ ਸੁਰਤ ਜਿੱਥੋਂ ਪੈਦਾ ਹੋਈ ਸੀ ਉੱਥੇ ਜਾਮੜੀ ਉੱਥੇ ਹੋਈ ਉੱਥੇ ਮਨਵਾ ਅਸਥਿਰ ਸੰਧਿਆ ਕਰੇ ਵਿਚਾਰ ਫਿਰ ਸੰਧਿਆ ਦੀ ਵਿਚਾਰ ਕਰਦਾ ਵੀ ਸੰਧਿਆ ਫਿਰ ਕੀ ਹੋਈ ਬਈ ਇਹਦਾ ਉਹਦਾ ਸੰਧਿਆ ਵਿਚਾਰਨ ਵਾਲੀ ਚੀਜ਼ ਹੈ ਵਿਚਾਰਨ ਵਾਲੀ ਗੱਲ ਉਹ ਹੁੰਦੀ ਹੈ ਜਿਹੜੀ ਸਾਨੂੰ ਦੱਸੀ ਗਈ ਹੈ ਉਹ ਗਲਤ ਹੈ ਉਹ ਹੈ ਨਹੀਂ ਸੰਧਿਆ ਕਰੇ ਵਿਚਾਰ ਕਹਿ ਕੇ ਇਹ ਕਹਿਤਾ ਵੀ ਜਿਹੜੀ ਸੰਧਿਆ ਪ੍ਰਚਲਿਤ ਹੈ ਤੁਹਾਡੀ ਭਾਸ਼ਾ 'ਚ ਅਸਲ 'ਚ ਉਹ ਸੰਧਿਆ ਨਹੀਂ ਹੈ ਜੋ ਸੰਧਿਆ ਹੁੰਦੀ ਉਹ ਤੇ ਵਿਚਾਰ ਕੀ ਕਰਦੀ ਫਿਰ ਉਹ ਤੇ ਵਿਚਾਰ ਕੀ ਕਰਦੀ ਹੈ ਜੇ ਉਹ ਬਿਲਕੁਲ ਠੀਕ ਹੈ ਸੰਧਿਆ ਸਤਨਾਮ ਕਹਤਾ ਇਹ ਤਾਂ ਕਿਤੇ ਨਹੀਂ ਗਿਆ ਵੀ ਵਿਚਾਰ ਕਰੋ ਤੁਸੀਂ ਇਹ ਤਾਂ ਹੈਗਾ ਜਿਹੜੀ ਚੀਜ਼ ਹੈਗੀ ਆ ਉਹ ਤੇ ਨਹੀਂ ਵਿਚਾਰ ਕਰਨੀ ਜਿਹੜੀ ਚੀਜ਼ ਤੁਹਾਨੂੰ ਗੱਲ ਦੱਸਦੀ ਉਹ ਤੇ ਵਿਚਾਰ ਕਰੋ ਵੀ ਇਹ ਸੰਧਿਆ ਫਿਰ ਉਹ ਹੈ ਉਹ ਸੰਧਿਆ ਦੇ ਵਿੱਚ ਆਹ ਸਾਰਾ ਜੁੜ ਜਾਂਦਾ ਜਾ ਕੇ ਸੰਧਿਆ ਤਾਂ ਇਹ ਜੇ ਉਹ ਹਰ ਦੇ ਨਾਲ ਜੁੜ ਜਵੇ ਯਾਰ ਨਾਲ ਜੁੜ ਨਹੀਂ ਸਕਦਾ ਸੰਧਿਆ ਨਹੀਂ ਜੇ ਅਮਰ ਨਹੀਂ ਹੋਇਆ ਤਾਂ ਅਮਰਤ ਵੇਲਾ ਨਹੀਂ ਹੈ ਅਮਰਤ ਵੇਲਾ ਦਾ ਇੱਕ ਵਾਰ ਹੋਣਾ ਇੱਕ ਬੀਜ ਨੇ ਇੱਕੋ ਵਾਰ ਉਗਣਾ ਇੱਕ ਵਾਰ ਵਾਰ ਉਗੂਗਾ ਇੱਕ ਵਾਰ ਇੱਕੋ ਵਾਰ ਉਗੂਗਾ ਕੋਈ ਵਾਰ ਵਾਰ ਕਿਵੇਂ ਰੋਜ਼ ਸੰਧਿਆ ਕਿਵੇਂ ਹੋ ਜੂ ਰੋਜ਼ ਅਮਰਤ ਵੇਲਾ ਕਿਵੇਂ ਹੋ ਜੂਗਾ ਜਦੋਂ ਅੰਮ੍ਰਿਤ ਵੇਲਾ ਸੰਧਿਆ ਰੋਜ਼ ਹੋਣ ਲੱਗੀ ਨਾ ਮਿਲਿਆ ਵੀ ਕੱਖ ਨਹੀਂ ਮਿਲਿਆ ਇਹ ਮੰਨਣ ਵਾਲਿਆਂ ਨੂੰ ਕੁਝ ਨਹੀਂ ਮਿਲਿਆ ਕਦੇ ਨਾ ਮਿਲੂਗਾ ਮਿਲਣਾ ਵੀ ਹੈ ਨਹੀਂ ਮਿਲਿਆ ਟੁੱਟਦਾ ਮਿਲਿਆ ਟੁੱਟਦਾ ਨਾਨਕ ਸੰਧਿਆ ਕਰੇ ਮਨਮੁਖੀ ਜਿਹੜਾ ਬੇਲਾ ਅੰਮ੍ਰਿਤ ਹੈ ਉਹ ਮਰ ਨਹੀਂ ਸਕਦਾ ਚਲੋ ਵੇਲੇ ਤੇ ਵੀ ਆਪਾਂ ਲਾ ਲਈ ਪਰ ਇਹਨਾਂ ਦਾ ਅੰਮ੍ਰਿਤ ਤਾਂ ਫਿਰ ਬਦਲ ਜਾਂਦਾ ਖਤਮ ਹੋ ਜਾਂਦਾ ਹੁਣ ਨਹੀਂ ਜੀ ਅੰਮ੍ਰਿਤ ਵੇਲਾ ਹੈ ਕਿਉਂ ਨਹੀਂ ਹੈ ਹੁਣ ਕਿਉਂ ਮਰ ਗਿਆ ਐਸ ਵੇਲੇ ਨੂੰ ਆਪਾਂ ਬੜਬੜਾ ਨਹੀਂ ਕਹਿੰਦੇ ਉਹ ਤਾਂ ਪਹਿਲਾਂ ਬੜਬੜਾ ਸੀ ਹੁਣ ਕਿੱਥੇ ਗਿਆ ਉਹ ਬੜਬੜਾ ਕਿੱਥੇ ਗਿਆ ਜੋ ਮਰ ਗਿਆ ਉਹ ਬੇੜਾ ਨਹੀਂ ਹੁੰਦਾ ਮਤਲਬ ਜੋ ਮਰ ਸਕਦਾ ਜੋ ਖਤਮ ਹੋ ਸਕਦਾ ਉਹਦੀ ਤਾਂ ਲਾਈਫ ਹੈ ਕੁਝ ਘੰਟੇ ਦੀ ਉਹ ਵੇਲੇ ਦੀ ਉਹ ਬੇੜੇ ਦੀ ਤਾਂ ਲਾਈਫ ਹੈ ਕੁਝ ਮਿੰਟਾਂ ਸਕਿੰਟਾਂ ਘੰਟਿਆਂ ਦੀ ਉਹ ਬੜਬੜਾ ਤੇ ਹੁੰਦਾ ਜਿਹੜੇ ਅੰਮ੍ਰਿਤ ਵੇੜਾ ਕਹਿੰਦੇ ਨੇ ਉਹ ਮਹਾਮੂਰਖ ਨੇ ਗੁਰਬਾਣੀ ਪੜ੍ਹਦੇ ਹੋਏ ਵੀ ਅੰਮ੍ਰਿਤ ਵੇੜਾ ਕਹਿੰਦੇ ਨੇ ਜਿਹਨਾਂ ਨੇ ਉਹਨਾਂ ਨੂੰ ਮੰਨਿਆ ਆ ਕਹਿੰਦੇ ਰਹੇ ਨੇ ਮੂਰਖ ਸੀਗੇ ਸਮਾ ਉਲਟਾ ਰਾ ਪਾਤਾ ਦੂਜਿਆਂ ਨੂੰ ਵੀ ਉਹ ਕੁਝ ਨਾ ਬੋਲਦੇ ਤਾਂ ਚੰਗਾ ਸੀਗਾ ਭੱਬੜ ਭੂਸਾ ਕਰਨਾ ਪੈਂਦਾ ਬਹੁਤੇ ਜਿਹੜੇ ਨੇ ਭੱਬੜ ਭੂਸਾ ਇੰਨਾ ਪਾਤਾ ਉਹ ਔਖਾ ਹੋ ਗਿਆ ਸਾਨੂੰ ਛੱਡਣਾ ਵੀ ਔਖਾ ਹੋ ਗਿਆ ਬਸ ਬੋਲਣਾ ਉਹ ਤਾਂ ਨਾ ਬੋਲਣਾ ਚੰਗਾ ਨਾ ਬੋਲਣਾ ਆ ਜਿਹੜੀ ਚੀਜ਼ ਖਤਮ ਹੋ ਸਕਦੀ ਹੈ ਉਹ ਫਿਰ ਕਿਹੜਾ ਤੂੰ ਫਿਰ ਗੱਲ ਹੁੰਦੀ ਲੋਏ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮੇ ਹੋਏ ਖਵਾਰ ਅੰਮ੍ਰਿਤ ਵੇਲੇ ਉੱਡਦਾ ਹੁਣ ਕੋਈ ਲੋਕ ਉਹਨਾਂ ਦੀ ਗੱਲ ਸੁਣਦਾ ਕੋਈ ਸਿੱਖ ਸੁਣਦੇ ਨੇ ਬੱਚੇ ਕਹਿੰਦੇ ਨਹੀਂ ਤਾਂ ਸੁਣਦੇ ਬਸ ਮੇਰਾ ਮਤਲਬ ਝੂਠਾ ਹੀ ਸੀ ਸਾਰੇ ਸੰਤਾਨੇ ਸੰਤਾਂ ਨੇ ਸੰਭੋ ਜੀਓ ਸੰਭੋ ਤੁਸੀਂ ਰੱਬ ਕੇ ਕੀ ਕੀਤਾ ਸੰਤਾਂ ਨੇ ਕਿਹਾ ਹੋਇਆ ਹੁਣ ਤਾਂ ਵੇਲਾ ਕੀਤਾ ਹੋਇਆ ਕੀ ਹੈ ਜਿਹੜੇ ਸਾਹਮਣੇ ਨੂੰ ਅੰਮ੍ਰਿਤ ਵੜਾ ਉਹਨੇ ਪੱਲੇ ਕੀ ਹੈ ਦਿਖਾਓ ਤਾਂ ਸਹੀ ਤੁਸੀਂ ਸਾਹਮਣੇ ਕੀ ਕੀਤਾ ਠਗੀਆਂ ਮਾਰੀਆਂ ਨੇ ਝੂਠ ਬੋਲਿਆ ਫਰੇਮ ਕੀਤੇ ਨੇ ਉਹਨਾਂ ਲੋਕਾਂ ਨੇ ਜਿਹੜੇ ਅੰਮ੍ਰਿਤ ਵੇਲਾ ਸਾਹਮਣੇ ਨਿਰਾ ਝੂਠ ਬੋਲਦੇ ਨੇ ਫਰੇਮ ਕਰਦੇ ਫਰੇਬੀ ਨੇ ਸਾਰੇ ਕਪਟੀ ਨੇ ਸਾਰੇ ਉਹਨਾਂ ਦਾ ਚੜਨ ਲੋਕ ਦੇਖਦੇ ਨੇ ਮਨ ਉਹਨਾਂ ਦੀ ਗੱਲ ਕੀ ਬੱਚੇ ਤੱਕ ਤਾਂ ਜਾਣਦੇ ਨੇ ਉਹਨਾਂ ਦੀ ਕੀ ਹੋ ਤੁਸੀਂ ਘਰ ਦੇ ਜਾਇ ਸ਼ਰਦਾ ਬਾਣ ਉਹ ਨਿਆਣੇ ਨਹੀਂ ਬੰਦੇ ਹੁੰਦੇ ਨਾਨਕ ਸੰਧਿਆ ਕਰੇ ਮਨਮੁਖੀ ਆ ਲੈ ਲੋ ਨਾਨਕ ਸੰਧਿਆ ਕਰੇ ਮਨਮੁਖੀ ਜਿਵੇਂ ਰਹਿ ਰਿਹਾ ਸਾ ਸਾਡੇ ਸ਼ੁਰੂ ਕਰ ਲਈ ਉਹ ਹੈ ਸੰਧਿਆ ਹੈ ਇਹ ਮਨਮੁਖਾਂ ਦੀ ਹੈ ਉਹ ਕਰਦੇ ਸੀਗੇ ਹਿੰਦੂ ਤੁਸੀਂ ਸ਼ੁਰੂ ਕਰ ਲਈ ਗੁਰਦੁਆਰੇ ਜੀ ਆ ਜਿਹੜੀ ਤੁਹਾਡੀ ਬਣੀ ਹੈ ਨਾ ਰਹਿਤ ਬਰਿਆ ਜੀ ਦਾ ਰੌਲਾ ਪਾਉਣੀ ਉਹ ਮਨੁੱਖਾਂ ਦੀ ਹੈ ਨਾਲੇ ਕਹਿੰਦਾ ਸੰਧਿਆ ਮਨੁੱਖ ਕਰਦੇ ਨੇ ਗੁਰਮੁਖ ਨਹੀਂ ਕਰਦੇ ਗੁਰਮੁਖਾਂ ਨੂੰ ਲੋੜ ਨਹੀਂ ਗੁਰਮੁਖਾਂ ਦੀ ਸਦਾ ਹੀ ਸੰਧਿਆ ਸਦਾ ਹੀ ਅਮਰਤ ਮੇਲਾ ਸਦਾ ਬਸੰਤ ਹੈ ਗੁਰਮੁਖ ਦੀ ਸਦਾ ਹੀ ਬਸੰਤ ਹੈ ਥੋੜੇ ਸਾਲ ਪਿਛੋਣੀ ਹੈ ਉਹ ਵੀ ਥੋੜਾ ਜਰ ਵਾਸਤੇ ਫਿਰ ਉਹ ਆ ਜਾਣੀ ਹੈ ਹੋਊਗਾ ਤਾਂ ਬਦਲਦੀ ਰਹਿਣੀ ਇਹਨਾਂ ਦੀ ਰਹਿਣੀ ਦੁਬਦਾ ਨਾ ਦੁਬਦਾ ਦਾ ਟਰਨ ਬਾਈ ਟਰਨ ਉਹ ਚੱਲਦੀ ਰਹਿਣੀ ਹੈ ਗੱਡੀ ਉਹਦਾ ਪਈਆ ਚੱਲੀ ਜਾਣਾ ਨਾਨਕ ਸੰਧਿਆ ਕਰੇ ਮਨਮੁਖੀ ਜੋ ਚੀਜ਼ਾਂ ਤੁਹਾਡੀਆਂ ਰੱਦ ਕੀਤੀਆਂ ਸੀ ਸਾਰੀਆਂ ਸਾਰੀਆਂ ਹੀ ਸਰਜੀਤ ਕਰ ਲਈਆਂ ਸੀ ਸਾਰੇ ਉਹ ਜਿਹੜੇ ਬੰਧਨ ਸੀ ਨਾ ਬੰਧਨ ਕੱਟੇ ਸੀ ਜਿਹੜੇ ਸਾਰੇ ਹੀ ਫੇਰ ਬੰਨ ਸਾਰੇ ਸਗਲ ਫੇਰ ਬੰਨ ਲੈ ਜਨੀਰਾ ਜਿਹੜੇ ਜੰਜੀਰ ਕੱਟੇ ਸੀ ਨਾ ਔਗਣਾ ਦੇ ਸਾਰੇ ਜੰਜੀਰ ਫਿਰ ਬੰਦੇ ਵਧੀਆ ਲੋਹੇ ਦੇ ਬਣਾ ਕੇ ਬੰਨੇ ਨਵੇਂ ਦੇ ਉਹ ਜੰਗ ਲੱਗਿਆ ਤਾਂ ਉਹ ਕਬੀਰ ਕਹਿੰਦਾ ਉਹ ਲਿਆ ਸੀ ਲੋਹਾ ਇਹਨਾਂ ਨੇ ਨਵੇਂ ਸਿਰੇ ਦੇ ਬੰਨੇ ਨੇ ਉਹ ਨਹੀਂ ਨਾਨਕ ਸੰਧਿਆ ਕਰੇ ਮਨਮੁਖੀ ਜੀਉ ਨਾ ਟਿਕੈ ਮਰ ਜੰਮੇ ਹੋਏ ਖਵਾਰ ਮਨਮੁਖੀ ਸੰਧਿਆ ਮਨਮੁਖ ਸੰਧਿਆ ਕਰਦਾ ਤੇ ਉਹਦਾ ਫੇਰ ਟਿਕਾਉ ਸਾਰੀ ਜ਼ਿੰਦਗੀ ਨਹੀਂ ਹੁੰਦਾ ਜੀ ਉਹਨਾਂ ਟਿਕਾ ਟਿਕਾਉ ਨਹੀਂ ਹੁੰਦਾ ਜੇ ਇੱਕ ਦਿਨ ਸੰਧਿਆ ਖੁੰਝ ਗਈ ਵਿਆਕੁਲ ਹੋ ਜਾਂਦਾ ਅੱਜ ਪਾਠ ਨਹੀਂ ਕੀਤਾ ਵਿਆਕੁਲ ਹੋ ਗਿਆ ਕਿ ਗੋਲੀ ਨਹੀਂ ਨਾ ਲਈ ਸਰ ਪੇਨ ਕਿਲਰ ਹੋ ਗਈ ਪੇਨ ਕਿਲਰ ਮਰ ਜੰਮੇ ਹੋਏ ਖੁਆਰ ਡਿਪਰੈਸ਼ਨ ਦੀ ਗੋਲੀ ਨਹੀਂ ਲਈ ਡਿਪਰੈਸ਼ਨ ਦੀ ਮਰ ਜੰਮੇ ਹੋਏ ਖੁਆਰ ਇਕੁਇਲਿਬ੍ਰਿਯਮ ਦੀ ਗੋਲੀ ਲਊਗਾ ਤਾਂ ਮਨ ਟਿਕਦਾ ਨਹੀਂ ਕਹਿੰਦਾ ਮਨ ਕਾਲਾ ਪੈਂਦਾ ਪਾਠ ਨਹੀਂ ਕੀਤਾ ਬਿਮਾਰ ਹੋ ਗਿਆ ਰੋ ਮਰ ਜੰਮੇ ਹੋਏ ਖੁਆਰ ਮਰ ਜੰਮੇ ਹੋਏ ਖੁਆਰ ਤੇ ਆ ਖੁਆਰੀ ਤੋਂ ਹਟਣ ਖਾਤਰ ਜੋ ਕੁਝ ਕਰਨਾ ਸੀ ਕੁਾਰੀ ਸਹੇੜ ਲਈ ਸੰਧਿਆ ਮੰਨ ਕੇ ਰਹਿਤ ਮਰਿਆਦਾ ਚ ਲਿਖ ਕੇ ਖੁਆਰੀ ਛੇੜ ਲਈ ਜਿਹੜੇ ਲੋਕਾਂ ਨੇ ਰਹਿਤ ਮਰਿਆਦਾ ਬਣਾਈ ਸੀ ਸਾਰੇ ਮਨਮੁਖ ਸੀ ਜਿਨ੍ਹਾਂ ਨੇ ਗੁਰਦਾਰਾ ਲਾਇਕ ਚਲਾਈ ਸੀ ਸਾਰੇ ਮਨਮੁਖ ਸੀ ਪਤਾ ਸੀ ਸਾਰਿਆਂ ਨੂੰ ਤਾਂ ਗੁਰਦਾਰੇ ਦੋਨੇ ਸੀ ਨੇ ਉਸੇ ਨੇ ਤੇ ਬਾਈਕਾਟ ਰਹੇ ਨੇ ਉਹ ਕਹਿੰਦੇ ਗੋਲ ਕਾਇਨ ਕੋ ਰਹਿਣ ਦੋ ਸਾਡਾ ਕੋਲੇ ਮਰ ਜਾਓਗੇ ਜਿਹੜੀ ਬੜੀ ਮੋਟੀ ਸਿੱਕੇ ਵੀ ਜਾਂਦੀ ਰਹੂਗੀ ਨਹੀਂ ਹਟੇ ਨਹੀਂ ਹਟੇ ਫਿਰ ਕਹਿੰਦੇ ਚਾਬੀਆਂ ਕੋਟ ਕਹਿੰਦੀ ਇਹਨਾਂ ਨੂੰ ਦਵਾਂਗੇ ਉਹ ਕਹਿੰਦੇ ਅਸੀਂ ਨਹੀਂ ਰਹਿਣੀ ਰੱਬ ਦੇ ਬਾਤ ਅਸੀਂ ਥੁੱਕ ਕੇ ਜੱਟਣ ਜੇ ਅਸੀਂ ਰੱਖਣਾ ਹੁੰਦਾ ਉਹਨਾਂ ਨੂੰ ਦਿੰਦੇ ਤੋਂ ਪਹਿਲਾਂ ਸਾਨੂੰ ਇਹ ਦਿੱਤੀਆਂ ਸੀ ਸਾਰੀਆਂ ਜ਼ਗੀਰਾਂ ਜਾਇਦਾਦਾਂ ਲੈ ਕੇ ਹਟੇ ਹੁਣ ਵੀ ਬਾਹਰੋਂ ਕੋਈ ਸਮਾਨ ਆਏ ਸੀ ਉਹ ਕਹਿੰਦੇ ਵੀ ਨਿਹੰਗ ਸਿੰਘਾਂ ਨੂੰ ਮਿਲੂਗਾ ਹਾਂ ਇਹਨਾਂ ਨੂੰ ਨਹੀਂ ਦਿੰਦੇ ਸਾਨੂੰ ਨਹੀਂ ਪੱਟੀ ਕੋਈ ਜਾਣਦਾ ਨਹੀਂ। ਅੱਖ ਦਾ ਰਹੇ ਨੇ ਨਹੀਂ ਰੌਲਾ ਉਹੀ ਪਈ ਜਾਂਦਾ ਨੇ ਕਮੈਂਟਰੀ ਦੇ ਮਹੱਲਾ ਤੀਜਾ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਪ੍ਰਿਓ ਪ੍ਰਿਓ ਕਰਤੀ ਸਭ ਜਗ ਫਿਰੀ ਮੇਰੀ ਪਿਆਸ ਨਾ ਜਾਏ ਸਾਰੇ ਜਗ ਚ ਕਿਰਿਓ ਕੋਈ ਬਣਾਇਆ ਹੋਇਆ ਹੈ, ਨਕਲੀ ਡੁਪਲੀਕੇਟ ਤ੍ਰਿਉ ਪ੍ਰਯੋਗ ਕਰਦੀ ਫਿਰੀ ਰਹੀ ਪਰ ਪੁੱਤੀ ਰਹਿ ਗਈ ਪਿਆਸ ਨਹੀਂ ਗਈ ਗਿਆਨ ਨਹੀਂ ਪੈਦਾ ਹੋਇਆ ਅੰਦਰ ਸੋਝੀ ਨਹੀਂ ਪੈਦਾ ਹੋਈ ਜਬਕਿ ਮਾੜਾ ਲਈ ਨਪੁੱਤੇ ਤਬ ਤੇ ਸੋਣਾ ਸੋ ਕਮੇ ਹੋ ਜਾਂਦਾ ਮਾੜਾ ਫੇਰੀ ਸਾਰੀ ਜ਼ਿੰਦਗੀ ਗਿਆਨ ਨਹੀਂ ਮਿਲਿਆ ਜੇ ਲਾਗੀ ਤਾਲਾ ਬੇਲੀ ਬਛੜੇ ਬਿਨ ਗਾਏ ਅਕੇ ਗਾਏ ਸਾਰੀ ਫਰੀ ਸੰਸਾਰ ਦੇ ਵਿੱਚ ਬਛੜੇ ਦੇ ਬਿਨ ਕੱਲੀ ਰਹੇ ਦੁੱਧ ਕਿੱਥੋਂ ਆਉਣਾ ਸੀ ਗੁਰਬਾਣੀ ਕਿਥੋਂ ਜਾਣ ਹੋਣੀ ਸੀ ਦੁੱਧ ਤਾਂ ਬਣਦਾ ਨਾ ਤਾਂ ਇਹ ਪਰ ਨਾ ਮਿਲਦਾ ਮਿਲਿਆ ਹੀ ਨਹੀਂ ਜਾਣਨੇ ਕਿੱਥੋਂ ਸੀ ਗਿਆਨ ਪ੍ਰਗਟ ਹੁੰਦਾ ਤਾਂ ਹੀ ਗੱਲ ਹੋਣੀ ਸੀ ਹੀ ਬਾਣੀ ਫੁਰਨੀ ਸੀ ਇਹਨੂੰ ਕਹਿੰਦੇ ਰਿੱਧ ਸਿੱਧ ਬਾਣੀ ਰਿੱਧ ਸਿੱਧ ਹੈ ਸਾਡੀ ਰਿੱਧ ਸਿੱਧ ਜਾਕੋ ਫੁਰੀ ਇਹ ਫੁਰਦੀ ਹੈ ਰਿੱਧ ਸਿੱਧ ਜਿੱਥੇ ਫੁਰਨੇ ਮਾਇਆ ਦੇ ਨੇ ਨਾ ਖੱਬੇ ਪਾਸੇ ਤੋੜਦੇ ਸੀ ਜਦ ਖੱਬਾ ਪਾਸਾ ਸੱਜਾ ਇੱਕ ਹੋ ਗਿਆ ਖੱਬਾ ਸੱਜੇ 'ਚ ਸਮਾ ਗਿਆ ਸੱਜੇ ਪਾਸਿਓਂ ਚਿੱਤ ਵਿੱਚੋਂ ਫੁਰਨਾ ਉੱਠਦਾ ਹੈ ਇਹ ਵੀ ਫੁਰਦੀ ਹੈ ਆਪਾਂ ਕਹਿੰਦੇ ਨੇ ਬੜੀ ਗੱਲ ਫੁਰਦੀ ਹੈ ਉਹ ਫੁਰਦੀ ਹੈ ਇੱਥੋਂ ਇਹ ਫੁਰਦੀ ਹੈ ਇੱਥੋਂ ਬਸ ਇੰਨਾ ਹੀ ਫਰਕ ਜਦ ਦਰਗੁਣੀ ਛੱਡ ਕੇ ਮਨ ਇੱਥੇ ਆ ਜਾਂਦਾ ਨਾ ਦਸੂਦਾਰ ਚ ਫਿਰ ਇਹ ਫੁਰਦੀ ਹੈ ਇਹ ਸਾਬਤ ਸੂਰਤ ਨੂੰ ਫੁਰਦੀ ਹੈ ਅੱਧੇ ਨੂੰ ਨਹੀਂ ਫੁਰਦੀ ਉਹ ਕਬਦਾ ਅੱਧੇ ਨੂੰ ਫੁਰਦੀ ਹੈ ਇੱਥੇ ਜਿਹੜਾ ਹੁੰਦਾ ਬ੍ਰਹਮ ਨੂੰ ਤਾਂ ਫੁਰਦਾ ਹੀ ਨਹੀਂ ਨਾ ਕੋਈ ਵਿਚਾਰੇ ਨੂੰ ਬ੍ਰਹਮ ਤਾਂ ਕਹਿੰਦਾ ਮੈਂ ਆਪੋ ਬੋਲਣਾ ਜਾਣਦਾ ਉਹਦਾ ਹਾਂ ਸਭ ਉਹ ਤਾਂ ਇਹ ਉਹ ਢੋਲ ਹੈ ਬ੍ਰਹਮ ਦਾ ਉਹ ਢੋਲ ਹੈ ਜਿਹਨੂੰ ਵਜਾਉਂਦਾ ਜਿਵੇਂ ਤਾਂ ਵੱਜਦਾ ਆਪਾਂ ਕਹਿੰਦੇ ਇਹਦਾ ਵਜਾਇਆ ਵੱਜਦਾ ਇਹ ਤਾਂ ਵਜਾਇਆ ਵੱਜਦਾ ਵੜਿਆ ਮੰਦਲ ਹੈ ਵਜਾਇਆ ਵੱਜਦਾ ਹੈ ਇਹ ਨਹੀਂ ਆ ਬੋਲਦਾ ਤੇ ਜਿਵੇਂ ਉਹ ਵਜਾਉਂਦਾ ਉਹ ਵੱਜ ਪੈਂਦਾ ਜੋ ਬਲਾਵੋ ਤੇ ਨਾਨਕ ਦਾਸ ਬੋਲੇ ਨਾਨਕ ਸਤਗੁਰ ਐ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਨਾਨਕ ਸਤਗੁਰ ਐ ਮੇਰੀ ਪਿਆਸ ਗਈ ਜੇ ਸਤਗੁਰ ਮਿਲੇ ਸਤਗੁਰ ਅੰਦਰ ਸੀ ਢੋਲ ਦੀ ਬਾਹਰ ਨਹੀਂ ਸਭ ਜਗ ਫਿਰ ਹੀ ਹੈ ਨਾ ਫਿਰ ਪਾਇਆ ਘਰ ਆਏ ਬਦਾਇ ਦੇ ਢੂੰਡ ਘਰ ਹੀ ਮੈਂ ਪਾਇਆ ਸਤਗੁਰ ਕਿਸੇ ਨੇ ਬਾਹਰ ਦੱਸਤਾ ਬਾਹਰ ਟੋਲਿਆ ਨਹੀਂ ਮਿਲਿਆ ਜਦ ਮਿਲਿਆ ਤਾਂ ਘਰੋਂ ਮਿਲਿਆ ਥਾਈ ਘਰ ਅੰਦਰੋਂ ਮਿਲਿਆ ਗਿਆਨ ਅੰਦਰੋਂ ਹੀ ਪ੍ਰਗਟ ਹੋਇਆ ਨਾਮ ਅੰਦਰੋਂ ਹੀ ਮਿਲਿਆ ਨਾਮ ਦਾ ਦਾਤਾ ਵੀ ਅੰਦਰੋਂ ਹੀ ਅੰਦਰ ਹੀ ਸੀ ਬਾਹਰ ਵਾਲਿਆਂ ਨੇ ਤਾਂ ਦੱਸਿਆ ਸੀ ਵੀ ਉਹ ਕਿਤੇ ਹੋਰ ਹੈ ਦੱਸਿਆ ਸੀ ਉੱਤੇ ਬਹੁਤ ਉਹ ਕਹਿੰਦੇ ਮਰੇ ਤੇ ਜਾਂਦਾ ਪਰ ਉੱਥੇ ਜਾਂਦਾ ਨਹੀਂ ਜਾਂਦਾ ਪਰ ਤੇ ਕੋਈ ਗਿਆ ਨਹੀਂ ਗਿਆ ਕੀ ਸਬੂਤ ਉੱਥੇ ਆ ਕੇ ਤਾਂ ਕਿਸੇ ਨੇ ਦੱਸਿਆ ਨਹੀਂ ਮੈਂ ਗਿਆ ਸੀ ਤੇ ਰਾਜ 'ਚ ਰਹਿ ਗਿਆ ਪੌੜੀ ਆਪੇ ਤਤ ਪਰਮ ਤਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਦੇਖੋ ਦੋ ਕਿਸਮ ਦੇ ਤਤ ਕਹਿੰਦੇ ਇੱਕ ਤਤ ਇੱਕ ਪਰਮ ਤਤ ਆਪੇ ਤਤ ਤਤ ਜਿਹੜਾ ਹੋਊਗਾ ਤਤ ਮੁਕਤਾ ਹੋਣਾ ਚਾਹੀਦਾ ਜਿਹੜੇ ਪਹਿਲਾ ਤਤ ਆਪੇ ਤਤ ਦੋਹਾਂ ਨੂੰ ਉਂਕੜ ਲੱਗੀ ਪਾਪੇ ਤਤ ਪਰਮ ਤਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਦੋਨੋਂ ਉਂਕੜ ਦੋਨੋਂ ਨੂੰ ਤਾਂ ਫਿਰ ਮਾਇਆ ਦੀ ਗੱਲ ਹੀ ਨਹੀਂ ਆਪੇ ਤਤ ਚਾਹੇ ਤਤ ਕਹਿ ਲੋ ਸਭ ਤਤ ਰੂਪੇ ਪਰਮ ਤਤ ਸਭ ਆਪੇ ਪਰਮ ਤਤ ਸਭ ਆਪੇ ਤਤ ਔਰ ਪਰਮ ਤਤ ਦੇ ਵਿੱਚ ਫਿਰ ਇਹ ਫਰਕ ਪਾਇਆ ਇੱਥੇ ਤਤ ਗਿਆਨ ਹੈ ਤਤ ਗਿਆਨ ਸਮਨ ਪ੍ਰਗਟਾ ਹੈ ਪਰਮ ਤਤ ਜਿਹੜਾ ਹੈ ਚੇਤਨ ਤਤ ਜੜ ਹੈ ਗਿਆਨ ਜਿਹੜਾ ਹੁੰਦਾ ਜੜ ਹੁੰਦਾ ਬ੍ਰਹਮ ਗਿਆਨੀ ਦਾ ਭੋਜਨ ਪਰਮ ਤਤ ਦੀ ਖੁਰਾਕ ਤਤ ਹੈ ਜੋ ਪਰਮ ਤਤ ਹੈ ਉਹਦੀ ਖੁਰਾਕ ਪਰਮ ਤਤ ਹੈ ਜੋ ਬ੍ਰਹਮ ਗਿਆਨੀ ਹੈ ਉਹ ਪਰਮ ਤਤ ਹੈ ਖਰਾਬ ਤਤ ਜੋ ਦੀ ਖਰਾਕ ਉਹ ਤਤ ਹੈ ਤਤ ਵੀ ਆਪੇ ਹੈ ਪਰਮ ਤਤ ਵੀ ਆਪੇ ਪਰ ਤੇ ਲਬਜ ਦੋਨੇ ਆਪਾਂ ਚੇਤਨ ਨੇ ਬਹਿਣਗੇ ਜੀ ਕਿਉਂਕਿ ਆਪੇ ਲੱਗ ਗਿਆ ਦੋਨੇ ਵਾਸਤੇ ਆਪੇ ਤਤ ਆਪੇ ਲਬਜ ਤਤ ਤਤ ਨਾਲ ਵੀ ਲੱਗਦਾ ਤਤ ਉਹਨੇ ਉਗਲੀ ਹੋਈ ਚੀਜ਼ ਹੈ ਤਤ ਉਗਲੀ ਹੋਈ ਚੀਜ਼ ਹੈ ਸਮਝ ਨਹੀਂ ਜਾਂ ਉਹ ਜਿਸ ਸਮਾਈ ਸ਼ਬਦ ਦੇ ਵਿੱਚ ਸਮਾਇਆ ਹੋਇਆ ਕੀ ਹੈ ਸ਼ਬਦ ਵਿੱਚ ਸਮਾਇਆ ਹੈ ਕਿ ਗਿਆਨ ਜਿਹੜਾ ਘਿਓ ਦੁੱਧ ਚੋਂ ਕੱਢਿਆ ਉਹ ਤਖਤ ਹੈ ਜਿਹੜੇ ਘਿਓ ਦਾ ਪ੍ਰਥਮ ਮੱਖਣ ਪਾਛੇ ਦੁੱਧ ਬਣਨ ਪਰਦਾ ਜਿਹਦਾ ਬਣਾਇਆ ਜਿਹੜਾ ਬੋਲਿਆ ਦੇਖੋ ਇੱਥੇ ਉਹ ਬੇਦ ਬੜਾ ਕਿ ਜਾਣ ਤੇ ਆਇਆ ਜਿਹੜਾ ਤਤ ਹੈ ਜਿੱਥੋਂ ਭਾਵੇਂ ਬੜਾ ਸੰਸਾਰ ਚ ਹੋ ਭਾਵੇਂ ਸੰਸਾਰ ਚ ਉਹਦੀ ਬਰਾਬਰੀ ਨਹੀਂ ਹੈ ਤਤ ਗਿਆਨ ਦੀ ਗਿਆਨ ਗੁਰੂ ਦੀ ਇਹ ਕਹ ਲੋ ਸੰਸਾਰ 'ਚ ਜੇ ਕੋਈ ਗੁਰੂ ਹੈ ਗਿਆਨ ਗੁਰੂ ਹੈ ਗਿਆਨ ਗੁਰੂ ਕੀ ਹੈ ਤਤ ਹੈ ਸੰਸਾਰ ਦਾ ਜੋ ਤਤ ਗਿਆਨ ਹੈ ਨਾ ਤਤ ਗਿਆਨ ਤੇ ਸਮਨ ਪ੍ਰਗਟਾਇਆ ਇਹ ਤਤ ਗਿਆਨ ਹੀ ਮਨ ਨੂੰ ਘੜਦਾ ਮਨ ਨੂੰ ਬਦਲਦਾ ਇਹ ਤੋਂ ਵੱਡੀ ਕੋਈ ਸ਼ਕਤੀ ਨਹੀਂ ਹੈ ਸੰਸਾਰ 'ਚ ਜੇ ਆਪਾਂ ਸੰਸਾਰ 'ਚ ਕਹੀਏ ਜੇ ਸੰਸਾਰ 'ਚ ਕੋਈ ਗੁਰੂ ਮਿਲਣਾ ਸੰਸਾਰ ਤੁਹਾਨੂੰ ਗਿਆਨ ਗੁਰੂ ਬਣਿਆ ਇਹ ਮੁਰਗੀ ਦਾ ਅੰਡਾ ਜਿਹਾ ਹੁਣ ਉਹ ਵੀ ਗੁਰੂ ਹੈ ਚੇਤਨ ਵੀ ਗੁਰੂ ਹੈ ਇਹਨਾਂ ਨੂੰ ਅਲੱਗ-ਅਲੱਗ ਨਹੀਂ ਕਰ ਸਕਦੇ ਆਪੇ ਠਾਕੁਰ ਦਾਸ ਭਇਆ ਆਪੇ ਠਾਕੁਰ ਦਾਸ ਭਇਆ ਆਪੇ ਠਾਕੁਰ ਔਰ ਦਾਸ ਹੈ ਇੱਕ ਦਾਸ ਹੈ ਜਿਹੜਾ ਮਰ ਕਰਕੇ ਠਾਕੁਰ ਚਿਤ ਕਰਕੇ ਹੈ ਦੋਏ ਪਾਸੇ ਆਪ ਆਪੇ ਆਪ ਜਣਗੇ ਉਰੇ ਇੱਕ ਵਾਸਤੇ ਆ ਰਿਹਾ ਰਾਮ ਜਿਹੜਾ ਆਪ ਆ ਰਿਹਾ ਇੱਕ ਵਾਸਤੇ ਆ ਰਿਹਾ ਜਦੋਂ ਮਨ ਦੇ ਥਰੂ ਕੋਈ ਚੀਜ਼ ਆਉ ਨਾਨਕ ਦਾਸ ਬੋਲੇ ਜਿਹੜਾ ਦਾਸ ਬੋਲਦਾ ਉਹ ਤਾਤਾ ਉਹ ਤਾਤਾ ਉਹ ਗੁਰਬਾਣੀ ਜਿਹੜਾ ਬੁਲਾਉਂਦਾ ਉਹ ਪਰਮ ਤਾਤਾ ਜੋ ਬੁਲਾਵੋ ਤੁਰਾ ਗਲਾਸ ਬੋਲਦਾ ਜਿਹੜੀ ਬਣਾ ਕਰਨਾ ਤੇ ਸੁਣਨ ਵਾਲੀ ਹੈ ਪਰਮ ਤਤ ਹੈ ਜਿਹੜਾ ਕੰਨਾਂ ਤੇ ਸੁਣ ਕੇ ਸਮਝਣ ਵਾਲਾ ਤਤ ਹੈ ਗੁਰਬਾਣੀ ਦੇ ਵਿੱਚ ਜਿਹੜਾ ਨਾਮ ਹੈ ਨਾ ਗੁਰਬਾਣੀ ਚ ਨਾਮ ਹੈ ਉਹ ਤਤ ਹੈ ਜੋ ਸਿੱਧਾ ਮਿਲਦਾ ਨਾਮ ਅੰਦਰੋਂ ਬਿਨਾਂ ਕਰਨਾ ਉਹ ਪਰਮ ਤਤ ਹੈ ਉਸ ਪਰਸ਼ੇ ਕਰਦਾ ਹੈ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਹੈ ਉਹਨੂੰ ਸਮਝਣ ਦੀ ਲੋੜ ਨਹੀਂ ਆਪੇ ਠਾਕੁਰ ਦਾਸ ਪਿਆ ਉਹਨੂੰ ਸਮਝਣ ਦੀ ਲੋੜ ਨਹੀਂ ਉਹ ਤਾਂ ਜਗਾਉਂਦਾ ਉਹ ਸਿਰਫ ਸਪਰਸ਼ੇ ਦਿੰਦਾ ਉਹ ਪਰਮ ਤਤ ਉਹ ਤਾਂ ਲਹਿਰ ਲਹਿਰ ਨਾਲ ਪਾਣੀ 'ਚ ਫਰਕ ਨਹੀਂ ਹੁੰਦਾ ਲਹਿਰ ਨਾਲ ਪਾਣੀ ਦਾ ਕੋਈ ਫਰਕ ਨਹੀਂ ਹੁੰਦਾ ਉਹ ਲਹਿਰ ਹੈ ਲਹਿਰ ਨਹੀਂ ਹੈ ਇਹ ਲਹਿਰ ਨਹੀਂ ਹੈ ਉਹ ਲਹਿਰ ਹੈ ਅੰਦਰ ਇਹ ਲਹਿਰ ਹੈ ਜਿਹੜਾ ਆਪੇ ਦਾ ਬਾਜ਼ਾਰ ਹੈ ਇੱਕ ਵਾਸਤੇ ਮੰਨ ਕੇ ਚੱਲੀਏ ਇੱਕ ਨੂੰ ਮੰਨ ਕੇ ਚੱਲੋਗੇ ਦਾਸ ਫਿਰ ਦਾਸ ਕੌਣ ਸੱਚਖੰਡ ਦਾ ਕੋਈ ਦਾਸ ਹੈ ਨਹੀਂ ਨਾ ਉੱਤੇ ਕੋਈ ਠਾਗਰਾ ਨਾ ਦਾਸ ਹੈ ਜਿਹੜਾ ਆਪੇ ਹੁਣ ਉਹਦੇ ਦੋ ਥਾਂ ਦਾਸ ਹੋਇਆ ਇਹਦੇ ਪਹਿਲਾਂ ਇਹ ਦੇਖੋ ਕਿਵੇਂ ਪਤਾ ਲੱਗਿਆ ਵੀ ਇੱਥੇ ਦੀ ਗੱਲ ਹੈ ਸੱਚਖੰਡ ਦੀ ਨਹੀਂ ਹੈ ਉੱਤੇ ਨਾ ਕੋਈ ਦਾਸ ਹੈ ਨਾ ਠਾਗਰਾ ਇਹ ਸਾਫ ਹੋ ਗਈ ਵੀ ਗੱਲ ਇੱਥੇ ਦੀ ਉੱਥੇ 100 ਆਈ ਹੈ ਸਾਰੇ 100 ਆਈ ਹੈ ਉੱਥੇ ਤੇ ਜਾ ਹੀ ਨਹੀਂ ਸਕਦੀ ਇਹ ਗੱਲ ਉੱਥੇ ਦੋਮ ਸੇਵ ਹੈ ਨਹੀਂ ਦੋਮ ਸੇਵ ਹੈ ਨਹੀਂ ਤੇ ਕੱਲ ਤਾਂ ਫਿਰ ਇੱਥੇ ਦੀ ਰਹਿ ਗਈ ਹੈ ਇੱਥੇ ਦੀ ਇੱਕ ਪ੍ਰਧਾਨ ਹੈ ਇੱਥੇ ਇੱਕ ਦੇ ਵਿੱਚ ਅੱਧਾ ਜਿਹੜਾ ਇੱਕ ਅੱਧਾ ਉਹ ਠਾਕੁਰ ਹੈ ਅੱਧਾ ਠਾਕੁਰ ਅੱਧਾ ਹੈ ਤੋਂ ਦਾਸ ਅੱਧਾ ਦਾਸ ਜਿਹੜੇ ਜੇ ਦਾਸ ਹੋ ਵੀ ਆਪੇ ਹੈ ਠਾਕੁਰ ਹੋ ਵੀ ਆਪੇ ਆਪ ਉਪਦੇਸ਼ ਹੈ ਉਪਦੇਸ਼ ਕਰਨ ਵਾਲਾ ਠਾਕੁਰ ਹੈ ਸਮਝਣ ਵਾਲਾ ਦਾਸ ਹੈ ਉਹ ਆਪੇ ਦਾਤਾ ਆਪੇ ਭੁਗਤਾ ਜੀ ਦਾਤਾ ਭੁਗਤਾ ਦਾਤਾ ਠਾਕੁਰ ਹੈ ਭੁਗਤਾ ਦਾਸ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ ਜਣਾਉਣ ਵਾਲਾ ਠਾਕੁਰ ਹੈ ਦਾਤਾ ਸਤਗੁਰ ਹੈ ਜਨਰ ਵਾਲਾ ਜੇਲ ਉਹ ਉਹ ਸਤਗੁਰ ਹੈ ਉਹ ਜੇਲ ਬਸ ਇੱਥੇ ਦੀ ਗੱਲ ਰਹੂਗੀ ਇਹ ਉੱਥੇ ਤਾਂ ਇੱਕ ਐਸਾ ਬਤਾ ਉੱਥੇ ਤਾਂ ਕੋਈ ਲੋਕ ਦੇ ਸਕਦਾ ਤਿੰਨ ਲੋਕ ਹੀ ਬਾਤਾਂ ਹੀ ਆ ਜਿਹੜੀਆਂ ਹੈਗੀਆਂ ਹਾਂ ਤਿੰਨ ਲੋਕ ਦੀ ਗੱਲ ਇਹ ਸਾਰੀ ਚੌਥੇ ਲੋਕ ਦੀ ਗੱਲ ਚੌਥੇ ਵਾਲੇ ਇੱਕ ਦੀ ਗੱਲ ਨਹੀਂ ਹੈਗੀ ਚੌਥੇ ਦੇ ਵਿੱਚ ਕੀ ਕਰਨੀ ਗੱਲ ਉਹਦੀ ਗੱਲ ਤਾਂ ਇੱਥੇ ਦੀ ਸਮਝਣੀ ਗੱਲ ਨਹੀਂ ਇੱਕ ਜਦੋਂ ਦਾਲ ਉੱਥੇ ਦਾ ਕੀ ਸਮਝਣਾ ਇੱਕ ਜਦੋਂ ਦਾਲ ਰੂਪ ਹੋ ਕੇ ਕੀ ਕਰਦਾ ਇਹ ਆ ਉੱਥੇ ਦੀ ਜਿਹੜੀ ਸਮਝ ਉੱਥੇ ਜਾ ਕੇ ਆਪੇ ਹੋਈ ਲੋੜ ਤਾਂ ਇੱਥੇ ਦੀ ਸਮਝਦੀ ਹੈ ਉੜ ਗਿਆ ਤਾਂ ਇੱਥੇ ਹੋਇਆ ਇੱਥੋਂ ਕਿਵੇਂ ਨਿਕਲਣਾ ਇੱਥੇ ਸਾਰੀ ਖੇਡ ਕੀ ਹੈ ਇੱਥੇ ਬਾਰੇ ਦੱਸਣਾ ਜੋ ਕਿ ਦੱਸਣਾ ਇੱਕ ਹੁੰਦਾ ਹੀ ਆਪੇ ਜਪੀ ਆਪਣਾ ਜਾਪ ਆਪੇ ਜਪੋ ਆਪਣਾ ਜਾਪ ਉਹੀ ਹੋਈ ਆਤਮ ਚੀਨਣਾ ਹੈ ਜਦ ਆਪੇ ਜਪ ਆਪਣੇ ਆਪ ਨੂੰ ਆਪ ਸਮਝਣਾ ਜਪਣ ਦਾ ਸਮਝਣਾ ਹੁੰਦਾ ਜਿਹੜਾ ਜਾਪਾ ਕਟਿਆ ਗਿਆ ਤੁਹਾਡਾ ਬਿਲਕੁਲ ਆਪੇ ਜਪੋ ਆਪਣਾ ਫਿਰ ਮੈਂ ਮੈਂ ਕਰੀਏ ਮਾਲਾ ਫੜ ਕੇ ਦੱਸੋ ਆਪੇ ਆਪਣਾ ਜਾਪ ਕਿਵੇਂ ਜਪੋਗੇ ਇਹ ਕਹਿ ਕੇ ਇਹ ਜੀ ਗੱਲ ਕਹਤੀ ਕਿ ਤੁਸੀਂ ਨਿਕਲ ਨਹੀਂ ਸਕਦੇ ਇਥੋਂ ਦੱਸੋ ਕੀ ਕਰੋਗੇ ਮੈਂ ਮੈਂ ਕਰੂੰਗਾ ਜਾਪ ਉਹ ਕੁਝ ਉਚਾਰਨ ਕਰਨਾ ਇਹਨਾਂ ਨੂੰ ਜਾਪ ਹੈ ਤਾਪੇ ਆਪਣਾ ਜਾਪ ਤਾਂ ਫਿਰ ਮੈਂ ਮੈਂ ਕਰਨਾ ਹੀ ਤੂੰ ਤੂੰ ਤਾਂ ਕਰ ਨਹੀਂ ਸਕਦਾ ਮੈਂ ਮੈਂ ਕਰੂ ਇੱਥੇ ਪਰ ਉੱਤੇ ਕਹ ਤੂੰ ਤੂੰ ਕਰਤਾ ਤੂੰ ਪਿਆ ਤੂੰ ਹਰ ਵੇ ਕੋ ਹੋ ਅਸਲ ਕਰਨਾ ਤੂੰ ਤੂੰ ਹੈ ਤੂੰ ਤੂੰ ਕਰਦੇ ਨੂੰ ਸਮਝ ਆਉ ਵੀ ਤੂੰ ਔਰ ਮੈਂ ਕੋਈ ਦੋ ਨਹੀਂ ਪਿਆ ਦੋ ਨਹੀਂ ਹੈਗੇ ਮਤਲਬ ਤੂੰ ਪਿਆ ਦਾ ਮਤਲਬ ਸਮਝ ਆ ਗਈ ਤੂੰ ਹਰ ਮੈਂ ਦੋ ਹੈ ਹੀ ਸਿਰਫ ਕਹਿਣ ਸੁਣਨ ਕੋ ਦੂਜਾ ਸਰੀਰ 'ਚ ਆਪਾਂ ਹੱਥ ਅੱਡ ਕਹਿੰਦੇ ਉਂਗਲੀ ਅੱਡ ਕਹਿੰਦੇ ਅੰਗੂਠਾ ਅੱਡ ਕਹਿੰਦੇ ਪੰਜਾ ਅੱਡ ਕਹਿੰਦੇ ਪਰ ਸਰੀਰ ਜਦ ਕਹਿੰਦੇ ਫਿਰ ਤਾਂ ਵਿੱਚੇ ਆ ਗਏ ਸਾਰੇ ਭਾਵੇਂ ਨਾ ਉਹਨੇ ਨੇ ਆਪਾਂ ਸਰੀਰ ਤੇ ਅੰਗਾਂ ਦੇ ਪਰ ਜਦ ਆਪਾਂ ਸਰੀਰ ਕਹਿੰਦਾ ਸਾਰੇ ਵਿੱਚੇ ਆ ਗਏ ਇਹ ਜ਼ੁਰਤ ਮਤ ਮਨ ਬੁੱਧ ਗੱਲਾਂ ਲੈਨੇ ਪਰ ਸਰੀਰ ਕਰਕੇ ਤਾਂ ਕੋਈ ਆ ਪੂਰੇ ਸਰੀਰ ਦੀ ਗੱਲ ਕਰਾਂਗੇ ਫਿਰ ਇੱਕੋ ਹੀ ਆਪੇ 10 8 ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪੇ 10 ਅੱਠ ਵਰਨ ਉਪਾਇਆ ਪਰ ਵਰਨ ਆਪੇ 10 ਅੱਠ ਵਰਨ 18 ਆਪ ਬ੍ਰਹਮ ਆਪ 10 ਅੱਠ 18 18 ਪ੍ਰਾਣ ਅਰ ਵਰਨ ਇਹਨਾਂ ਦਾ ਗਿਆਨ ਆਪੇ ਪਹਿਲਾਂ ਕੀਤਾ ਕਿਸੇ ਨੇ ਨਹੀਂ ਪੈਦਾ ਇਹ ਆਦਮੀ ਨੇ ਸਾਰੇ ਟੋਏ ਆਪਣੇ ਵਾਸਤੇ ਆਪੇ ਪੱਟਣ ਨੂੰ ਕਰਨਾ ਆ ਗਿਆਨਤਾ ਦੀ ਖੱਡ 'ਚ ਕੌਣ ਕਿਸੇ ਨੇ ਘੇਰਿਆ ਆ ਜਿਹੜੇ ਆਪਾਂ ਹੁਣ ਅਰਥ ਲੈ ਕੇ ਸਿੱਖੀ ਦੇ ਕਿਸੇ ਨੇ ਘੇਰਿਆ ਆਪ ਘੇਰਿਆ ਬੜੀ ਖੁਸ਼ੀ ਨਾਲ ਕਰਦੇ ਆ ਕਿਉਂਕਿ ਜੋ ਮਨ ਚਾਹੁੰਦਾ ਉਹ ਜਿਹੜਾ ਪ੍ਰਚਾਰ ਹੈ ਉਹ ਜੀ ਖੁਸ਼ ਹਾਂ ਸਾਰੇ ਜਿੰਨਾ ਰਾਜ ਕਰੇਗਾ ਖਾਲਸਾ ਖੁਸ਼ ਹੋ ਕੇ ਅਸੀਂ ਨਾਰੇ ਲਾਉਨੇ ਆ ਉਹਨਾਂ ਤੂੰ ਤੂੰ ਕਰਤਾ ਤੂੰ ਬੇ ਗੱਲ ਨੂੰ ਨਹੀਂ ਪ੍ਰਚਾਰ ਕਰਦਾ ਉਹ ਨਹੀਂ ਚੰਗੀ ਲੱਗਦੀ ਸਾਨੂੰ ਜਿੰਨੀ ਇਹ ਚੱਲ ਚੰਗੀ ਲੱਗਦੀ ਕਿਉਂਕਿ ਇਹ ਗੱਲ ਤੇ ਚੰਗੀ ਲੱਗਦੀ ਉਹ ਗੱਲ ਨਹੀਂ ਚੰਗੀ ਲੱਗਦੀ ਉਹਨਾਂ ਆਪ ਦਾ ਗਵਾਈਏ ਤਾਂ ਸੋ ਪਾਈਏ ਵਾਲੀ ਗੱਲ ਨਹੀਂ ਚੰਗੀ ਲੱਗਦੀ ਉੱਥੇ ਰਾਜ ਜਾਂਦਾ ਕਿਉਂ ਨਹੀਂ ਚੰਗੀ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਔਰ ਔਰ ਕੈਸੀ ਚਤਰਾਈ ਇਹ ਨਹੀਂ ਚੰਗੀ ਲੱਗਦੀ ਗੱਲ ਹਾਲਾਂਕਿ ਉਹ ਤਾਂ ਕੁਝ ਪ੍ਰਾਪਤੀ ਹੈ ਤਾਂ ਕੁਝ ਪ੍ਰਾਪਤੀ ਹੈ ਨਹੀਂ ਅਸਲ ਪ੍ਰਾਪਤੀ ਤਾਂ ਉਹ ਤਾਂ ਹੀ ਹੈ ਤੂੰ ਤੂੰ ਕਰਤਾ ਤੂੰ ਪਿਆ ਆਪ ਗਵਾਈਏ ਤਾਂ ਸੋ ਆਪ ਗਵਾਈਏ ਤਾਂ ਪਈਏ ਤੇ ਹੈ ਉਹ ਨਹੀਂ ਅਸੀਂ ਪੜਦੇ ਉਹ ਯਾਦ ਹੀ ਨਹੀਂ ਸਾਡੇ ਕਿਉਂ ਨਹੀਂ ਰਾਜ ਨਾ ਜਾਉ ਮੁਕਤ ਨਾ ਜਾਉ ਯਾਦ ਇੱਥੋਂ ਅੰਦਰ ਹੀ ਹਰਾਮ ਯਾਦਗੀ ਦਾ ਪਤਾ ਲੱਗਦਾ ਇਹ ਸਿੱਖ ਨਹੀਂ ਹਣ ਨੇਚਰ ਰਾਜ ਹੈ ਪ੍ਰਭ ਕੇਰਾ ਇਤੋਂ ਇਹ ਪਤਾ ਲੱਗਦਾ ਵੀ ਅੰਦਰ ਇਹਨੂੰ ਭੁੱਖ ਹੈ ਕਾਦੀ ਅਸਲ 'ਚ ਸਿੱਖੀ ਦਾ ਇਹ ਦਿਖਾਵਾ ਹੈ ਉਹ ਤਾਂ ਦਿਖਾਵਾ ਕਰਦੇ ਨੇ ਧੋਖਾ ਕਿਹਨੂੰ ਦਿੰਦੇ ਨੇ ਕਿਹਨੂੰ ਦਿੰਦੇ ਧੋਖਾ ਵੀ ਆਪਣੇ ਆਪ ਨੂੰ ਦਿੰਦੇ ਕਿਸੇ ਨੂੰ ਕੋਈ ਧੋਖਾ ਦਿੰਦਾ ਕਿਸੇ ਨੂੰ ਕੀ ਧੋਖਾ ਦੇਊਗਾ ਜੇ ਟੀਚਰਾਂ ਨੂੰ ਧੋਖਾ ਦੇ ਕੇ ਘਰ ਵਾਲਿਆਂ ਨੂੰ ਧੋਖਾ ਦੇ ਕੇ ਮੁੰਡਾ ਸਕੂਲ ਨਹੀਂ ਜਾਂਦਾ ਉਹ ਨੁਕਸਾਨ ਆਪਣੇ ਹੀ ਕਰ ਰਿਹਾ ਕਿਸੇ ਦਾ ਨਹੀਂ ਕਰ ਰਿਹਾ ਬੇਵਕੂਫ ਬਣਾ ਰਿਹਾ ਘਰਦਿਆਂ ਨੂੰ ਉਹ ਬੇਵਕੂਫ ਤਾਂ ਆਪ ਬਣ ਰਿਹਾ ਘਰਦਿਆਂ ਨੂੰ ਕਾਹਦਾ ਬਣਾ ਰਿਹਾ ਇਹ ਸਕੂਲ ਨੂੰ ਟੀਚਰਾਂ ਨੂੰ ਕਾਹਦਾ ਬਣਾ ਰਿਹਾ ਆਪਣੇ ਆਪ ਨੂੰ ਨਰ ਕਰ ਰਿਹਾ ਜੋ ਕੁਝ ਕਰ ਰਿਹਾ ਜਿਹੜੇ ਇੰਨੀ ਗੱਲ ਦੀ ਸਮਝ ਨਹੀਂ ਵੀ ਮੈਂ ਆਪਣਾ ਵਿਗਾੜ ਲਿਆ ਕਿ ਮੈਂ ਕਿਸੇ ਦਾ ਵਿਗਾੜ ਲਿਆ ਤੇ ਬੜੇ ਫਿਰਦੇ ਅਸੀਂ ਬੜੇ ਅਕਲਮੰਦ ਅਸੀਂ ਦੁਨੀਆ ਛਾ ਜਾਂ ਕਿੱਥੇ ਜਾ ਜਾਓਗੇ ਤੁਸੀਂ ਤੁਸੀਂ ਤਾਂ ਬੁੱਧੀਹੀਨ ਹੋ ਬੁੱਧੀਹੀਨਾਂ ਨੇ ਕਦੇ ਕਾਮਯਾਬੀ ਹਾਸਲ ਕੀਤੀ ਹੈ ਦੁਨੀਆ 'ਚ ਬੁੱਧੀਵਾਨ ਕਾਮਯਾਬ ਨੇ ਬੁੱਧੀਹੀਨ ਕਦੇ ਕਾਮਯਾਬ ਨਹੀਂ ਬੁੱਧੀਹੀਨ ਕੀ ਕਰਦੇ ਕੁੱਟ ਖਾਂਦੇ ਨੇ ਬੇਇੱਜ਼ਤ ਹੁੰਦੇ ਨੇ ਔਰ ਹੁੰਦੇ ਰਹੋਗੇ ਬੇਇੱਜ਼ਤ ਕੁੱਟ ਖਾਂਦੇ ਰਹੋਗੇ ਇਹ ਹਿੱਸੇ ਜਾਊਗੀ ਠੀਕ ਹੈ ਖਾਲਸੇ ਨਾਲ ਵੀ ਹੋਈ ਗੁਰੂ ਸਾਹਿਬ ਨਾਲ ਵੀ ਹੋਈ ਪਰ ਉਹਦੇ ਬਾਅਦ ਕਾਮਯਾਬ ਤਾਂ ਹੋਇਆ ਕਾਮਯਾਬ ਹੋ ਕੇ ਡਿਗੇ ਕਿਉਂ ਸਵਾਲ ਉਠੇ ਜਿਨ੍ਹਾਂ ਨੇ ਕਾਮਯਾਬ ਕੀਤੇ ਤੇ ਉਹ ਹਾਸ਼ੀਏ ਤੇ ਕਰਤੇ ਖਾਲੀ ਗੁਰੂ ਸੋ ਨਹੀਂ ਜਿਨ੍ਹਾਂ ਨੇ ਕਾਮਯਾਬ ਕੀਤੇ ਸੀ ਜਿਹੜੀ ਚੀਜ਼ ਨੇ ਕਾਮਯਾਬ ਕੀਤੇ ਸੀ ਉਹ ਚੀਜ਼ ਤਿਆਗਤੀ ਰਾਜ ਨਾ ਚਾਹੂ ਮੁਕਤ ਨਾ ਚਾਹੂ ਤਿਆਗ ਕੇ ਰਾਜ ਕਰੇਗਾ ਖਾਲਸਾ ਆਪਣਾ ਉਹ ਹਾਸ਼ੀਏ ਤੇ ਹੋਵੇ ਉਹਨਾਂ ਦੀ ਆਵਾਜ਼ ਦਬ ਕੇ ਚੁੱਪ ਕਰ ਗਏ ਉਹਨਾਂ ਨੇ ਪੜਨਾ ਮੰਨ ਲਿਆ ਵੀ ਇਹ ਆਪ ਨਹੀਂ ਬੋਲਦੇ ਇਹ ਨਹੀਂ ਬੋਲਦੇ ਇਹਨਾਂ ਨੂੰ ਹੋਣੀ ਬੁਲਾ ਰਹੀ ਹੈ ਇਹਨਾਂ ਦੀ ਇਹਨਾਂ ਦੀ ਹੋਣੀ ਇਹਨਾਂ ਦੀ ਫੁੱਟੀ ਤਕਦੀਰ ਬੁਲਾ ਰਹੀ ਹੈ ਇਹਨਾਂ ਦੀ ਗੱਲ ਉਹੀ ਸਭ ਕੁਝ ਹੋਇਆ ਪਿੱਛੇ ਅੱਜ ਵੀ ਹੋਇਆ ਰਾਜ ਸੁਪਨਾ ਬਣ ਕੇ ਰਹਿ ਗਿਆ ਰਾਜ ਵਾਸਤੇ ਲੀਰਾਂ ਕੀਤੀਆਂ ਪੰਜਾਬ ਦੀਆਂ ਰਾਜ ਫਿਰ ਨਹੀਂ ਮਿਲਿਆ ਉੱਥੇ ਜੀ ਤਾਂ ਖਿਲਾਫ ਸੀ ਜਿਹਦੇ ਨਾਲ ਸ਼ਰੀਕਾ ਸੀ ਉਹੀ ਤੋਂ ਕਿਹਾ ਫਿਰ ਚਟਿਆ ਜਿਹੜੇ ਸਾਡੇ ਨਾਲ ਧਾਰਮਿਕ ਵਿਰੋਧ ਹੈ ਉਹਨਾਂ ਨਾਲ ਰਾਜ ਕੀਤਾ ਰਾਜ ਵਾਸਤੇ ਆਖਰੀ ਗੱਲ ਕਰ ਲਈ ਆਖਰੀ ਉਹ ਗੱਲ ਕਰ ਲਈ ਜਿਹੜੀ ਨਹੀਂ ਸੀ ਕਰਨੀ ਰਾਜ ਫਿਰ ਵੀ ਨਹੀਂ ਹੈ ਰਹਿਣਾ ਮਾਇਆ ਮਿਲੀ ਦੁਬਦਾ ਮੈਂ ਦੋਨੋਂ ਗਏ ਮਾਇਆ ਮਿਲੀ ਨਾ ਪ੍ਰਤੱਖ ਹੋ ਗਿਆ ਸਾਰਾ ਨੰਗ ਜ਼ਾਹਰ ਹੋ ਗਿਆ ਪਬਲਿਕ ਨੂੰ ਪਤਾ ਲੱਗ ਗਿਆ ਕਿ ਇਹ ਸਿੱਖੀ ਹੈ ਸਿੱਖੀ ਨਹੀਂ ਹੈ ਜਿਹੜੀ ਗੱਲ ਅਸੀਂ ਨਹੀਂ ਸੀ ਕਹਿਣੀ 50 ਸਾਲ ਪਹਿਲਾਂ ਸਮਾਂ ਆਏ ਤੇ ਦੱਸਾਂਗੇ ਸਮਾਂ ਆਏ ਤੇ ਕਹਾਂਗੇ ਅੱਜ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪੇ ਪਤਾ ਕਹਿ ਕੇ ਨਿੰਦਿਆ ਕਾਹਨੂੰ ਕਰਨੀ ਸਿਰਫ ਕਹਿਣੀ ਤਾਂ ਪੈਂਦੀ ਹੈ ਸਿੱਖੀ ਜਾਂਦੀ ਹੈ ਸਿੱਖੀ ਨੂੰ ਬਚਾਉਣਾ ਤੇ ਸਿੱਖੀ ਕਿਉਂ ਚਲੀ ਗਈ ਸਿੱਖੀ ਨੂੰ ਕਿਵੇਂ ਬਚਾਈਏ ਇਸ ਕਰਕੇ ਗੱਲ ਕਰਨੀ ਪੈਂਦੀ ਹੈ ਲੈਣਾ ਕੀ ਕੀ ਲੈਣਾ ਹੈ ਜਦ ਆਪਾਂ ਜਿਹੜੇ ਰਾਹ ਨਹੀਂ ਜਾਣਾ ਆਪਾਂ ਨੂੰ ਕੀ ਕੋਈ ਜਾਵੇ ਕੋਈ ਨਾ ਜਾਵੇ ਜਿਹਨੇ ਸਿੱਖੀ ਰੱਖਣੀ ਹੈ ਤੇਰਾ ਛੱਡਣਾ ਪਊਗਾ ਤਿਆਗ ਕਰਨਾ ਪਊਗਾ ਜਿਹਨੇ ਸਿੱਖੀ ਨਹੀਂ ਰੱਖਣੀ ਉਹਦਾ ਉਹਦਾ ਸਿੱਖਾ ਨਾਲ ਸੰਬੰਧ ਕੋਈ ਉਹ ਸੰਸਾਰੀ ਹੈ ਸੰਸਾਰ ਨਾਲ ਸੰਬੰਧ ਹੈ ਸੰਸਾਰ ਦਾ ਰਸਤਾ ਉਹਨੂੰ ਠੀਕ ਹੈ ਪਰਿਆ ਸਿੱਖੀ ਇਸ ਰਸਤੇ ਦੀ ਇਜਾਜ਼ਤ ਨਹੀਂ ਦੇ ਸਕਦਾ ਦੋ ਤੁਸੀਂ ਤਲਵਾਰਾਂ ਇੱਕ ਬਿਆਨ ਚ ਨਹੀਂ ਪਾ ਸਕਦੇ ਦੋ ਤਲਵਾਰਾਂ ਇੱਕ ਬਿਆਨ ਚ ਨਹੀਂ ਪਾ ਸਕਦੇ ਆਪਣੀ ਮਰਜ਼ੀ ਦਾ ਤਿਆਗ ਕਰਕੇ ਹੀ ਗੁਰਬਾਣੀ ਨੂੰ ਮੰਨਿਆ ਜਾ ਸਕਦਾ ਪਾੜੇ ਨੂੰ ਮੰਨਿਆ ਜਾ ਸਕਦਾ ਨਹੀਂ ਨੂੰ ਆਪੇ 10 8 ਵਰਨ ਉਪਾਇਨ ਆਪ ਬ੍ਰਹਮ ਆਪ ਰਾਜ ਲਿਆ ਆਪ ਬ੍ਰਹਮ ਆਪ ਬ੍ਰਹਮ ਹੈ ਵਰਣ ਵੰਡ ਕਿਨੇ ਕੀਤੀ ਹੈ ਚਾਰ ਵਰਣ ਕਿਨੇ ਬਣਾਇਆ ਦੂਜੇ ਬਣਾਇਆ ਨੇ ਇਹਨੇ ਆਪੇ ਬਣਾਇਆ ਨੇ ਵਰਣ ਵੰਡ ਕਿਨੇ ਕੀਤੀ ਹੈ ਵਿਦਵਾਨ ਹੋ ਕੇ ਇਹਨੇ ਆਪੇ ਕੀਤਾ ਹੈ ਗਲਤ ਕਿਤਾਬਾਂ ਵੀ ਇਹਦੀਆਂ ਆਪਣੀਆਂ ਲਿਖੀਆਂ ਨੇ ਠੀਕ ਵੀ ਇਹਦੀਆਂ ਲਿਖੀਆਂ ਨੇ ਪਰ ਠੀਕ ਹੈ ਕਿ ਨਹੀਂ ਲਿਖਿਆ ਠੀਕ ਤਾਂ ਲਿਖਾਇਆ ਤੇ ਹੀ ਲਿਖਦਾ ਠੀਕ ਨਹੀਂ ਲਿਖਦਾ ਠੀਕ ਲਿਖਾਇ ਤੇ ਲਿਖਦਾ ਠੀਕ ਬੁਲਾਏ ਤੇ ਬੋਲਦਾ ਆਪਣੇ ਲੈਵਲ ਤੇ ਜਿਹੜਾ ਵਿਦਵਾਨ ਹੋ ਕੇ ਬੋਲਦਾ ਗਿਆਨ ਹੋ ਮਾਨ ਹੋ ਕੇ ਬੋਲਦਾ ਉਹ ਥੱਲੇ ਥੱਲੇ ਦਾ ਲੈਵਲ ਰਹਿ ਜਾਂਦਾ ਆਪ ਬ੍ਰਹਮ ਆਪ ਚਾਹੇ ਉਠਾਣਾ ਪ੍ਰਾਣ ਹੋਣ ਚਾਹੇ ਉਹ ਸਿਮਰਤੀਆਂ ਹੋਣ ਚਾਹੇ ਉਹ ਸ਼ਾਸਤਰ ਹੋਣ ਚਾਹੇ ਉਹ ਬਾਈਬਲ ਹੋਵੇ ਚਾਹੇ ਉਹ ਕੁਰਾਨ ਹੋਵੇ ਵੇਦ ਨਹੀਂ ਇੱਥੇ ਲਏ ਵੇਦ ਤਾਂ ਵੇਦ ਤਾਂ ਵੇਦ ਤਾਂ ਉਹਦੇ ਬੁਲਾਏ ਹੋਏ ਨੇ ਚਾਹੇ ਰਹਿਤ ਮਹਾਰਾਜ ਵੇਦ ਸ਼ਬਦ ਨੇ ਚਾਹੇ ਰਹਿਤ ਮਹਾਰਾਜ ਨਹੀਂ ਉਹ ਤਾਂ ਖੈਰ ਉਹਦੀ ਤਾਂ ਕੋਈ ਇਹਦੇ ਨਾਲ ਲਿੰਕ ਨਹੀਂ ਹੈ ਉਹ ਤਾਂ ਪੁਰਾਣਾ ਨੇ ਬਣਾਈ ਹੈਗਾ ਉਹ ਤਾਂ ਜਿਹੜੇ ਗ੍ਰੰਥ ਬਣਾਏ ਨੇ ਉਹਦੇ ਵਿੱਚੋਂ ਦੀ ਉਹ ਚੈਪਟਰ ਆਉਣਗੇ ਨਾ ਉਹ ਤਾਂ ਉਹਦੇ ਆਧਾਰ ਤੇ ਬਣੂਗੀ ਵਿਚਾਰਧਾਰਾ ਪਹਿਲਾਂ ਬਣੀ ਹੈ ਉਹਨੇ ਗਾਹਾਂ ਬਣਾਉਣਾ ਰਹਿਤ ਵਗੈਰਾ ਵਗੈਰਾ ਉਹਦੀਆਂ ਵਿਰੋਧਤਾ ਨੇ ਤਾਂ ਉਹਦੇ ਵਿੱਚੋਂ ਨਿਕਲਦੀਆਂ ਨੇ ਨਾ ਸੰਧਿਆ ਹੋਈ ਅਮਰਤ ਵੇਲਾ ਹੋਇਆ ਇਹ ਚੀਜ਼ਾਂ ਤਾਂ ਉਹਦੇ ਵਿੱਚੋਂ ਆਉਂਦੀਆਂ ਨੇ ਨਾ ਉਸ ਮੱਤ ਵਿੱਚੋਂ ਆਉਂਦੀਆਂ ਨੇ ਨਾ ਇੱਕ ਮੱਤ ਬਣਦੀ ਆ ਉਹ ਬੁੱਧ ਨੇ ਮੱਤ ਬਣਾਈ ਹਰ ਮੱਤ ਦੇ ਨਾਲ ਵਿਅਕਤੀ ਦਾ ਨਾਮ ਲੱਗਿਆ ਹੋਇਆ ਇਹਦਾ ਮਤਲਬ ਵਿਅਕਤੀ ਦੀ ਮਤ ਹੈ ਵਿਅਕਤੀ ਦੀ ਮਤ ਦਾ ਮਤਲਬ ਮਨ ਮਤ ਹੈ ਬੁੱਧ ਦੀ ਮਤ ਇੱਕ ਬੰਦੇ ਦੀ ਮਤ ਹੈ ਪੜਾਈ ਦੀ ਇਸਾਈਆਂ ਦੀ ਮਤ ਹੈ ਇਸੇ ਦੀ ਮਤ ਹੈ ਆਪਣੀ ਪਰਸਨਲ ਸਨਾਤਨ ਇੱਕ ਆਦਮੀ ਹੈ ਉਹਦੀ ਮਤ ਹੈ ਸੰਤ ਸਨੰਦਨ ਸੰਤ ਕੁਮਾਰ ਸਨਾਤਨ ਚਾਰ ਚੇਲੇ ਬ੍ਰਹਮਾ ਦੇ ਨੇ ਚਾਰੇ ਮਤਾਂ ਇਹਨਾਂ ਦੀ ਬਣਾਈ ਹੋਈਆਂ ਇੱਕ ਗੁਰੂ ਹੋਵੇ ਮਤਾਂ ਚਾਰ ਹੋ ਜਾਣ ਇਹਨੂੰ ਗੱਡੀ ਰੱਖ ਇਹਨਾਂ ਨੇ ਇਹ ਗਾਡੀ ਦਾ ਗੁਰੂ ਇੱਕ ਬਤਾ ਚਾਰ ਗੁਰੂ ਇੱਕ ਚੇਲੇ ਚਾਰ ਚਾਰਾਂ ਦੀ ਅੱਡ ਬਤਾ ਕਿਉਂ ਗੁਰੂ ਇੱਕ ਚੇਲੇ 36 ਬਤ ਇੱਕ ਗੁਰੂ ਇੱਕ ਚੇਲੇ 36 ਬਤ ਇੱਕ ਮਤ ਇੱਕ ਕਹਤੇ ਕੀ ਫਰਕ ਹੈ ਇੱਥੇ ਸਾਰਾ ਚੋਜ ਇੱਥੇ ਪਿਆ ਕੋਈ ਮਤ ਦੁਨੀਆ 'ਚ ਦੋ ਆਦਮੀਆਂ ਦੀ ਦਿਖਾਓ ਬਗੈਰ ਗੁਰਮਤਿ ਜਿੰਨੇ ਚੇਲੇ ਨੇ ਉਹਨਾਂ ਦੀ ਮਤ ਹੈ ਉਹ ਨਹੀਂ ਹੈ ਕਹਿੰਦੇ ਸਾਡੀ ਕਿੱਥੇ ਉੱਥੇ ਉਹਨਾਂ ਦੀ ਹੈ ਇਹ ਕਦੇ ਕਰੈਕਸ਼ਨ ਨਹੀਂ ਹੋਈ ਨਾ ਹੋ ਸਕਦੀ ਹੈ ਗਲਣਾ ਤੈਨੂੰ ਕਰਨਾ ਡਰ ਕਰ ਦੇਣਗੇ ਪ੍ਰਚਾਰ ਚ ਵੇਖੇ ਤੂੰ ਆਪ ਆਪਣੀ ਬੁੱਧਾ ਜੇਤੀ ਬਰਨ ਫਿਰ ਫਿਰ ਤੋਂ ਦਿੱਤੀ ਜੇ ਦੂਸਰੇ ਨੇ ਦੂਸਰੀ ਮਤ ਨਾਲ ਸਹਿਮਤੀ ਨਹੀਂ ਕੀਤੀ ਉਹ ਚਕਾਨ ਛੱਡ ਕੀਤੀ ਹੋ ਰਿਫਾਰਮੇਸ਼ਨ ਕਹਿੰਦੇ ਨੇ ਜਿੰਨੀਆਂ ਦੂਜਾ ਮਤਾਂ ਦੇ ਐਰੇਜ ਚਕਾਨ ਛੱਡ ਨਹੀਂ ਹੋ ਸਕਦੀ ਜਿੰਨੇ ਬੰਦੇ ਹੁੰਦੀਆਂ ਰਵਣੋ ਭਿੰਨਤਾ ਆਊਗੀ ਉਹਦੇ ਚ ਉਹਨੇ ਉਹਦਾ ਕੁਝ ਨਾ ਕੁਝ ਬਦਲਿਆ ਹੋਊਗਾ ਇੱਥੇ ਨਹੀਂ ਬਦਲਿਆ ਕਬੀਰ ਤੋਂ ਗੱਲ ਸ਼ੁਰੂ ਹੁੰਦੀ ਹੈ ਭਗਤ ਨੇ ਬਾਅਦ ਚ ਨੇ ਸੱਤਾ ਬਲਵੰਡ ਤੇ ਸਾਰੇ ਭੱਟ ਨੇ ਇੱਕ ਨਾ ਇੱਕ ਇਸੇ ਗੱਲ ਨੂੰ ਦਸਮ ਪਾਸ਼ਾ ਨੇ ਕਿਹਾ ਹੈ ਕਹਿੰਦੇ ਰਾਮ ਕਥਾ ਤਾਂ ਇਹ ਹੈ ਗੁਰਬਾਣੀ ਹੈ ਰਾਮ ਕਥਾ ਹਰ ਸਮੇਂ ਕੋਈ ਹੁੰਦੀ ਆ ਬਦਲਦੀ ਨਹੀਂ ਤੁਹਾਡੀ ਰਮਣਤ ਮੈਂ ਬਦਲ ਗਿਆ ਵਾਲਮੀਕ ਨੇ ਕੁਝ ਹੋਰ ਲਿਖੀ ਸੀ ਬਾਅਦ ਤੁਲਸੀਦਾਸ ਨੇ ਕੁਝ ਹੋਰ ਲਿਖਤੀ ਹੋਰ ਦਿਨ ਕਿਸੇ ਨੇ ਹੋਰ ਲਿਖਤੀ ਜਿੰਨੀਆਂ ਜਿੰਨੇ ਮੂੰਹ ਦੀਆਂ ਗੱਲਾਂ ਇਹ ਕਾਤੇ ਰਾਮ ਕਥਾ ਜੁਗ ਜੁਗ ਅਟਲ ਸਾਰੇ ਸਮੇਂ ਚ ਹੁੰਦੀ ਹੈ ਉਹਦੇ ਚ ਕੋਈ ਤਰਮੀਮ ਨਹੀਂ ਕੀਤੀ ਜਾ ਸਕਦੀ ਹਵਾ ਜਿੰਦੀ ਵੀ ਨਾਲੇ ਤੁਸੀਂ ਆ ਮੰਨਦੇ ਹੋ ਰਾਮ ਕਥਾ ਜੁਗ ਜੁਗ ਅਟਲ ਹੁੰਦੀ ਹੈ ਤੁਹਾਡੇ ਵਾਲੀ ਅਟਲ ਕਾਤੇ ਨਹੀਂ ਹੈ ਕਿਉਂ ਆਏ ਸਭ ਕੋ ਭਾਖ ਤਨੇਤ ਸਾਰੇ ਤੁਸੀਂ ਨਾਲੇ ਬੋਲਦੇ ਹੋਏ ਗੱਲ ਨੂੰ ਸੁਰਗ ਰੋ ਕੋ ਵਰ ਕਰਾ ਰੋ ਵਰਤਾ ਰਹਿੰਦਾ ਸੁਰਗ ਚ ਕਦੇ ਆਇਆ ਹੀ ਨਹੀਂ ਇੱਥੇ ਜਮਿਆ ਹੀ ਨਹੀਂ ਵਾਰਿਆ ਕਰਾ ਹੈ ਕਰਾ ਲਫ਼ਜ਼ ਵਰਤਿਆ ਹੋਆ ਨਹੀਂ ਹੋਇਆ ਪਹਿਲਾਂ ਨਹੀਂ ਸੀ ਹੁਣ ਹੋਇਆ ਕਰਾ ਭਿਆ ਨਹੀਂ ਲਫ਼ਜ਼ ਵਰਤਿਆ ਹੋਇਆ ਕਰਾ ਵਰਤਿਆ ਹੋਇਆ ਹਮੇਸ਼ਾ ਹੀ ਉਹਨੇ ਰੱਖਿਆ ਆਪਣਾ ਸੁਰਗ ਦੇ ਵਿੱਚ ਵਾਸ ਰੱਖਿਆ ਪ੍ਰਭੂ ਕਦੇ ਮਾਇਆ 'ਚ ਨਹੀਂ ਆਇਆ ਕਦੇ ਨਰਕ 'ਚ ਆਇਆ ਹੀ ਨਹੀਂ ਉਹ ਆ ਤਾਂ ਨਰਕ ਹੈ ਸੰਸਾਰ ਨਰਕ ਹੈ ਉਹ ਤਾਂ ਕਦੇ ਆਇਆ ਹੀ ਨਹੀਂ ਨਰਕ ਦੇ ਵਿੱਚ ਜਿਹਨੂੰ ਰਘੁਵਾਰ ਦਸਮ ਗ੍ਰੰਥ ਤੇ ਲਿਖਿਆ ਉਹ ਕਦੇ ਨਰਕ 'ਚ ਨਹੀਂ ਆਇਆ ਕਦੇ ਇੱਥੇ ਨਹੀਂ ਜੰਮਿਆ ਕਦੇ ਜਿੰਨੀ ਠੇਦਾਰੀ ਨਹੀਂ ਹੋਇਆ ਠੇਦਾਰੀ ਨਹੀਂ ਹੋਇਆ ਕਹਿੰਦਾ ਭਾਵ ਉਹਨੂੰ ਕੱਟਿਆ ਕਿ ਉਹਨੂੰ ਮੰਨਿਆ ਹੋਇਆ ਸੁਰਗ ਵਾਸਨ ਕੋ ਕਰਾ ਸਗਰੀ ਪੂਰੀ ਸਮੇਤ ਸਾਰੀ ਪੂਰੀ ਸੁਰਗ ਦੀ ਹੈ ਜਿੰਨੇ ਨੇ ਉਤੇ ਸਾਰੇ ਸੁਰਗ ਚ ਨੇ ਗੱਲ ਸੱਚ ਕਰਨ ਦੀ ਹੈ ਸਾਰੇ ਸੁਰਗ ਚ ਨੇ ਨਿਜ ਘਰ ਚ ਨੇ ਉਥੇ ਪੂਰੀ ਚ ਰਹਿਣ ਵਾਲੇ ਸਾਰੇ ਹੀ ਸੁਰਗ ਚ ਹੁੰਦੇ ਨੇ ਕੋਈ ਨਰਕੀ ਜੀਵ ਹੁੰਦਾ ਹੀ ਨਹੀਂ ਇੱਥੇ ਕੋਈ ਸੁਰਗਵਾਸੀ ਹੈ ਕੋਈ ਨਰਕਵਾਸੀ ਹੈ ਇੱਥੇ ਹੈਗਾ ਗੁਰਮੁਖ ਇੱਥੇ ਨਰਕ ਚ ਰਹਿੰਦੇ ਹੋਏ ਵੀ ਨਰਕ ਜੀ ਇੱਥੇ ਦੋ ਪ੍ਰਕਾਰ ਦੇ ਹੋ ਸਕਦੇ ਨੇ ਉੱਥੇ ਇੱਕੋ ਪ੍ਰਕਾਰ ਦੇ ਇੱਥੇ ਹੁਣ ਬੇਗਮਪੁਰਾ ਸ਼ਹਿਰ ਕੋ ਲੋਕ ਕਹਿ ਰਿਹਾ ਰਾਮਦੇਵ ਇੱਥੇ ਮੈਂ ਰਹਿਣਾ ਜੋ ਹਮ ਸਹਿਰੀ ਤੋਂ ਤਾਂ ਮਾਰਾ ਇੱਥੇ ਰਹਿੰਦਾ ਹੋਇਆ ਕਹਿ ਰਿਹਾ ਗੁਰਮੁਖ ਮਾਇਆ ਵਿੱਚ ਦੱਸੀ ਗੁਰਮੁਖ ਮਾਇਆ ਵਿੱਚ ਦੱਸੀ ਇੱਥੇ ਰਹਿੰਦੇ ਹੋਏ ਕਹਿ ਰਹੇ ਨੇ ਇੱਥੇ ਰਹਿੰਦੇ ਹੋਏ ਦੋ ਜਗ੍ਹਾ ਹੋ ਸਕਦੇ ਨੇ ਕਲਯੁਗ ਦੇ ਵਿੱਚ ਰਹਿੰਦੇ ਹੋਏ ਕਲਯੁਗ ਤੇ ਬਾਹਰ ਹੋ ਸਕਦੇ ਨੇ ਇੱਕ ਘੜੀ ਨਾ ਮਿਲਤੇ ਨਾ ਕਲਯੁਗ ਹੁੰਦਾ ਨਿਕਲ ਜੂ ਹੋਈ ਨਹੀਂ ਜਿੱਥੇ ਕਲ ਜੁਗ ਹੈ ਉਥੇ ਨਰਕ ਜਿੱਥੇ ਸਤਯੁਗ ਹੈ ਉਥੇ ਸੁਰਗ ਹੈ ਬਸ ਸਤਿਯੁਗ ਹੈ ਤਾਂ ਸੁਰਗ ਹੈ ਤੇ ਕਲ ਜੁਗ ਹੈ ਤਾਂ ਨਰਕ ਲੈ ਦੋ ਯੁਗ ਹੁੰਦੇ ਹੀ ਨਹੀਂ ਉਹ ਐਵੇਂ ਉਹ ਤਾਂ ਇੱਕ ਅਵਸਥਾ ਹੈ ਵਿਚਾਰ ਲਈ ਆਪ ਬ੍ਰਹਮ ਆਪ ਰਾਜ ਲਿਆ ਆਪ ਬ੍ਰਹਮ ਆਪ ਰਾਜ ਲਿਆ ਬ੍ਰਹਮ ਆਪ ਹੈ ਆਪ ਬ੍ਰਹਮ ਹੈ ਆਪੇ ਰਾਜ ਨੇ ਅਵਨਾਸ਼ੀ ਰਾਜ ਨੇ ਆਪੇ ਨੇ ਬ੍ਰਹਮ ਨੇ ਹੀ ਅਵਨਾਸ਼ੀ ਰਾਜ ਪ੍ਰਾਪਤ ਕੀਤਾ ਆਪੇ ਬ੍ਰਹਮ ਹੈ ਜੀਵ ਹੈ ਬ੍ਰਹਮ ਬ੍ਰਹਮ ਹੈ ਤਾਂ ਕੋਈ ਵੱਖਰਾ ਨਹੀਂ ਹੈ ਬ੍ਰਹਮ ਚਾਹੇ ਨਾ ਕੋ ਲੀਨ ਹੋਣਾ ਕਿਸੇ ਹੋਰ ਚੀਜ਼ ਤੁਸੀਂ ਲੀਨ ਹੋਣਾ ਤੁਸੀਂ ਆਪਣੇ ਆਪ 'ਚ ਲੀਨ ਹੋਣਾ ਤਾਂ ਹੀ ਡਰਦੇ ਨੇ ਵੀ ਲੀਨ ਹੋ ਕੇ ਸਾਡਾ ਕੀ ਹੋਊ ਅਸੀਂ ਕਿੱਥੇ ਜਾਵਾਂਗੇ ਉਹ ਆਪਣੇ ਆਪ 'ਚ ਲੀਨ ਹੋਣਾ ਕਿਹਦੇ ਜਲੀਨ ਲੀਨ ਹੋਣਾ ਅੱਧੇ ਨੇ ਅੱਧੇ ਹੋਣਾ ਅੱਧਾ ਅੱਧੇ ਤੋਂ ਵੱਖਰਾ ਹੋਇਆ ਇੱਕ ਤੋਂ ਦੋ ਹੋ ਜਾਂ ਦੋ ਤੋਂ ਇੱਕ ਹੋ ਜਾ ਦੁਆਇ ਇੱਕ ਰੂਪ ਹੋ ਗਏ ਇੱਕ ਤੋਂ ਦੋ ਹੋਏ ਨੇ ਦੋ ਤੋਂ ਇੱਕ ਹੋ ਜਾ ਲੀਨ ਕੌਣ ਕਿਹਦੇ ਚ ਹੋਇਆ ਕਿਸੇ ਚ ਨਹੀਂ ਹੋਇਆ ਆਪਣੇ ਆਪ ਚਾਪੇ ਲੀਨ ਹੋਇਆ ਆਪਣੇ ਆਪ ਲੀਨ ਹੋ ਗਏ ਰਾਜ ਨਾਨਕ ਲੀਨ ਪਿਓ ਗੋਬਿੰਦ ਸਿੰਘ ਜੋ ਪਾਣੀ ਸੰਗ ਗੋਬਿੰਦ ਅੰਦਰ ਲੈ ਗਿਆ ਫਿਰ ਆਪੇ ਮਾਰੇ ਆਪੇ ਛੋੜੈ ਕੋਈ ਪਾਣੀ ਦੋ ਥਾਂ ਕੀਤਾ ਸੀ ਗੱਲ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਿਆ ਆਪੇ ਮਾਰੇ ਆਪੇ ਛੋੜੈ ਆਪਣੇ ਆਪ ਮਾਰੇ ਕੌਣ ਕਿਵੇਂ ਮਾਰੇ ਜਦੋਂ ਇਹਨੂੰ ਹੁਕਮ ਹੁੰਦਾ ਵੀ ਸਾਹ ਲੈਣਾ ਬੰਦ ਕਰ ਦੇ ਸਾਹ ਲੈਣਾ ਬੰਦ ਕਰ ਦਿੰਦੇ ਡਿਊਟੀ ਵਾਲਾ ਮਰ ਗਿਆ ਕੌਣ ਮਾਰਦਾ ਫਿਰ ਕੌਣ ਮਾਰਦਾ ਕਰਨ ਦਾ ਕੰਮ ਇਹ ਆਪ ਕਰਦਾ ਹੈ ਹੁਕਮ ਚਾਹੇ ਕਿਸੇ ਦਾ ਹੋਵੇ ਆਪਣੇ ਆਪ ਨੂੰ ਆਪ ਮਾਰਦਾ ਹੈ ਜੇ ਮਨ ਮਾਰਨਾ ਤਾਂ ਆਪ ਮਾਰਨ ਸਰੀਰ ਮਾਰਨਾ ਤਾਂ ਆਪ ਮਾਰਨ ਸਰੀਰ ਧਾਰਨ ਕਰਨੇ ਤਾਂ ਆਪ ਕਰਨਾ ਸਰੀਰ ਛੱਡਣਾ ਤਾਂ ਆਪ ਛੱਡਣਾ ਅੰਦਰਲਾ ਇਮਾਨਦਾਰ ਉਹ ਕਰਦਾ ਕੰਮ ਇਹ ਨਹੀਂ ਬਾਹਰਲਾ ਨਹੀਂ ਕਰਦਾ ਬਾਹਰਲਾ ਹੀ ਅੜਦਾ ਦਰਸਕੋਂ ਨਾ ਜੜ ਜਾਂਦਾ ਆਪੇ ਮਾਰੇ ਆਪੇ ਛੋੜੇ ਛੱਡੇ ਆਪੇ ਛੱਡ ਵੀ ਦਿੰਦਾ ਮਾਲ ਤੇ ਇਹ ਥੋੜ ਨਹੀਂ ਲੱਗਦਾ ਵੀ ਇੱਕ ਛੱਡਣ ਇੱਕ ਜਿਹਨੂੰ ਛੱਡਣਾ ਕਿਹਾ ਕਿ ਆਪੇ ਬਖਸ਼ੇ ਕਰੇ ਦਿਆ ਇੱਕ ਬਖਸ਼ੇ ਕਰਨਾ ਇੱਥੇ ਇੱਕ ਤੇ ਦਇਆ ਹੋਣੀ ਇੱਕ ਨੇ ਕਰਨੀ ਨਹੀਂ ਨਹੀਂ ਇਹ ਰਾਦਾ ਇੱਕ ਨੇ ਦਇਆ ਕਰਨੀ ਇੱਕ ਤੇ ਨਹੀਂ ਦਇਆ ਹੋਣੀ ਕਿਹਦੇ ਤੇ ਉਹ ਸੁਣਦਾ ਹੈ ਬਾਰੇ ਛੋਟੇ ਤੁਸੀਂ ਹੋਰ ਸੈਂਸ ਵਿੱਚ ਹੁਣ ਸਮਝਦੇ ਆ ਸੀ ਜਿਵੇਂ ਅਸੀਂ ਮਾਰਦੇ ਹਾਂ ਕਿਸੇ ਨਕਸ਼ਾ ਸਾਡੇ ਕੋਲ ਜਿਹੜਾ ਮਾਰੇ ਛੋੜਿਆ ਉਹਦਾ ਹੋਰ ਆਇਆ ਹੋਇਆ ਜਿਹੜਾ ਸਰੀਰ ਦੇ ਜਿਹੜਾ ਉਹਨੇ ਆਪਣੇ ਅੰਦਰੋਂ ਮਨ ਨੂੰ ਪੈਦਾ ਕਰਨਾ ਉਹ ਤਾਂ ਛੋੜ ਛੱਡ ਦਿੱਤਾ ਬਾਹਰ ਛੱਡਤਾ ਜਾਂ 'ਚ ਤੇਜ ਲਿਆ ਤਾਂ ਮਾਰ ਲਿਆ ਬਸ ਆ ਹੈ ਆਪੇ ਬਖਸ਼ੇ ਕਰੇ ਦੇ ਹੁਣ ਛੋੜੇ ਹੀ ਕਹਿਣਾ ਤਾਂ ਉੱਥੇ ਜਾਂ ਅੰਦਰੋਂ ਲਾਈਟ ਛੱਡੀ ਹੈ ਬਾਹਰ ਨੂੰ ਉਹ ਛੋੜੇ ਛੋੜੇ ਨਾਲ ਦਾ ਉਹਨੇ ਪੈਦਾ ਕੀਤਾ ਹੈ ਛੋਡੇ ਦਾ ਮਤਲਬ ਪੈਦਾ ਕੀਤਾ ਐ ਨਹੀਂ ਵੀ ਮਾਰਨ ਤੋਂ ਹੀ ਛੱਡਤਾ ਵੀ ਹੁਣ ਤੈਨੂੰ ਮਾਰਨਾ ਹੀ ਨਹੀਂ ਆ ਬਸ ਇੱਥੋਂ ਭਲੇਖਾ ਪੈਂਦਾ ਗੱਲ ਤੇਜ ਛੱਡਿਆ ਜਾਂ ਵਾਪਸ ਤੇਜ ਛੱਡਿਆ ਤੇਜ ਖਿੱਚਿਆ ਖਿੰਚ ਤੇ ਜਬ ਲੀਨੇ ਨਾ ਖਿੰਚ ਤੇ ਜਬ ਲੀਨੇ ਨੂੰ ਉਹਨਾਂ ਨੇ ਇਹ ਨਹੀਂ ਕਿਉਂ ਨਹੀਂ ਕਿਹਾ ਮਾਰਤਾ ਕਿਉਂ ਨਹੀਂ ਕਿਹਾ ਮਾਰਤਾ ਇਸ ਕਰਕੇ ਨਹੀਂ ਕਿਹਾ ਕਿ ਆਤਮਵਰਦੀ ਤਾਂ ਹੈ ਨਹੀਂ ਤੇਜ ਖਿੱਚਿਆ ਪਿੱਛੇ ਉੱਥੇ ਇਹ ਸੈਂਸ ਹੈ ਇੱਥੇ ਸੈਂਸ ਸਰੀਰ ਨਾਲ ਜੋੜ ਕੇ ਗੱਲ ਕੀਤੀ ਕਿ ਜਾਂ ਤੇਜ ਖਿੱਚਿਆ ਸਰੀਰ ਚੋਂ ਦੁਨਿਆਵੀ ਤੌਰ ਤੇ ਮਰ ਗਿਆ ਬਸ ਇੰਨੀ ਗੱਲ ਫਰਕ ਇੰਨਾ ਹੀ ਹੈ ਇੱਥੇ ਸਰੀਰ ਨਾਲ ਜੋੜ ਕੇ ਗੱਲ ਕਰਤੀ ਉੱਥੇ ਸਰੀਰ ਤੇ ਬਿਨਾਂ ਗੱਲ ਬਿਨਾਂ ਗੱਲ ਸਾਹਮਣੇ ਸੂਟ ਹੋ ਗਿਆ ਇਹ ਕਹਿੰਦੀ ਸਾਹਮਣੇ ਜਿਵੇਂ ਕੈਮਰੇ ਦੇ ਲੋਕ ਖਿੱਚ ਕੇ ਲੈ ਗਿਆ ਆਪੇ ਛੋਟੇ ਹੋ ਗਏ ਬੜੀ ਗੌਰ ਰੱਖੀ ਉਹਦੇ ਕੈਮਰਾ ਉੱਧਰ ਨਹੀਂ ਨਾ ਗੈਂਗ ਕਰ ਜੀ ਇਹ ਰਿਕਾਰਡ ਜਾਉਂ ਨੂੰ ਫੇਰ ਹਾਂ ਇਹ ਰਿਕਾਰਡ ਜਾਉਂ ਨਾ ਹੁਣ ਤਾਂ ਇਹਨਾਂ ਦੇ ਬੰਦੇ ਉੱਤੇ ਅਕਾਲ ਤਖਤ ਤੇ ਫੈਡ ਗ੍ਰੰਥੀ ਕੱਲ ਬੈਠਾ ਸੀ ਨਾਲ ਆਪੇ ਮਾਰੇ ਆਪੇ ਛੋਟਾ ਹੈ ਆਪੇ ਬਖਸ਼ੇ ਕਰੇ ਦਿਆ ਆਪੇ ਬਖਸ਼ੇ ਕਰੇ ਦਿਆ ਬਖਸ਼ਿਸ਼ ਵੀ ਆਪ ਕਰਦਾ ਹੈ ਦਇਆ ਵੀ ਆਪ ਕਰਦਾ ਹੈ ਇਹਦੇ ਵਾਸਤੇ ਇਹਦੇ ਵਾਸਤੇ ਕੋਈ ਸਭ ਕੁਝ ਹੈ ਜੀਵ ਵਾਸਤੇ ਹੈ ਸਭ ਕੁਝ ਹੈ ਅੰਦਰਲਾ ਜਦ ਗੱਲ ਕਰੂ ਉਹ ਕਹਾ ਆਪਣੇ ਵੱਡੇ ਨੂੰ ਕਰੂ ਇਹਦਾ ਵਾਸਤਾ ਉਹੀ ਹੈ ਜੀਵ ਖਾਤਰ ਬਹੁਤ ਅੰਦਰਲਾ ਜਿੱਥੇ ਤੱਕ ਮਾਇਆ ਦਾ ਸੰਬੰਧ ਹੈ ਜਦ ਮਾਇਆ ਤੋਂ ਬਾਹਰ ਲੱਗ ਜਾਣਾ ਤਾਂ ਬਹੁਤ ਬਦਲ ਜਾਂਦਾ ਹੈ ਮਾਇਆ ਤੋਂ ਬਾਹਰ ਤਾਂ ਫਿਰ ਹੁਕਮ ਨਾ ਜੁੜਦਾ ਇਹ ਜਿਹੜਾ ਭਾਈ ਇੱਕ ਕਹਿੰਦੇ ਆਪ ਜੀ ਦੇ ਵਾਸਤੇ ਆਣ ਲੱਗ ਜਾਣਾ ਇਹ ਯਾਰ ਉਹ ਵਿੱਚ ਜਦ ਵੱਟਦਾ ਇਹ ਵੱਡੇ ਦੇ ਹੁਕਮ ਦੇ ਵਿੱਚ ਛੋਟਾ ਇਹ ਯਾਰ ਉਹ ਆ ਜੱਲਾ ਬੜੇ ਕੀਆਂ ਬੜਾਈਆਂ ਕਛ ਪਹਿਣਾ ਪਹਿਣਾ ਜਾਏ ਜਿੰਨੀਆਂ ਬੜਾਈਆਂ ਨੇ ਇਹਦੇ ਵਿੱਚ ਲਿਖੀਆਂ ਹੋਈਆਂ ਵੱਡੇ ਦੀਆਂ ਨੇ ਅੰਦਰ ਦੇ ਛੋਟੇ ਦੀਆਂ ਤਾਂ ਗਲਤੀਆਂ ਹੀ ਨੇ ਸਾਰੀਆਂ ਇਹਦੀ ਬੜਾਈ ਕਰੀਏ ਇਹ ਜਿੱਥੇ ਕਿ ਸਵਰਾ ਜੀਆਂ ਦਾ ਇੱਕ ਦਾ ਤਾਂ ਉਹ ਵੱਡੇ ਨੂੰ ਗਿਆ ਉਹ ਜੀ ਸਾਰੇ ਨੇ ਉਹ ਇੱਕ ਦਾ ਤਾਂ ਪਰਮੇਸ਼ਰ ਆ ਉਹ ਵੱਡੇ ਨੂੰ ਗਿਆ ਨਾ ਵੱਡੇ ਨੂੰ ਨਹੀਂ ਉਹ ਆਪੇ ਦਾ ਤਾਂ ਆਪੇ ਭੁਗਤਾ ਵੀ ਉਹ ਉਹਨੂੰ ਅਸੀਂ ਵੱਡਾ ਵੀ ਨਹੀਂ ਕਹਿੰਦੇ ਉਹਨੂੰ ਅਸੀਂ ਬਰਾਟ ਰੂਪ ਕਹਿ ਸਕਦੇ ਵੱਡੇ ਤੋਂ ਵੱਡਾ ਉੱਚੇ ਤੋਂ ਉੱਚਾ ਉਹਦੇ ਵਾਸਤੇ ਉਹ ਹੈ ਪਹਿਲਾਂ ਇਹ ਸ਼ਬਦ ਗੁਰੂ ਕੱਲਾ ਵੱਡਾ ਜਿਹੜਾ ਲਾ ਸ਼ਬਦ ਗੁਰੂ ਕਹੇ ਕੱਲਾ ਵੱਡਾ ਲਾ ਕੱਲਾ ਵੱਡਾ ਚਿੱਤ ਵਾਸਤੇ ਹੈ ਉਹ ਉੱਚੇ ਤੋਂ ਉੱਚਾ ਵੱਡੇ ਤੋਂ ਵੱਡਾ ਵੱਡੋ ਵੱਡਾ ਵੱਡ ਮੇਰੀ ਹਾਂ ਸਿਰਫ ਸਭਨਾ ਹੀ ਆ ਦੇਖਦਾ ਕਿਉਂਕਿ ਵੱਡਾ ਹੈ ਨਹੀਂ ਨਾ ਕੋਈ ਇੱਕੋ ਜਿਹਾ ਨੇ ਦੇ ਵਿੱਚ ਹੁਕਮ ਸਭ ਤੋਂ ਵੱਡਾ ਇਸ ਕਰਕੇ ਸੰਸਾਰ ਦੇ ਵਿੱਚ ਕੋਈ ਕਿੰਨਾ ਵੱਡਾ ਹੋ ਰਾਜਾ ਹੋਵੇ ਉਹ ਹੁਕਮ ਉਹਦੇ ਤੇ ਵੀ ਚੱਲਦਾ ਉਹ ਹੁਕਮ ਉਹਦੇ ਤੇ ਵੀ ਚੱਲਦਾ ਚਲ ਸੰਸਾਰ ਦੇ ਹਿਸਾਬ ਨਾਲ ਤਾਂ ਜਿਹੜਾ ਗੁਰਮੁਖਾ ਉਹ ਸਭ ਤੋਂ ਵੱਡਾ ਹੈ ਸੰਸਾਰ ਦੇ ਹਿਸਾਬ ਨਾਲ ਤਾਂ ਉਹਨੂੰ ਵੀ ਕਹਿ ਸਕਦੇ ਹਾਂ ਸੀ ਕੋ ਪਹਾੜੇ ਦੇ ਵਿੱਚ ਹੈ ਜਿਹੜਾ ਨਹੀਂ ਇੱਕ ਨੂੰ ਜਦ ਦੋ ਸੀਸੇ ਦੀ ਵੰਡਦਾ ਇਹ ਯਾਰ ਉਹ ਲਫ਼ਜ਼ ਬਣਦਾ ਜਦ ਇਹ ਯਾਰ ਉਹ ਜਦ ਮਿਲੇ ਜਦ ਕਿਹਾ ਮਿਲਤ ਨਾ ਜਾਣੇ ਕੋਈ ਇਹ ਯਾਰ ਉਹ ਲਫ਼ਜ਼ ਜਿਹੜਾ ਇਹ ਜੀਵ ਵਾਸਤੇ ਆਉਂਦਾ ਉਹ ਬ੍ਰਹਮ ਅੰਦਰਲੇ ਵਾਸਤੇ ਆਉਂਦਾ ਇਹ ਯਾਰ ਉਹ ਮਿਲ ਕੇ ਜਦ ਇਹ ਯਾਰ ਪਲੱਸ ਉਹ ਕਰ ਦਈਏ ਤਾਂ ਬਰਾਬਰ ਇੱਕ ਹੈ ਇਹਦੇ ਵਾਸਤੇ ਵੀ ਆਊਗਾ ਔਰ ਕਹਾ ਸ਼ਬਦ ਸਤ ਵਾਸਤੇ ਵੀ ਆਊਗਾ ਤੁਹਾਨੂੰ ਵਾਸਤੇ ਆਊਗਾ ਇਕੱਠਾ ਹੀ ਆਊਗਾ ਯਹਾਂ ਉਹ ਸੱਚ ਹੋਊਗਾ ਨਹੀਂ ਜਿਹੜਾ ਦਾਤਾ ਭੂਤਾ ਹੈ ਸੁਰਤ ਲੈ ਨਾਨਕ ਦਾਸ ਨੂੰ ਯਹਾਂ ਉਹ ਸੱਚ ਹੋਊਗਾ ਦੋ ਜਗ੍ਹਾ ਦੀ ਸਚਾਈ ਹੈ ਦੋਏ ਸਚਾਈਆਂ ਰਹਿਣਗੀਆਂ ਸਤ ਸ਼ਬਦ ਮਿਲਦੀ ਹੈ ਫਿਰ ਕਿਹੜਾ ਪਹਿਲੋਂ ਉਰੇ ਤੋਂ ਆਪਾਂ ਇੱਥੇ ਉਹ ਮੈਂ ਉਰੇ ਹੀ ਆ ਸੁਰਤ ਸ਼ਬਦ ਨੂੰ ਮਿਲਦਾ ਸਤ ਸ਼ਬਦ ਦਾ ਮੇਲ ਹਿਰਦੇ ਛੋੜ ਉਹ ਤਾਂ ਪਹਿਲਾ ਮੇਲ ਜਿਹੜਾ ਹੈਗਾ ਇੱਥੋਂ ਇੱਥੇ ਦਾ ਹੁਣ ਇੱਥੇ ਵੀ ਆ ਕੇ ਵੀ ਤੇ ਜੋ ਮੇਲ ਰਹਿੰਦਾ ਹੈ ਮਿਲਦਾ ਇੱਥੇ ਕਿਹੜਾ ਪੂਰਾ ਹੋ ਗਿਆ ਚਾਹੇ ਇੱਥੋਂ ਇੱਥੇ ਟਿਕ ਕੇ ਮਿਲਦਾ ਹੈ ਚਾਹੇ ਸੁਰਤ ਸ਼ਬਦ ਨਾਲ ਮਿਲਦੀ ਹੈ ਕੋਈ ਨਹੀਂ ਮੈਂ ਕਹਿਣ ਦਾ ਭਾਵ ਹੈ ਜਿਹੜਾ ਜਿਹਨੂੰ ਆਪਾਂ ਦਾਤਾ ਭੁਗਤਾ ਕਹਿੰਦੇ ਆ ਭੁਗਤਾ ਜੀਵ ਹੈ ਉਹਦਾ ਜੀਵ ਹੈ ਦਾਤਾ ਹੁੰਦਾ ਦਾ ਘਰ ਮੈਂ ਠਾਕੁਰ ਨਜ਼ਰ ਆਇਆ ਠਾਕੁਰ ਅਰ ਸੇਵਕ ਦੋ ਚੀਜ਼ਾਂ ਹੋ ਗਈਆਂ ਸੇਵਕ ਹੁਣ ਜੀਵ ਹੈ ਸੇਵਕ ਜੀਵ ਹੈ ਇਹ ਦੋਏ ਹੁਣ ਤੇ ਕਹਿੰਦਾ ਦੋਨਾਂ ਤਰ੍ਹਾਂ ਗਏ ਇੱਕ ਸਵਾਮੀ ਆਪ ਸਵਾਮੀ ਵੀ ਕਹਿੰਦਾ ਉਹਨੇ ਦੋਏ ਇੱਕ ਉਹ ਸਵਾਮੀ ਦੀ ਗੱਲ ਹੈ ਵੀ ਹੈ ਤਾਂ ਇੱਕੋ ਹੀ ਟੋਟਲ ਕੁੱਲ ਮਿਲਾ ਕੇ ਅੰਸ਼ ਕੁੱਲ ਮਿਲਾ ਕੇ ਪਰ ਫਿਰ ਵੀ ਇੱਕ ਸੇਵਕ ਹੈ ਇੱਕ ਠਾਕੁਰ ਹੈ ਇਸ ਕਰਕੇ ਜਿਹੜਾ ਇੱਕ ਹੋ ਕੇ ਵੀ ਵੱਡਾ ਨਹੀਂ ਬਣਦਾ ਤਾਂ ਵੱਡਾ ਨਹੀਂ ਬਣਦਾ ਸੇਵਕ ਵੀ ਤਾਂ ਹੈ ਜੇ ਦਾਤਾ ਤਾਂ ਸੇਵਕ ਵੀ ਹੈ ਹਾਂਜੀ ਇੱਕ ਹੋ ਕੇ ਵੀ ਫੇਰ ਵੀ ਦਾਸ ਹੈ ਮੈਂ ਦੱਸਦਾ ਹੋਰ ਹੋਰ ਸੈਂਸ ਵਿੱਚ ਸਮਝੋ ਜੇ ਨਾਨਕ ਜਾਂ ਭਗਤ ਜਾਂ ਕੋਈ ਹੋਰ ਗੁਰਮੁਖ ਕੋਈ ਨਾਮ ਦੀ ਦਾਤ ਦਿੱਤੀ ਹੈ ਉਹਦੇ ਥਰੂ ਦਿੱਤੀ ਹੈ ਚਾਹੇ ਚਾਹੇ ਦੇ ਥਰੂ ਦਿੱਤੀ ਹੈ ਉਹਨੇ ਕੋ ਦੱਸਿਆ ਦਿੱਤਾ ਹੈ ਸੰਸਾਰ ਨੂੰ ਉਹ ਸੱਚ ਵਿੱਚ ਹੁੰਦਾ ਹੈ ਸੰਸਾਰੀ ਪਦਾਰਥ ਨਹੀਂ ਦੇ ਸਕਦਾ ਦਾਤਾ ਸੰਸਾਰੀ ਪਦਾਰਥ ਦੀ ਗੱਲ ਨਹੀਂ ਆ ਸਕਦੀ ਸੰਸਾਰੀ ਪਦਾਰਥ ਹੈ ਨਹੀਂ ਇਹਦੇ ਅਸਲ ਦੇ ਸੰਸਾਰੀ ਪਦਾਰਥਾਂ ਦੇ ਗੱਲ ਚਲੀ ਜਾਂਦੀ ਹੈ ਦ੍ਰਿਸ਼ਟੀ ਉਹ ਨਹੀਂ ਹੈ ਉਹ ਉਹ ਸੱਚ ਵਿੱਚ ਦਾਤਾ ਨਹੀਂ ਹੈ ਹੋ ਨਹੀਂ ਸਕਦਾ ਕੋਈ ਜੀ ਦਾਨ ਤੇ ਭਗਤੀ ਲਾਣ ਹਾਂ ਉਹ ਜਾਂ ਦਾਤਾ ਲਫ਼ਜ਼ ਕਹਿੰਦੇ ਆ ਸਾਡੀ ਜਿਹੜੀ ਹੈ ਨਾ ਸਮਝ ਅਸਲ ਵਿੱਚ ਜ਼ਿਆਦਾ ਭਜਦੀ ਹੈ ਸੰਸਾਰੀ ਪਦਾਰਥਾਂ ਨਾਲ ਉਹ ਪ੍ਰੋਬਲਮ ਤਾਂ ਹੋ ਗਈ ਤੁਹਾਨੂੰ ਸੰਸਾਰੀ ਦੇ ਵਿੱਚ ਤਾਂ ਮਤਲਬ ਹੀ ਨਹੀਂ ਹੈਗਾ ਕੋਈ ਹੁਕਮ ਦੇ ਬਿਨਾਂ ਕਿਸੇ ਦਾ ਵੀ ਮਤਲਬ ਨਹੀਂ ਕੋਈ ਸਵਾਰੀ ਵੀ ਨਹੀਂ ਬੋਲਦੀ ਸੱਚਖੰਡ ਦੇ ਵਿੱਚ ਸਾਰੇ ਬੈਠੇ ਨੇ ਨਾਲ ਸੱਚਖੰਡ ਹੀ ਬੈਠਾ ਨਾਲ ਕੋਈ ਸਵਾਰੀ ਨਹੀਂ ਬੋਲਦੀ ਨਾਨਕ ਅਸਮਰਥ ਹੈ ਕੁਝ ਵੀ ਕਰਨ ਦੇ ਤੇ ਸਾਰੇ ਦੀ ਸਲਾਹ ਠੀਕ ਨਾਨਕ ਕਿਸੇ ਰਿਆਤ ਨਹੀਂ ਕਰ ਸਕਦਾ ਇਸ ਕਰਕੇ ਕਿਸ ਕੀ ਜੇ ਅੱਗੇ ਕਿਸ ਅੱਗੇ ਕੀ ਜੇ ਅਰਦਾਸ ਸਾਰੀ ਬੇਵਕੂਫੀ ਦੀਆਂ ਗੱਲਾਂ ਜਿਹੜੀਆਂ ਅਸੀਂ ਕਰੀਆਂ ਨੇ ਤੁਹਾਨੂੰ ਸਮਝ ਨਹੀਂ ਆ ਗੱਲ ਕੀ ਉਹ ਤੇ ਸਾਰੇ ਅਸਮਰਥ ਦਸਮ ਪਾਸ਼ਾ ਨੇ ਦੱਸਿਆ ਕਿ ਉਹ ਤੇ ਸਪਾਰਸ਼ ਨਹੀਂ ਚਲਦੀ ਇਹ ਅੱਜ ਦਸ ਪਾਸ ਸਪਾਰਸ਼ ਤੋਂ ਉੱਪਰ ਹੈ ਉਹ ਖੇਡ ਸਾਰੀ ਕਿਸੇ ਦੇਵੀ ਦੇਵਤੇ ਦੀ ਸਪਾਰਸ਼ ਨਹੀਂ ਚਲਦੀ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਤੁਸੀਂ ਸਪਾਰਸ਼ ਕਰਦੇ ਉਹਦੇ ਸਾਹਮਣੇ ਇਸ ਕਰਕੇ ਉਹਨੇ ਦਾਸ ਕਿਹਾ ਪਹਿਲਾਂ ਵੀ ਕਿਸੇ ਸਪਾਰਸ਼ ਸਾਡੀ ਗੱਲ ਇਹਨਾਂ ਕਰ ਦਿੱਤਾ ਸਾਰੇ ਦਾਸ ਨੇ ਕੱਲਾ ਨਾਨਕੇ ਨਹੀਂ ਦਾਸ ਹੈਗਾ ਜਿੰਨੇ ਸਾਖਣ ਬੈਠੇ ਨੇ ਕੱਲੇ ਕੱਲੇ ਸਭ ਦਾਸ ਹੈ ਸੰਗਤ ਦੇ ਦਾਸ ਸੰਗਤ ਵਿੱਚੋਂ ਸਾਰੇ ਬੰਦੇ ਉੱਠਣ ਕੱਲੇ ਕੱਲੇ ਬਿਆਨ ਦੇਣ ਸਾਰੇ ਕਹਿਣਗੇ ਸੰਗਤ ਦੇ ਦਾਸ ਕਹਿਣਗੇ ਨਾ ਸੰਗਤ ਤਾਂ ਸਾਰਿਆਂ ਨੂੰ ਮਿਲ ਗਈ ਹੈ ਆ ਜਿਹਨੂੰ ਮਰਜ਼ੀ ਖੜਾ ਕਰ ਲੋ ਉਹੀ ਕਹੂਗਾ ਸੰਗਤ ਉਹੀ ਸੰਗਤ ਦਾ ਕਹੂਗਾ ਬਈ ਇੱਥੇ ਵੀ ਉਹੀ ਗੱਲ ਹੈ ਇੱਥੇ ਵੀ ਉਹੀ ਗੱਲ ਕੱਲਾ ਦਾ ਭਾਈ ਸੰਗਤ ਦੇ ਵਿੱਚ ਹੀ ਹੋ ਜਾਏ ਜਾਂ ਕੱਲਾ ਉੱਠ ਕੇ ਕਹੂ ਸੰਗਤ ਦਾ ਦਾਸ ਹੈ ਕਹੂ ਸੰਗਤ ਦਾ ਮਾਲਕ ਹੈ ਦੂਗਾ ਸੰਗਤ ਬਣੀ ਹੋਈ ਨਾ ਕੱਲਾ ਕੱਲਾ ਕਿਸੇ ਨੂੰ ਢਾਲ ਨੂੰ ਸੰਗਤ ਦਾ ਦਾਸ ਕਹੂਗਾ ਤੇ ਉਹ ਵੀ ਸੰਗਤ ਦੇ ਦਾਸ ਨੇ ਤੁਸੀਂ ਅੱਗੇ ਉਹਨੂੰ ਸਪਾਰਸ਼ ਕਰੋ ਕੀ ਫਾਇਦਾ ਕਹਿੰਦਾ ਪਾਣਾ ਮਨੋ ਜਿਹੜਾ ਕਹਿੰਦੇ ਨੇ ਮੈਂ ਨਹੀਂ ਕੁਝ ਕਰਦਾ ਆਈ ਗਿਆ ਹੋਇਆ ਇਹਦੇ ਵਿੱਚ ਪਹਿਲਾਂ ਹੀ ਪਹਿਲਾਂ ਬਾੜੀ ਕਿਉਂ ਰਹੀ ਸੀ ਕਹਿੰਦੇ ਪਿੱਛੇ ਵਾਲੇ ਸਾਨੂੰ ਨਾ ਘੜੀਸਣ ਲੱਗ ਜਿਓ ਜੋ ਮੋਕੋ ਪਰਮੇਸ਼ਰ ਉਚਰੇ ਤੇ ਸਭ ਨਰਕੁੰਡਵੇਂ ਪੜਾ ਜੇ ਮੈਨੂੰ ਬੋਲਿਆ ਨਾ ਵੀ ਹੁਣ ਮੈਂ ਪਰਮੇਸ਼ਰ ਹੋ ਗਿਆ ਉਹਦੇ ਵਿੱਚ ਬਣ ਕੇ ਮੇਰੇ ਨਾਲ ਚੱਲੂ ਨਰਕ ਚਲੇ ਜਾਓਗੇ ਬੁੱਧੀਹੀਨ ਹੋ ਜਾਓਗੇ ਨਰਕ ਜਾਣ ਦਾ ਮਤਲਬ ਬੁੱਧੀਹੀਨ ਹੋ ਜਾਣਾ ਜੋ ਮੋਕੋ ਮਤਲਬ ਜੇ ਮੈਨੂੰ ਮੰਨ ਲਵੇ ਮੈਂ ਪਰਮੇਸ਼ਰ ਆਪਣੇ ਆਪ ਨੂੰ ਵੀ ਮੈਂ ਲੀਨ ਹੋ ਗਿਆ ਸ਼ਬਦ ਜਿਵੇਂ ਉਹ ਕਹਿੰਦੇ ਨੇ ਬਾਜੀ ਜੇ ਨਾਨਕ ਵਿੱਚ ਬੋਲ ਮਿਲ ਗਿਆ ਹੁਣ ਸਮੁੰਦਰ ਨਾਲ ਸਮੁੰਦਰ ਹੈ ਸਮੁੰਦਰ ਦਾ ਕਬਜ਼ਾ ਨਾਨਕ ਦਾ ਕਰਤਾ ਬੂੰਦ ਦਾ ਕਰਤਾ ਬਾਬਾ ਨਾਨਕ ਬਖਸ਼ ਹਾਂ ਇਹ ਸਾਖੀ ਜਿਹੜੀ ਹੈ ਇਸੇ ਚੀਜ਼ ਨੂੰ ਉੱਥੇ ਕਹਿੰਦਾ ਵੀ ਉਰੇ ਵੀ ਲਿਖਣ ਵਾਲਾ ਤੂੰ ਹੈ ਜਿਹੜੀ ਛੇਵੇਂ ਪਾਤਸ਼ਾਹ ਨਾਲ ਸੁਖਮਣੀ ਵਾਲੀ ਔਰ ਰਜੀ ਉਹ ਜਿਹੜੀ ਦੀ ਉਹ ਬੀਬੀ ਰੱਖਣੀ ਵਾਲੀ ਰੱਖਣੀ ਵਾਲੀ ਵੀ ਉਰੇ ਵੀ ਤੁਸੀਂ ਲਿਖਣਾ ਉੱਥੇ ਵੀ ਤੁਸੀਂ ਲਿਖਣਾ ਜੇ ਭੁੱਲ ਗਏ ਤਾਂ ਛੇਵੇਂ ਬਾਦਸ਼ਾਹ ਨੂੰ ਕਹਿ ਦੇਣ ਤੁਸੀਂ ਲਿਖ ਦੋ ਹੁਣ ਫਿਰ ਉਹ ਗੁਰਦਾਸ ਨੇ ਦੱਸਿਆ ਵੀ ਹਾਂ ਤਾਂ ਹੀ ਗਿਆ ਨਾ ਵੀ ਭਾਈ ਗੁਰਦਾਸ ਤੇ ਕਹਾ ਹੈ ਸਿੱਖਿਆ ਉਸੇ ਦੀ ਹੈ ਭਾਈ ਗੁਰਦਾਸ ਜੀ ਕੀ ਪੂਰੀ ਸਿੱਖਿਆ ਅਨੇ ਇੱਕ ਵਾਲੀ ਜਗ੍ਹਾ ਸਾਦਾ ਗਿਆ ਲਿਖਿਆ ਭਾਈ ਗੁਰਦਾਸ ਜੀ ਕੀ ਪੂਰੀ ਸਿੱਖਿਆ ਇਹ ਹੈ ਉੱਥੇ ਗੁਰਮਤਨਾ ਨਾਲ ਤਾਂ ਮੇਲ ਖਾਂਦੀ ਨਹੀਂ ਗੁਰਬਾਣੀ ਗੁਰਮਤਨਾ ਕਿਉਂ ਮੇਲ ਖਾਊਗੀ ਭਾਈ ਗੁਰਦਾਸ ਜੀ ਦੀ ਪੂਰੀ ਸਿੱਖਿਆ ਉਹ ਭਾਈ ਗੁਰਦਾਸ ਦੀ ਸਿੱਖਿਆ ਉਹ ਗੁਰਮਤ ਦੀ ਸਿੱਖਿਆ ਨਹੀਂ ਹੈ ਮੈਂ ਜਿਹੜੀ ਗੱਲ ਬੋਲਦਾ ਸੁਣਦਾ ਹੀ ਉਹ ਗੁਰਕੀ ਬਾਣੀ ਨਹੀਂ ਹੈ ਭਾਈ ਗੁਰਦਾਸ ਜੀ ਦੀ ਸਿੱਖਿਆ ਆਦਮੀ ਨਾਲ ਜੁੜੀ ਹੋਈ ਹੈ ਗੱਲ ਉਹ ਵਿਅਕਤੀ ਨਾਲ ਜੁੜੀ ਹੋਈ ਹੈ ਜਿਵੇਂ ਸਨਾਤਨ ਮਤ ਹੈ ਉਹ ਭਾਈ ਗੁਰਦਾਸ ਦੀ ਮੱਤ ਹੈ ਉਹ ਗੁਰਮਤ ਨਹੀਂ ਹੈ ਉਹ ਭਾਈ ਗੁਰਦਾਸ ਦੀ ਮਤ ਹੈ ਆਪਣੀ ਗੁਰਦਾਸ ਜੀ ਦੀ ਮਤ ਹੈ ਗੁਰਦਾਸ ਦੀ ਬਾਰਾਂ ਹੈ ਇਹ ਗੁਰਬਾਣੀ ਹੈ ਮਨਮੁਖਾਂ ਨੂੰ ਚੰਗੀਆਂ ਲੱਗਦੀਆਂ ਹੋਣੀਆਂ ਨੇ ਹੈ ਹਾਂਜੀ ਆਪੇ ਮਾਰੇ ਆਪੇ ਛੋਟਾ ਆਪੇ ਬਖਸ਼ੇ ਕਰੇ ਦਿਆ ਆਪੇ ਮਾਰੇ ਦਾ ਕੀ ਹੋਇਆ ਆਪਣੇ ਆਪਣੇ ਆਪ ਨੂੰ ਆਪੇ ਮਾਰਦਾ ਆਪਣੇ ਮਨ ਨੂੰ ਆਪੇ ਮਾਰਦਾ ਮਨ ਹੀ ਤੇ ਮਨ ਮੰਨੇ ਮਨ ਨੂੰ ਬਣਾ ਲੈਣਾ ਮਾਰਨਾ ਦੇਖੋ ਸੰਸਾਰ ਦੇ ਵਿੱਚ ਜਮਣਾ ਮਰਨਾ ਜਿਹੜਾ ਉਹ ਨਹੀਂ ਮੰਨਿਆ ਜਾਂਦਾ ਜਿਹੜਾ ਅਸੀਂ ਸੰਸਾਰੀ ਤੌਰ ਤੇ ਜਮਣਾ ਮਰਨਾ ਕਹਿੰਦੇ ਜਿਹੜਾ ਨਿਰਾਕਾਰੀ ਤੌਰ ਤੇ ਜਮਣਾ ਮਰਨਾ ਮੰਨਿਆ ਜਾਂਦਾ ਮਨ ਨੂੰ ਮਾਰਨਾ ਆਪਣੇ ਮਨ ਨੂੰ ਆਪੇ ਮਾਰਦਾ ਹੈ ਖੁੱਲਾ ਵੀ ਆਪੇ ਛੱਡਦਾ ਆਪਣੇ ਮਨ ਨੂੰ ਆਪੇ ਬਣਾਉਣਾ ਹੈ ਤੇ ਜਦ ਮਨ ਮਰ ਜਾਂਦਾ ਬਖਸ਼ਿਸ਼ ਵੀ ਆਪੇ ਕਰਦਾ ਫਿਰ ਕੀ ਬਖਸ਼ਿਸ਼ ਕਰਦਾ ਬਖਸ਼ੇ ਕੀ ਹੈ ਪਿਛਲੇ ਔਗਣ ਬਖਸ਼ਦਾ ਜਿਹੜੀ ਨਾਰਾਜ਼ਗੀ ਹੈ ਨਾ ਇਹਨੇ ਨਹੀਂ ਮੰਨੀ ਚਿੱਤ ਦੀ ਗੱਲ ਟਕਰਾਇਆ ਹੈ ਵੱਡਾ ਨਹੀਂ ਮੰਨਿਆ ਆਪ ਨੂੰ ਵੱਡਾ ਮੰਨਿਆ ਉਹ ਜਿਹੜੇ ਔਗਣ ਸੀ ਉਹੀ ਬਖਸ਼ੇ ਨੇ ਪਿਛਲੇ ਔਗਣ ਬਖਸ਼ ਲੈ ਸਿਲੰਡਰ ਹੋ ਗਿਆ ਸਿਲੰਡਰ ਹੁੰਦਾ ਸਿਲੰਡਰ ਨਹੀਂ ਆਪ ਅਪੁੱਲ ਨਾ ਭੁੱਲੇ ਕਦ ਹੀ ਆਪ ਭੁੱਲ ਨਾ ਭੁੱਲੇ ਕਾ ਜੇ ਭੁੱਲ ਕੇ ਹੋਰ ਕੰਮ ਕਰਨ ਲੱਗ ਜਿਵੇਂ ਸਾਰ ਰੁਕ ਜੂਗਾ ਤਾਂ ਕਈ ਕੰਮ ਭੁੱਲ ਕੇ ਹੋਰੇ ਕਰਨ ਲਈ ਜਾਂਦਾ ਰਾਹ ਵੀ ਕਈ ਵਾਰ ਭੁੱਲ ਜਾਂਦਾ ਆਪਣੇ ਮਤੇ ਜਾਂਦਾ ਜਾਂਦਾ ਪੂਰੀ ਭੁੱਲਦਾ ਸਾਫਰ ਕੌਣ ਲਊ ਜੇ ਭੁੱਲ ਗਿਆ ਤਾਂ ਸੁੱਤਾ ਸੌਂਦਾ ਵੀ ਨਹੀਂ ਹੈਗਾ ਅਸਲ 'ਚ ਭੁੱਲਣ ਦਾ ਮਤਲਬ ਸੌ ਜਾਣਾ ਹੁੰਦਾ ਹੁੰਦਾ ਜਦੋਂ ਸਾਨੂੰ ઊਂਘ ਜਾਂਦੀ ਉਦੋਂ ਅਸੀਂ ਭੁੱਲ ਜਾਂਦੇ ਉਹ ਆਉਂਦੀ ਸਾਰੇ ਭੁੱਲ ਜਾਂਦੇ ਸੁੱਤੇ ਹੋਏ ਭੁੱਲੇ ਹੋਏ ਹੁੰਨੇ ઊਂਘ ਆਉਣੀ ਡਿਸਕਨੈਕਟ ਹੋਣ ਦਾ ਨਿਸ਼ਾਨੀ ਉਂਗਲਾ ਪਹਿਲਾਂ ਆਦਮੀ ਫਿਰ ਸੌਂਦਾ ਨਾ ਉਹ ਨਾ ਸੌਂਦਾ ਨਾ ਜਾਗਦਾ ਕਦੇ ਸੌਂ ਗਿਆ ਕਦੇ ਜਾਗ ਗਿਆ ਕਦੇ ਸੌਂ ਗਿਆ ਉਹਨੂੰ ਉਂਗ ਕਹਿੰਦੇ ਭੁੱਲ ਗਿਆ ਜੁੜ ਗਿਆ ਭੁੱਲ ਗਿਆ ਐਂ ਨਹੀਂ ਹੈ ਆਪ ਭੁੱਲ ਭੁੱਲ ਭੁੱਲ ਲੈ ਬਿਲਕੁਲ ਚੇਤਨ ਹੈ ਹਰ ਵੇਲੇ ਚੇਤਨ ਚੇਤਨੀ ਸੰ ਸੁਚੇਤ ਸੁਚੇਤ ਇਹ ਪਾਤੜੀ ਰਹੇ ਸੁਚੇਤ ਹਰ ਵੇਲੇ ਸੁਚੇਤ ਆਪ ਅਪੁੱਲ ਨਾ ਭੁੱਲੇ ਕਬਹੀ ਸਭ ਸਭ ਸੱਚ ਤਪਾਵਸ ਸਤ ਥਿਆ ਆਪੇ ਅੱਧਾ ਅਪੁੱਲ ਹੈ ਅੱਧਾ ਭੁੱਲਣਾ ਜਿਹੜਾ ਭੁੱਲਣ ਵਿੱਚ ਕੀਆ ਸਭ ਕੋਈ ਉਹਦਾ ਦੂਜਾ ਹੈ ਬਾਹਰਲਾ ਆ ਬਾਹਰ ਹੈ ਸਭ ਕੋਈ ਤਾਂ ਜਾਂ ਸਭ ਕੋਈ ਦੀ ਗੱਲ ਕਰਦੇ ਆ ਬਾਹਰ ਅੰਦਰਲੇ ਨੂੰ ਸਭ ਕੋਈ ਕਦੇ ਨਹੀਂ ਕਿਹਾ ਅੰਦਰਲਾ ਇੱਕ ਸਭ ਕੋਈ ਲਫ਼ਜ਼ ਬਾਹਰ ਵਾਲਿਆਂ ਵਾਸਤੇ ਡਿਫਰੈਂਟ ਵਾਲਿਆਂ ਦੇ ਵਿੱਚ ਮਨੇ ਡਿਫਰੈਂਟ ਕਿਸਮ ਦੇ ਨੇ ਚਿੱਤ ਡਿਫਰੈਂਟ ਹੈ ਹੀ ਨਹੀਂ ਕਿਸੇ ਉਹਦਾ ਸੁਭਾਅ ਨਹੀਂ ਡਿਫਰੈਂਟ ਉਹਦੀ ਸ਼ਕਲ ਅਕਲ ਕੁਝ ਵੀ ਉਹਦਾ ਵੱਖਰਾ ਨਹੀਂ ਤਾਂ ਹੀ ਅੰਤਰਾਤਮਾ ਸਾਰਿਆਂ ਦੀ ਇੱਕ ਹੈ ਇੱਕ ਯਾਨੀ ਉਹਨੂੰ ਗਿਣਤੀ ਉਹ ਸਭ ਕੋਈ ਉਹਨੂੰ ਕਿਵੇਂ ਕਹਿੰਦੇ ਤੁਸੀਂ ਉਹ ਤਾਂ ਇੱਕੋ ਉਹਦੇ ਵਾਸਤੇ ਲਫ਼ਜ਼ ਇੱਕੋ ਵਰਤਿਆ ਜਾਣਾ ਉਹ ਆਪਣੇ ਠਿਕਾਣੇ ਤੋਂ ਨਹੀਂ ਹਿੱਲਿਆ ਇਹ ਠਿਕਾਣੇ ਤੋਂ ਹਿੱਲ ਗਿਆ ਜੋ ਆਪਣੇ ਠਿਕਾਣੇ ਤੋਂ ਹਿੱਲਿਆ ਹੀ ਨਹੀਂ ਉਹ ਕਿਵੇਂ ਕਹਿੰਦਾ ਇਹ ਤਾਂ ਕੰਨ ਚੋਂ ਰੋੜਾ ਅੱਧਾ ਬਾਹਰ ਨਿਕਲਿਆ ਅੱਧਾ ਕੰਨ ਦੇ ਵਿੱਚ ਉਹਨੂੰ ਤੁਸੀਂ ਕਿਵੇਂ ਕਹਿ ਦੋਗੇ ਵੱਖਰਾ ਉਹਨੂੰ ਰੋੜਾ ਕਹਿ ਹੀ ਨਹੀਂ ਜਾ ਸਕਦਾ ਵੱਖਰਾ ਹੈ ਹੀ ਨਹੀਂ ਬਈ ਵਿੱਚ ਹੈ ਇਹਨੇ ਜਾ ਕੇ ਫਿੱਟ ਹੋਣਾ ਉਹ ਤਾਂ ਹੈ ਉਹ ਫਿੱਟ ਇਹਨੇ ਫਿਰ ਉਹ ਜਿਹੜਾ ਹੈਗਾ ਬੋਰੀ ਬੰਦ ਹੋ ਜਾਣੀ ਪਰ ਬੋਰੀ 'ਚ ਕੋਈ ਆਲਣਾ ਪਾਲਵੇ ਜਿਹੜੀ ਜਗ੍ਹਾ ਖਾਲੀ ਹੈ ਖਾਲੀ ਤੇ ਖਾਲੀ ਹੈ ਜੀ ਸਭ ਸੱਚ ਤਪਾਵਸ ਸੱਚ ਥਿਆ ਸਭ ਸੱਚ ਤਪਾਵਸ ਤਪਾਵਸ ਸੱਚ ਕੀ ਸੱਚ ਤਪ ਹੈ ਤਪ ਕਰਨ ਵਾਲਾ ਹੈ ਸੱਚ ਦੇ ਨਾਲ ਵਸ ਵਿੱਚ ਆਉਂਦਾ ਮਨ ਸੱਚ ਦੇ ਬਿਨਾਂ ਵਸ ਨਹੀਂ ਆ ਸਕਦਾ ਜਦ ਮਨ ਵਸ ਆ ਜਾਂਦਾ ਹੈ ਸੱਚ ਨਾਲ ਫਿਰ ਸੱਚ ਥੀਆ ਫਿਰ ਸਜਿਆ ਹੋ ਜਾਂਦਾ ਜਦ ਸਭ ਸੱਚ ਮੰਨ ਲੈਂਦਾ ਹੈ ਕਿ ਜੋ ਆਤਮਾ ਉਹ ਸੱਚ ਹੈ ਸਭ ਸੱਚ ਜਿਹੜੇ ਸਭ ਨੇ ਸਭੇ ਸੱਚ ਹੈ ਇੱਕੋ ਹੀ ਧਾਤੂ ਦੇ ਬਣੇ ਨੇ ਸਾਰੇ ਚਾਰ ਵਣ ਨਹੀਂ ਹੈ ਚਾਰ ਵਣ ਜਿਹੜੇ ਪਹਿਲਾਂ ਆਏ ਨੇ ਜਦੋਂ ਚਾਰ ਵਣ ਦੀ ਜਿਹੜੀ ਅਸਲੀਅਤ ਨੂੰ ਸਮਝ ਲੈਂਦਾ ਹੈ ਇਹ ਧਾਤੂ ਦਾ ਇੱਕ ਦੇ ਬਣੇ ਨੇ ਸਾਰੇ ਪਰਮ ਤਤ ਦੇ ਸਾਰੇ ਬਣੇ ਹੋਏ ਨੇ ਤਤ ਸਾਰਿਆਂ ਦੇ ਅੰਦਰ ਹੈ ਪਹਿਲਾਂ ਹੁੰਦਾ ਗਿਆਨ ਫਿਰ ਸੱਚ ਹੈ ਤਾਂ ਸਭ ਸਾਰੇ ਸਤ ਸਰੂਪ ਨੇ ਚਾਰ ਵਾਰ ਇੱਕ ਵਾਰ ਨਹੀਂ ਜੋਤ ਲੈ ਕਿਤੇ ਕੋਈ ਜੋਤ ਆ ਚ ਚਾਰ ਵਰਨ ਵਾਲੀ ਬਲੌਤ ਮਿਟ ਜਾਂਦੀ ਬਸ ਇਹ ਸੱਤ ਸਰੂਪ ਫੇਰ ਹੁੰਦਾ ਜਿੰਨਾ ਚਿਰ ਚਾਰ ਨਾਲ ਵਾਲੀ ਭਿੰਨ ਭੇਦ ਮਨੋਤ ਬਣੀ ਰਹਿੰਦੀ ਹੈ ਉਹਨਾਂ ਚਿਰ ਮਨ ਔਰ ਚਿੱਤ ਵੀ ਭਿੰਨ ਭੇਦ ਖੜੇ ਰਹਿੰਦੇ ਉਹਨਾਂ ਚਿਰ ਮਨ ਨੀਚ ਹੈ ਅੰਦਰ ਉੱਚ ਅੰਦਰਲਾ ਉਜਾ ਮਨ ਕਰਕੇ ਨੀਚ ਦੂਸਰੇ ਕਿਸੇ ਨੂੰ ਨੀਚ ਸਮਝਣਾ ਅਸਲ ਆਪ ਨਹੀਂ ਹੈ ਆਪਨ ਕੋ ਜੋ ਜਾਣੇ ਕੋਈ ਗਣੀ ਪੰਡਤ ਇਸ ਕਰਕੇ ਸਭ ਤੋਂ ਨੀਚ ਹੈ ਕਿਉਂਕਿ ਆਪਣੇ ਆਪ ਨੂੰ ਸਭ ਤੋਂ ਉੱਚ ਸਮਝਦਾ ਸੰਤ ਇਸ ਕਰਕੇ ਨੀਚ ਹੈ ਕਿ ਆਪਣੇ ਆਪ ਨੂੰ ਸੰਤ ਸਮਝਦਾ ਦੂਸਰੇ ਨੂੰ ਅਸਲੀ ਸਮਝਦਾ ਸਾਧ ਇਸ ਕਰਕੇ ਨੀਚ ਹੈ ਕਿ ਆਪਣੇ ਆਪ ਨੂੰ ਸਾਧ ਸਮਝਦਾ ਦੂਸਰਿਆਂ ਨੂੰ ਨਹੀਂ ਸਮਝਦਾ ਚੇਲੇ ਸਮਝਦਾ ਸਭ ਨਹੀਂ ਨੇ ਰਾਜਾ ਇਸ ਕਰਕੇ ਨੀਚ ਹੈ ਕਿ ਆਪਣੇ ਆਪ ਨੂੰ ਰਾਜਾ ਸਮਝਦਾ ਦੂਸਰਿਆਂ ਨੂੰ ਪਰਜਾ ਸਮਝਦਾ ਵਿਦਵਾਨ ਇਸ ਕਰਕੇ ਨੀਚ ਹੈ ਆਪਣੇ ਆਪ ਨੂੰ ਵਿਦਵਾਨ ਸਮਝਦਾ ਦੂਸਰਿਆਂ ਨੂੰ ਐਵੇਂ ਸਮਝਦਾ ਜਿਹੜੀਆਂ ਜਨੌਰ ਸਮਝਦਾ ਠੀਕ ਹੈ ਗੁਰਮੁਖ ਇਸ ਕਰਕੇ ਨੀਚ ਨਹੀਂ ਉਹ ਸਭ ਨਾਲੋਂ ਆਪ ਨੂੰ ਨੀਚਾ ਸਮਝਦੇ ਆਪ ਨੂੰ ਕੋਈ ਜੋ ਜਾਣੇ ਤੇ ਭਲੇ ਕੰਮ ਕਰਨ ਵਾਲੇ ਇਸ ਕਰਕੇ ਨੀਚ ਨੇ ਆਪ ਆਪਣੇ ਆਪ ਨੂੰ ਭਲਾ ਕਹਾਉਂਦੇ ਨੇ ਕਹੋਣ ਖਾਤਰ ਭਲਾ ਕਹੋਣ ਖਾਤਰ ਭਲੇ ਕੰਮ ਜਿਹੜੇ ਕਰਦੇ ਨੇ ਉਹ ਨੀਚ ਨੇ ਕਹੋਣ ਖਾਤਰ ਵਿਗਿਆਪਨ ਦੇ ਕੇ ਅਸੀਂ ਸਕੂਲ ਚਲਾਉਂਦੇ ਆ ਕਾਲ ਚਲਾਉਂਦੇ ਆ ਕਰਦੇ ਸਾਨੂੰ ਡੋਨੇਸ਼ਨ ਭੇਜੋ ਸਭ ਨੀਚ ਨੇ ਸਭ ਨੀਚ ਇਹ ਨੀਚਤਾ ਦੇ ਕੰਮ ਵਿਗਿਆਪਨ ਮਿਲ ਕੇ ਉਹਨਾਂ ਦੇ ਅੰਦਰਲੀ ਮਨਸ਼ਾ ਨੂੰ ਦਸ਼ਾ ਨੂੰ ਦਰਸਾਉਂਦਾ ਹਾਈਲਾਈਟ ਕਰਦੇ ਨੇ ਹਾਈਲਾਈਟ ਹਾਈਲਾਈਟ ਕਰਦੇ ਨੇ ਆਪਣ ਬੋਰਡ ਲਾਉਣੇ ਲਾਉਣਾ ਸਭ ਇਹ ਸਭ ਨੀਚਤਾ ਨੀਚਤਾ ਤੋਂ ਸਭ ਕੁਝ ਉਹਨਾਂ ਦੀ ਅੰਦਰੋਂ ਜਿਹੜੀ ਹੈ ਇੱਛਾ ਆਪਣੇ ਆਪ ਨੂੰ ਹਾਈਲਾਈਟ ਕਰਦੀ ਹੈ ਭਲਾ ਕਹੋਣ ਦੀ ਚੰਗਾ ਕਹੋਣ ਦੀ ਇੱਛਾ ਜਿਹੜੀ ਸੰਸਾਰ ਦੇ ਅਨੁਸਾਰ ਚੱਲਦੇ ਨੇ ਸੰਸਾਰ ਦਾ ਵਿਰੋਧ ਨਹੀਂ ਕਰਦੇ ਸੰਸਾਰ ਨੂੰ ਉਹਨਾਂ ਦੇ ਕੰਮ ਚੰਗੇ ਲੱਗਦੇ ਹੁੰਦੇ ਨੇ ਆਹ ਨਹੀਂ ਕੰਮ ਚੰਗਾ ਲੱਗਦਾ ਸੰਸਾਰ ਇਹ ਜੀ ਇਹ ਕਿਸੇ ਬੱਲੇ ਨੂੰ ਚੰਗਾ ਲੱਗਦਾ ਕਿ ਸਾਰਿਆਂ ਨੂੰ ਸ਼ੌਕਾ ਫੇਰੀ ਜਾਂਦਾ ਇੱਕੋ ਜਿਹਾ ਜਿਹਨਾਂ ਨੂੰ ਸਰਕਾਰ ਭਲੇ ਕਹਿੰਦੇ ਉਹਨਾਂ ਤੇ ਵੀ ਸ਼ੌਕਾ ਉਹੀ ਫੇਰ ਦਿੰਦਾ ਲੋਹੇ ਦਾ ਹੀ ਛੋਟਾ ਹੋਵੇ ਚਾਹੇ ਪੇੜ ਚਾਹੇ ਬੜਾ ਹੋਵੇ ਸ਼ੌਕਾ ਇੱਕੋ ਹੀ ਹੈ ਉਹਦੇ ਸਾਰਿਆਂ ਦੀ ਲੱਗ ਜਾਣਾ ਸਭ ਸੱਚ ਤਪਾਵਤ ਸੱਚ ਥਿਆ ਤਪਾ ਬਸ ਸੱਚ ਗਿਆ ਜਾਂ ਤਪਾ ਸੱਚ ਨਾਲ ਸਭ ਸੱਚ ਮੰਨ ਕੇ ਸੱਚ ਦੇ ਵਸ ਚ ਹੋ ਜਾਂਦਾ ਹੈ ਸੱਚ ਨਾਲ ਵਸ ਜਾਂਦਾ ਬਸ ਸੱਚ ਦੇ ਵਸ ਹੋਣਾ ਸੱਚ ਨਾਲ ਟਿਕ ਜਾਣਾ ਤਪ ਨੂੰ ਤਾਂ ਵਸ ਹੋ ਜਾਣ ਵਸ ਜਦੇ ਜਾਂ ਟਿਕ ਜਵੇ ਤਪ ਨੂੰ ਤਾਂ ਕੰਡੈਮ ਕੀਤਾ ਜੀ ਤਪ ਤਪਾ ਵਸ ਕੇ ਜਿਹੜਾ ਤਪ ਕਰਦਾ ਸੀ ਉਹ ਵਸ ਚ ਆ ਜਾਂਦਾ ਹੈ ਮਨ ਤਪਾ ਵਸ ਨਹੀਂ ਨਹੀਂ ਤਪ ਨੂੰ ਕੰਡੈਮ ਨਹੀਂ ਕੀਤਾ ਹੋਇਆ ਨਹੀਂ ਉਹ ਸਰੀਰ ਦੇ ਤੌਣ ਦੇ ਤਪ ਨੂੰ ਵਸ ਕੀਤਾ ਹੋਇਆ ਹੈ ਮੰਡਮ ਕੀਤਾ ਤਪ ਨਹੀਂ ਵਾਚ ਕੀਤਾ ਹੋਇਆ ਅਸੰਖ ਤਪ ਕਹਿਤਾ ਤਪ ਠੀਕ ਹੈ ਜਪ ਵੀ ਠੀਕ ਹੈ ਪਰ ਅਸੰਖ ਨਹੀਂ ਹੈ ਇੱਕੋ ਹੀ ਹੈ ਅਸੰਖ ਤਪ ਦੇ ਜਿਹੜੇ ਅਸੰਖ ਨੇ ਉਹ ਗਲਤ ਨੇ ਇੱਕ ਤਪ ਹੈ ਤੇ ਕਈ ਜੁਗਤ ਨਹੀਂ ਤਨ ਤਾਇਆ ਤਨ ਤਾਇਆ ਮਨੂ ਦਾ ਤਾਉਣਾ ਮਨੂ ਦਾ ਸ਼ੁੱਧ ਕਰਨਾ ਕੋਠਾਲੀ ਚ ਪਾਏ ਤੇ ਫਿਰ ਮਨ ਕਿਵੇਂ ਸ਼ੁੱਧ ਹੋ ਜੂਗਾ ਕਿਵੇਂ ਹੋਊਗਾ ਮਨ ਦੀ ਖੋੜ ਤਾਂ ਦੂਰ ਕਰਨੀ ਹੈ ਮਨ ਦੀ ਖੋੜ ਕਿਵੇਂ ਦੂਰ ਹੁੰਦੀ ਹੈ ਮਨ ਦਾ ਤਾਂ ਕੀ ਹੈ ਮਨ ਨੂੰ ਘੇਰਨਾ ਹੈ ਮਨ ਨੂੰ ਬੰਨਣਾ ਹੈ ਗਿਆਨ ਦਾ ਬੰਦਾ ਬੰਨਿਆ ਹੋਇਆ ਰੱਖਿਆ ਤਾਂ ਹੈ ਜੇ ਰਾਜੀ ਨਾ ਬੰਨਿਆ ਰਹਿੰਦਾ ਤਾਂ ਇਹ ਤਪੇ ਹੈ ਇਹਦਾ ਮਨ ਰੁਕਦਾ ਹੈ ਆਪਣੇ ਆਪ ਨੂੰ ਰੋਕਣਾ ਮਾਇਆ ਚੋਂ ਮਨ ਆਪਣੇ ਆਪ ਨੂੰ ਆਪੇ ਰੋਕਦਾ ਕੋਈ ਨਹੀਂ ਰੋਕਦਾ ਆਪੇ ਹਾਂ ਆਪੇ ਰੁਕ ਕੋਈ ਨਹੀਂ ਰੋਕ ਸਕਦਾ ਆਪਣੇ ਆਪੇ ਰੁਕਣਾ ਪੈਂਦਾ ਆਪਣੇ ਆਪ ਰੁਕਣਾ ਹੀ ਤਾਂ ਹੈ ਆਪੇ ਜਿਨਾ 부ਝਾਏ ਗੁਰਮੁਖ ਹਾਂ ਤਿੰਨ ਅੰਦਰ ਦੂਜਾ ਭਰਮ ਗਿਆ ਤਪ ਦੇ ਵਿੱਚ ਹੀ ਆ ਜਦੋਂ ਕਹਿੰਦਾ ਇੱਕ ਬੂਦ ਜਲ ਕਾਰਨ ਔਖਾ ਉੱਤੇ ਬਹੁਤ ਹੈ ਧੂਣੀਆਂ ਦੇ ਕੋਲ ਬੈਠਣ ਤੇ ਸੌਖਾ ਹੈ ਉਹ ਅੱਠ ਧੂਣੀਆਂ ਲਾ ਕੇ ਅੜਦਾ ਐ ਬੈਠਾ ਉੱਥੇ ਪਰਦੇਸੀ ਕੇ ਘਾਗਰੇ ਚਾਹੁੰਦੇ ਸਲਾਗਾ ਆਗ ਚਾਰੇ ਪਾਸੇ ਅੱਗ ਖੇਤਾ ਜਲ ਕੋਲਾ ਪਈ ਧਾਗੇ ਆਂਚ ਨਾ ਲੱਗ ਸੱਚ ਬਚਿਆ ਉੱਥੇ ਬਾਕੀ ਕੁਝ ਨਹੀਂ ਬਚਿਆ ਤਬ ਹੈਗਾ ਤਬ ਨਹੀਂ ਕਟਿਆ ਆਇਆ ਉਹਨਾਂ ਵਾਲਾ ਤਬ ਕਟਿਆ ਆਇਆ ਜਿਹੜੀ ਚੌਂਦੀ ਚੌਂਦੀ ਛਾਗ ਲੱਗੀ ਹੈ ਬਰਮੀ ਮਾਰੇ ਸੱਪ ਨਹੀਂ ਮਾਰੀ ਸੱਪ ਨੂੰ ਦਾ ਮਾਰਨਾ ਹੈ ਮਨ ਨੂੰ ਮਾਰਨ ਦਾ ਮਤਲਬ ਹੁੰਦਾ ਹੈ ਆਪਾਂ ਮਾਰਦੇ ਆ ਸੰਖਿਆ ਅੱਗ ਨਾਲ ਸਾੜਦੇ ਆ ਬਾਰਾ ਮਾਰਦੇ ਉਹਦੀ ਦਵਾਈ ਬਣਾਉਣੀ ਮਾਰਨਾ ਮਤਲਬ ਨਸ਼ਟ ਆਪੇ ਜਿੰਨਾ ਨਸ਼ਟ ਕਰਨਾ ਨਹੀਂ ਹੈ ਮਾਰਨਾ ਮਤਲਬ ਉਹਦਾ ਕੁਝ ਵਧੀਆ ਚੀਜ਼ ਬਣਾਉਣੀ ਹੈ ਸ਼ੁੱਧ ਕਰਨਾ ਹੈ ਆਪੇ ਜਿਨਾ ਬੁਝਾਏ ਗੁਰਮੁਖ ਆਪੇ ਜਿਹੜਾ ਜਿਹੜਾ ਮਨ ਦਰਗਾਹ ਪ੍ਰਵਾਨ ਨਹੀਂ ਦਰਗਾਹ ਚ ਪ੍ਰਮਾਣੀ ਦਾ ਇੱਥੇ ਭੇਜਿਆ ਹੈ ਚਿੱਤ ਦਾ ਮਨ ਹੈ ਮਨ ਕਰਕੇ ਮੇਰੇ ਨਾਲ ਵਿਰੋਧ ਸੀ ਸਤਿਗੁਰੂ ਮੇਰਾ ਮਨ ਠੀਕ ਨਹੀਂ ਸੀ ਮਨ ਨੂੰ ਦਰਗਾਹ ਅਨੁਸਾਰ ਪ੍ਰਵਾਨ ਇੱਥੇ ਕਰਕੇ ਤਾਂ ਜਾਣ ਦੇਣਾ ਤਪ ਤਪ ਤੇ ਬਿਨਾਂ ਕਿਵੇਂ ਹੋਊਗਾ ਖੋੜੇ ਦੀ ਕਿਵੇਂ ਨਿਕਲੂਗੀ ਮਨ ਦੇ ਲੈਵਲ ਦਾ ਤਪ ਛੱਡ ਕੇ ਤਨ ਦੇ ਲੈਵਲ ਦਾ ਤਪ ਸ਼ੁਰੂ ਕਰ ਲਿਆ ਉਹ ਕੱਟਿਆ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕੇ ਰਿਦੇ ਪਾਉ ਹੈ ਦੂਜਾ ਜੇ ਜਪ ਤਪ ਵਿੱਚ ਤੁਹਾਡੀ ਮਾਇਆ ਦੀ ਉਹ ਭੁੱਖ ਅੜੀ ਹੋਈ ਹੈ ਫਿਰ ਕਾਹਦਾ ਜਪ ਤਪ ਹੈ ਹਿਰਦੇ 'ਚ ਭੁੱਖ ਦਾ ਮਾਇਆ ਦੀ ਹੈ ਉਹ ਤਾਂ ਜਪ ਤਪ ਘਟਿਆ ਜਿਹਦੇ ਵਿੱਚ ਹਿਰਦੇ ਵਿੱਚ ਮਾਇਆ ਦੀ ਜੇ ਨਾਮ ਦੀ ਭੁੱਖਾ ਫਿਰ ਕਿੱਥੇ ਫਿਰ ਨਹੀਂ ਘਟਿਆ ਹੋਇਆ ਸੰਤੋਖ ਸਤ ਸੰਤੋਖ ਦੇ ਵਿੱਚ ਮਾਇਆ ਦੀ ਭੁੱਖ ਨਹੀਂ ਹੈ ਉੱਥੇ ਨਾਮ ਦੀ ਭੁੱਖ ਹੈ ਸੱਚੇ ਨਾਮ ਕੀ ਲਾਗਾ ਆਪੇ ਜਿਨਾ 부ਝਾਏ ਗੁਰਮੁਖੀ ਤਿਨ ਅੰਦਰੋਂ ਦੂਜਾ ਭਰਮ ਗਿਆ ਆਪੇ ਜਿਹੜਾ 부ਝਾਏ ਇੱਥੇ ਕੋਮਲ ਜਿਹੜਾ ਨੂੰ ਆਪੇ 부ਝਾਏ ਉਹ ਗੁਰਮੁਖ ਨੇ ਕਿਸੇ ਬੰਦੇ ਦੇ ਬਜਾਏ ਤੋਂ ਗੁਰਮੁਖ ਨਹੀਂ ਬਣਦਾ ਕਾਹ ਸਮਝ ਦਵੇ ਬੰਦੇ ਦੇ ਬਜਾਏ ਤੋਂ ਸੰਤੋਖੀ ਬਣ ਦੱਸੇ ਤੋਂ ਬੰਦੇ ਦੇ ਬਜਾਏ ਤੋਂ ਅਸੰਤੋਖ ਤੱਕ ਦੀ ਕਥਾ ਹੈ ਇਹਦੇ ਚ ਅਗਲੀ ਦੀ ਹੈ ਅਗਲੀ ਦਾ ਸਿੱਧੀ ਡਾਇਰੈਕਟ ਹੈ ਨਾ ਵਾਲੀ ਉਹ ਤਾਂ ਡਾਇਰੈਕਟ ਹੈ ਉਹਦਾ ਤਾਂ ਪਰਮ ਰਹਿ ਗਿਆ ਵੀ ਨਾਮ ਕੀ ਹੁੰਦਾ ਅਸਲੀ ਦਾ ਮੇਰਾ ਕਹਿੰਦਾ ਤਾਂ ਸੁਣਨ ਵਾਲਾ ਉਹਦਾ ਪਰਮ ਤਾਂ ਨਿਕਲੂਗਾ ਜਾਂ ਮਿਲੂਗਾ ਐ ਨਾਮ ਦਾ ਪਰਮ ਤਾਂ ਨਿਕਲ ਗਿਆ ਚਲੋ ਪਰ ਉਹਦਾ ਪਰਮ ਉਹਦਾ ਕਿਵੇਂ ਨਿਕਲੂਗਾ ਮੇਰੇ ਕੰਨੀ ਸੁਣਨ ਵਾਲਾ ਪਰਮ ਤਾਂ ਨਿਕਲੂਗਾ ਜਦੋਂ ਨਿਕਲੂਗਾ ਜਾਂ ਸੁਣੂਗਾ ਮੇਰਾ ਕਹਿੰਦਾ ਤੇ ਰੋਗੀ ਦੇ ਕੋਲੋਂ ਸੁਣੂਗਾ ਉਹ ਕਿਹਦੇ ਵਾਸਤੇ ਉਹ ਤਾਂ ਕਿਹਦੇ ਦੇ ਵਾਸਤੇ ਉਹ ਬੰਦਾ ਤਾਂ ਦੇ ਨਹੀਂ ਸਕਦਾ ਇਹ ਤਾਂ ਐਂ ਕਹਿ ਸਕਦਾ ਭਾਈ ਇੱਥੇ ਬਹਿ ਜਾ ਐ ਦਾਇਰੇ ਦੇ ਵਿੱਚ ਮਾਇਆ ਦੀ ਇੱਛਾ ਤਿਆਗ ਕੇ ਆਰਾਧਨਾ ਕਰ ਉੱਤੇ ਜਪਣ ਦੀ ਗੱਲ ਨਹੀਂ ਹੁੰਦੀ ਦੇਖੋ ਫਰਕ ਕੀ ਹੈ ਜਪਣ ਵਾਲਾ ਕੰਮ ਖਤਮ ਹੋ ਗਿਆ ਜਪਣ ਵਾਲੇ ਕੰਮ ਨੂੰ ਸੰਤੋਖੀ ਬਣਦਾ ਸਿਰ ਜਪ ਕੇ ਸੰਤੋਖੀ ਬਣਦਾ ਸੰਤੋਖ ਤੋਂ ਬਾਅਦ ਜਪ ਖਤਮ ਆਪੇ ਜਪੋ ਆਪਣਾ ਜਾਪ ਸਿਰਫ ਆਤਮ ਦਰਸ਼ਨ ਵਾਸਤੇ ਜਾਪ ਹੈ ਅੱਗੇ ਵਾਲੇ ਵਾਸਤੇ ਨਹੀਂ ਨਾ ਮਰਨ ਵਾਸਤੇ ਜਪ ਹੈ ਜਿਉਂਦਾ ਹੋਣ ਵਾਸਤੇ ਜਪ ਨਹੀਂ ਹੁੰਦਾ ਉਹ ਦਾ ਨਾਮ ਮਿਲੇ ਤਾਂ ਜੀਵਾਂ ਤਾਂ ਜੀਵਾਂ ਨਾਮ ਦਾ ਜਮਾਉਣ ਵਾਸਤੇ ਹਾਂ ਉਹ ਨਾਮ ਚੇਤਨ ਗੁਰਬਾਣੀ ਮਨ ਮਾਰਿਆ ਹਾਂ ਗੁਰਬਾਣੀ ਮਨ ਮਾਰਿਆ ਜਿਵਾਉਣ ਵਾਸਤੇ ਨਾ ਜਪ ਸਿਰਫ ਮਾਰਨ ਵਾਸਤੇ ਹੈ ਮਨ ਨੂੰ ਜਿਉਣ ਵਾਸਤੇ ਨਹੀਂ ਹੈ ਮਨ ਗੁਰਬਾਣੀ ਨੇ ਮਨ ਨੂੰ ਮਾਰਦੀ ਮਾਰਦੀ ਹੈ ਜਿਉਦਾ ਉਹਨੇ ਕਰਨਾ ਜਿਉਦਾ ਨਹੀਂ ਕਰ ਸਕਦਾ ਕੋਈ ਸੰਸਾਰ 'ਚ ਮਾਰ ਸਕਦਾ ਨਾਮ ਮਿਲੇ ਤਾਂ ਜੀ ਨਾਮ ਮਿਲੇ ਤਾਂ ਜੀ ਜੋ ਨਾਮ ਮਿਲਣ ਵਾਸਤੇ ਨਾਮ ਮਿਲਣ ਵਾਸਤੇ ਆਰਾਧਨਾ ਦੀ ਲੋੜ ਹੈ ਜਪ ਦੀ ਲੋੜ ਨਹੀਂ ਨਾਮ ਦੀ ਆਰਾਧਨਾ ਹੁੰਦੀ ਹੈ ਨਾਮ ਦਾ ਜਪ ਨਹੀਂ ਹੁੰਦਾ ਆਰਾਧਨਾ ਆਰਾਧਨ ਦੀ ਕਾ ਹਰ ਹਰ ਨਾਮ ਉਸ ਨਾਮ ਦੀ ਆਰਾਧਨਾ ਐਸ ਨਾਮ ਦਾ ਜਪ ਹੈ ਜਿਹੜਾ ਗੁਰਬਾਣੀ ਚ ਨਾਮ ਸਮਾਇਆ ਹੋਇਆ ਇਹਦਾ ਜਪ ਹੈ ਔਰ ਜਿਹੜਾ ਨਾਮ ਹੈ ਨਾ ਬਿਨਾਂ ਕੰਨਾਂ ਦੇ ਸੁਣਨ ਵਾਲਾ ਉਹਦੀ ਆਰਾਧਨਾ ਉਹ ਤਾਂ ਸਾਡੇ ਕੋਲ ਹੈ ਹੀ ਨਹੀਂ ਕੁਝ ਬੈਠੇ ਉਹ ਤਾਂ ਵੀ ਦੇ ਪੈਣ ਵਾਲੀ ਗੱਲ ਹੈ ਬਦਲ ਵੀ ਹੈ ਸਭ ਕੁਝ ਹੈ ਫਿਰ ਬਾਦਲ ਵਰਖਾ ਹੋਏ ਆਪੇ ਹੀ ਹੈ ਗੁਰਬਾਣੀ ਦਾ ਸੁਣ ਲਿਆ ਹੀ ਦਾ ਪੈਸੇ ਗੁਰਬਾਣੀ ਨਹੀਂ ਤਾਂ ਪੈ ਜਨਰਲ ਸਮਝਣਾ ਜਾ ਮੰਨਣਾ ਤਾਪੈ ਮੰਨਣਾ ਪੈ ਲਾਗੂ ਕਰਨਾ ਉਹਦੇ ਤੇ ਮੰਨਦੇ ਲਾਗੂ ਕਰਨਾ ਹੋਰ ਤਾਂ ਨਾਲ ਲਾਗੂ ਕਰਨਾ ਸਖਤੀ ਨਾਲ ਲਾਗੂ ਕਰਨਾ ਸਾਰਾ ਇਹ ਹੈਗਾ ਸੰਵਿਧਾਨ ਬਾਣੀ ਦਾ ਸੰਤਾਨ ਦੇ ਕੁਰਬਾਨੀ ਸਾਰਾ ਸੰਤਾਨ ਹੈ ਸੰਤਾਨ ਅਜੋ ਅਰਜ ਕਰੀਏ ਤਾਂ ਬਾਹਰ ਜਾਓ ਸੰਤਾਨ